ਮਿੱਤਰ ਅਸਾਡ ਮਿੱਤਰ ਅਸਾਡ ਢੇਸੇ ਹੌਣ ਟੰਡੇਂਦੀ ਜਗ ਸਵਾਇਆ ਜਨਨਾ chát ਹਉ ਕੁਰਬਾਨ ਜਾਉ ਮਿਹਰਵਾਨ ਹਉ ਕੁਰਬਾਨ Kurma. ਸਨ ਆਇਆ ਵਾਹਿਆ ਪਿਆਰੇ ਲੀਤਣ ਲੱਭ ਰਖਾ ਆਵੇ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਕਿਰਪਾ ਕਰੋ ਸਾਰੇ ਬੋਲ ਅੱਖਾਂ ਬੰਦ ਕਰਕੇ ਚੌਂਕੜੇ ਲਾੜ ਸਾਰੇ ਕਿਰਪਾ ਕਰੋ ਜੀ ਕੁਰਬਾਨੇ ਜਾਓ ਵਾਲਾ ਜੇ ਰੰਗੇ ਸਾਹਿਬ ਐਸਾ ਨਦਰ ਕਰੇ ਆਪੇ ਸਾਥੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮੜ ਕੰਤੇ ਪਾਵੇ ਆਪੇ ਹੀ ਰਵੇ ਰੂਪ ਵਾਹਿਗੁਰੂ ਇੱਕ ਰਸ ਸਾਰੇ ਜਪੋ ਕੋਈ ਵਾਂਝਾ ਨਾ ਰਵੇ ਵਾਹਿਗੁਰੂ ਤਰਸ ਪਿਓਈ ਤਰਸ ਪਿਆ ਮਹਿ ਰਾਤ ਹੋਈ ਸਤ ਗੁਰ ਸੱਜਣ ਮਿਲਿਆ ਤਰਸ ਪਿਆ ਮਹਿ ਰਾਤ ਹੋਈ ਤਰਸ ਪਿਆ ਮਿਹਰਾਮਤ ਹੋਈ ਸੰਗਤ ਬੋਲੋ ਤਰਸ ਪਿਆ ਮਤ ਹੋਈ ਸਤਗੁਰ ਸਜਣ ਨਾਨਕ ਨਾਮ ਮਿਲੇ ਤਨੀਵਾ ਨਾਨਕ ਨਾਮ ਮਿਲੇ ਤਨੀਵਾ ਨਾਨਕ ਨਾਮ ਮਿਲੇ ਤਨੀਵਾ ਨਾਨਕ ਨਾਮ ਮਿਲੇ ਤਨੀਵਾ ਬੜੋ ਸਕਦੇ ਨਾਮ ਲੈਤਾ ਜੀਵਾ ਬੋਲੋ ਬੋਲੋ ਬਈ ਵਾਜੇ ਨਾ ਰੋ ਨਾਨਕ ਨਾਮ ਲੈਤਾ ਜੀਵਾ ਨਾਨਕ ਨਾਮ ਮਿਲੈ ਤਾਂ ਜੀਵਾ ਮਨ ਵੈ ਹਰੇ ਆ ਨਾਨਕ ਨਾਮ ਆਪੇ ਤਰਸ ਭਇ ਹੋਈ ਮੈਂ ਆਪੇ ਤਰਸ ਭਇ ਹੋਈ ਤਰਸ ਪਿਆ ਮੇਰਾ ਫਤ ਹੋਈ ਸਤਗੁਰ ਸੱਜਣ ਮਿਲਿਆ ਹਾਰੇ ਬੋਲੋ ਤਰਸ ਪਿਆ ਨਾਨਕ ਨਾਮ ਮਿਲੇ ਤਾ ਜੀਵਾ de. ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਹਾਂ ਨਮਸਕਾਰ ਕਰਨ ਵਾਲਿਆਂ ਨੂੰ ਬੇਨਤੀ ਛੇਤੀ ਛੇਤੀ ਨਮਸਕਾਰ ਕਰੋ ਆਪਣੀ ਆਪਣੀ ਜਗ੍ਹਾ ਤੇ ਸਜਦੇ ਜਾਓ ਭਾਵੇਂ ਕਾਫੀ ਠੰਡ ਹੈ ਕਾਫੀ ਸਰਦੀ ਹੈ ਟਰਾਲੀਆਂ ਮੋਟਰਸਾਈਕਲਾਂ ਤੇ ਬੈਠ ਕੇ ਆਉਣਾ ਕਾਫੀ ਔਖਾ ਵੀ ਲੱਗਦਾ ਹੈ ਠੰਡ ਕਰਕੇ ਪਰ ਜੇ ਅੰਦਰ ਪ੍ਰੇਮ ਹੋਵੇ ਸ਼ਰਧਾ ਹੋਵੇ ਚਾ ਹੋਵੇ ਸ਼ੌਂਕ ਹੋਵੇ ਮਨ ਸੱਚ ਦੀ ਕੀਮਤ ਨੂੰ ਜੇ ਜਾਣਦਾ ਹੋਵੇ ਫਿਰ ਕੋਈ ਠੰਡ ਨਹੀਂ ਲੱਗਦੀ ਜੇ ਕੋਈ ਅੱਜ ਕੱਲ ਦੇ ਦਿਨਾਂ ਵਿੱਚ ਖੇਤ ਕਈ ਲੈ ਕੇ ਕਣਕਾਂ ਨੂੰ ਪਾਣੀ ਲਾਉਂਦਾ ਫਿਰਦਾ ਹੈ ਸਪਰੇਅ ਕਰਦਾ ਫਿਰਦਾ ਉਹਨੂੰ ਬਾਹ ਤੋਂ ਫੜ ਕੇ ਆਖੋ ਰੁਕ ਜਾ ਨੰਗੇ ਪੈਰ ਨੇ ਚਿੱਕੜ ਦੇ ਵਿੱਚ ਤਸਦਾ ਤੁਰਿਆ ਜਾਂਦਾ ਹੈ ਤੈਨੂੰ ਠੰਡ ਨਹੀਂ ਲੱਗਦੀ ਤੂੰ ਠਰਦਾ ਨਹੀਂ ਉਹ ਕਹਿੰਦਾ ਲੱਗਦੀ ਤੇ ਹੈ ਪਰ ਬੋਲ ਦਿਸਦੇ ਨੇ ਬੋਲ ਕਣਕ ਦੇ ਲੱਗੇ ਹੋਏ ਢੇਰ ਦਿਸਦੇ ਨੇ ਬੋਲ ਦਿਸਦੇ ਨੇ ਅੱਛਾ ਫੇਰ ਉਹ ਕਹਿੰਦਾ ਹੈ ਆੜਤੀਏ ਦਾ ਲੈ ਰਿਆ ਕਰਜ਼ਾ ਦਿਸਦਾ ਹੈ ਕਰਜ਼ਾ ਲੈ ਜਾਣਾ ਹੈ ਧਿਆਨ ਵਿੱਚ ਮੇਰੇ ਐ ਮਾਇਆ ਇਹ ਪੈਸਾ ਆਏਗਾ ਗੁਜ਼ਾਰਾ ਚੱਲੇਗਾ ਸੌਖੇ ਹੋ ਜਾਣਾ ਧਿਆਨ ਵਿੱਚ ਇਹ ਐ ਤੇ ਫਿਰ ਠੰਡ ਵਿੱਚ ਵੀ ਠੰਡ ਨਹੀਂ ਲੱਗਦੀ ਫਿਰ ਇਸੇ ਤਰ੍ਹਾਂ ਜਦੋਂ ਸਾਡਾ ਧਿਆਨ ਗੁਰੂ ਵਿੱਚ ਹੋਵੇ ਮਾਲਕ ਵਿੱਚ ਹੋਵੇ ਫਿਰ ਨਹੀਂ ਪਰਵਾਹ ਕਰਦੇ ਜੇ ਪਤਾ ਇਹਦਾ ਲਾਭ ਕਿੰਨਾ ਵੱਡਾ ਇਹਦਾ ਫਾਇਦਾ ਕਿੰਨਾ ਵੱਡਾ ਬਾਹਰ ਹੀ ਠੰਡ ਹੈ ਨਾ ਮਨ ਤੇ ਇਦਾਂ ਭੁੱਜਦੇ ਨੇ ਜਿਵੇਂ ਪੱਠੀ 'ਚ ਦਾਣੇ ਭੁੱਜਦੇ ਬਾਹਰਲੀ ਠੰਡ ਨੇ ਅੰਦਰ ਨੂੰ ਠੰਡ ਨਹੀਂ ਪਾਉਣੀ ਅੰਦਰ ਤੇ ਠੰਡ ਇੱਕ ਕੇਵਲ ਤੇ ਕੇਵਲ ਸਤਿਗੁਰੂ ਜੀ ਦੇ ਬਚਨ ਕਮਾ ਕੇ ਸੱਚ ਨਾਲ ਨਾਮ ਨਾਲ ਪ੍ਰਮਾਤਮਾ ਨਾਲ ਜੁੜ ਕੇ ਹੀ ਪੈਂਦੀ ਨਹਿ ਸੀਤਲੰਗ ਚੰਦਰ ਦੇਵ ਹੈ ਕਹਿੰਦੇ ਚੰਦਰਮਾ ਨੂੰ ਠੰਡਾ ਮੰਨਿਆ ਜਾਂਦਾ ਗੁਰੂ ਜੀ ਕਹਿੰਦੇ ਭਾਈ ਇਹ ਵੀ ਇੰਨਾ ਠੰਡਾ ਨਹੀਂ ਚੰਦਨ ਨੂੰ ਠੰਡਾ ਮੰਨਿਆ ਜਾਂਦਾ ਲੋਕ 52 ਉਂਗਲਾਂ ਦਾ ਚੰਦਨ ਜਿਹੜਾ ਹੈ ਉਹਨੂੰ ਕਸਾ ਕੇ ਮੱਥੇ ਤੇ ਲਾਉਂਦੇ ਆ ਆਖੇ ਠੰਡਾ ਹੁੰਦਾ ਹੈ ਜੀ ਮੱਥਾ ਠੰਡਾ ਰਹੂ ਕਹਿੰਦੇ ਭਾਈ ਇਹ ਚੰਦਨ ਵੀ ਇੰਨਾ ਠੰਡਾ ਨਹੀਂ ਨਹਿ ਸੀਤਲੰਗ ਚੰਦਰ ਦੇਵ ਹੈ ਨਹਿ ਸੀਤਲੰਗ ਬਾਵਨ ਚੰਦਨ ਹੈ ਫਿਰ ਸਰਦੀ ਦੀ ਰੁੱਤ ਬਹੁਤ ਠੰਡੀ ਹੈ ਮਾਰ ਕਹਿੰਦੇ ਨਾ ਭਾਈ ਨਾਨਕ ਗੁਰੂ ਸਾਹਿਬ ਕਹਿੰਦੇ ਨਹਿ ਸੀਤ ਨਹਿ ਸੀਤਲੰਗ ਸੀਤ ਰੁੱਤੇ ਇਹ ਵੀ ਠੰਡੀ ਹੈ ਫਿਰ ਗੁਰੂ ਜੀ ਦੱਸੋ ਠੰਡ ਹੈ ਕਿੱਥੇ ਮਹਾਰਾਜ ਕਹਿੰਦੇ ਨਾਨਕ ਸੀਤਲੰ ਸਾਧ ਸਮਝਣਾ ਸੀਤਲਤਾ ਹੈ ਤੇ ਸੱਚੇ ਸਾਧ ਗੁਰੂ ਦੇ ਚਰਨਾਂ 'ਚ ਅਸਲੀ ਸ਼ਾਂਤੀ ਗੁਰੂ ਤੋਂ ਬਿਨਾ ਕਿਤੇ ਨਹੀਂ ਮਿਲਦੀ ਅਸਲ ਠੰਡ ਮਨ ਦੀ ਜਿਹੜੀ ਹੈ ਉਹ ਸਤਿਗੁਰ ਕੋਲ ਆ ਕੇ ਪ੍ਰਾਪਤ ਹੁੰਦੀ ਹੈ ਬਾਹਰਲੀ ਠੰਡ ਨੇ ਅੰਦਰ ਠੰਡ ਨਹੀਂ ਪਾਉਂਦੀ ਮਨ ਇਦਾਂ ਪੁੱਜਦੇ ਰਹਿੰਦੇ ਨੇ ਪੱਠੀ 'ਚ ਦਾਣੇ ਪੁੱਜਦੇ ਹਰ ਵੇਲੇ ਅੰਦਰੋਂ ਤਪਦੇ ਰਹਿੰਦੇ ਆ ਹਰ ਵੇਲੇ ਅੰਦਰੋਂ ਤੜਫਦੇ ਰਹਿੰਦੇ ਆ ਤਪੇ ਹੀ ਰਹਿੰਦੇ ਪਰ ਜਿਵੇਂ ਜਿਵੇਂ ਗੁਰਬਾਣੀ ਸੁਣੀਏ ਗੁਰਬਾਣੀ ਸਮਝੀਏ ਗੁਰੂ ਸਾਹਿਬ ਦੇ ਬਚਨਾਂ ਤੇ ਚੱਲੀਏ ਕੱਲਾ ਸੁਣ ਕੇ ਨਹੀਂ ਚੱਲ ਕੇ ਭਾਈ ਕੱਲਾ ਸੁਣ ਕੇ ਨਹੀਂ ਮਹਾਰਾਜ ਜੀ ਦੇ ਬਚਨਾਂ ਨੂੰ ਕਮਾ ਕੇ ਤੇ ਜਿਵੇਂ ਜਿਵੇਂ ਬੰਦਾ ਸੱਚ ਦੀ ਕਮਾਈ ਕਰਦਾ ਹੈ ਗੁਰੂ ਸਾਹਿਬ ਦੇ ਬਚਨਾਂ ਦੀ ਕਮਾਈ ਕਰਦਾ ਹੈ ਨਾਮ ਦੀ ਕਮਾਈ ਕਰਦਾ ਹੈ ਉਵੇਂ ਹੀ ਬਸ ਉਹ ਠੰਡਾ ਹੁੰਦਾ ਜਾਏਗਾ ਗੁਰੂ ਸਾਹਿਬ ਨੂੰ ਸੁਣਨਾ ਮਤਲਬ ਸੱਚ ਸੁਣਨਾ ਕਿਉਂਕਿ ਝੂਠ ਹੀ ਕੋਈ ਨਹੀਂ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਸੁਣਨਾ ਮਤਲਬ ਸੱਚ ਸੁਣਨਾ ਗੁਰੂ ਗ੍ਰੰਥ ਸਾਹਿਬ ਨੂੰ ਸੁਣਨਾ ਮਤਲਬ ਰੱਬ ਦੀ ਆਵਾਜ਼ ਸੁਣਨੀ ਤੁਰ ਕੀ ਬਾਣੀ ਆਈ ਫਿਰ ਕੀ ਹੁੰਦਾ ਹੈ ਤਿੰਨ ਸਗਲੀ ਚਿੰਤ ਮਟਾਈ तमाम ਚਿੰਤਾਵਾਂ ਝੋਰੇ ਸਟ੍ਰੈਸ ਖਤਮ ਹੋ ਜਾਏਗੀ ਜਦੋਂ ਧੁਰੇ ਨਾਲ ਜੁੜਾਂਗੇ ਆਪਣੇ ਮੂਲ ਨਾਲ ਜੁੜਾਂਗੇ ਕਦਰ ਹੈ ਹੀ ਫੇਰ ਹੈ ਧੁਰੇ ਨਾਲੋਂ ਟੁੱਟ ਗਏ ਇਸੇ ਕਰਕੇ ਦੁਖੀ ਹੈ ਧੁਰੇ ਨਾਲੋਂ ਟੁੱਟ ਗਏ ਇਸੇ ਕਰਕੇ ਅਸ਼ਾਂਤ ਤੁਰੇ ਨਾਲ ਜੁੜ ਕੇ ਗੁਰਮਖੋ ਸਾਡੀ ਕੀਮਤ ਹੈ ਨਹੀਂ ਤੇ ਪਸ਼ੂਆਂ ਵਰਗਾ ਜੀਵਨ ਹੈ ਪਸ਼ੂ ਵੀ ਬੱਚੇ ਆਪਣੇ ਪਾਲੀ ਜਾਂਦੇ ਆਪਾਂ ਵੀ ਪਾਲੀ ਜਾਂਦੇ ਆ ਉਹ ਵੀ ਆਲਣਾ ਜਿਹਾ ਬਣਾ ਲੈਂਦੇ ਨੇ ਆਪਾਂ ਵੀ ਆਲਣੇ ਜੇ ਬਣਾਈ ਬੈਠੇ ਆ ਸਾਡੇ ਨਾਲੋਂ ਇੱਕ ਗੱਲੋਂ ਫਿਰ ਵੀ ਠੀਕ ਨੇ 20 25 ਦਿਨ ਮਹੀਨਾ ਪਾਲਦੇ ਨੇ ਜਦੋਂ ਉੱਡਣ ਜੋਗਾ ਹੋ ਜਾਂਦਾ ਉਹ ਉਡਾਰੀ ਮਾਰ ਕੇ ਜਾਂਦਾ ਮੁੜ ਕੇ ਬੇਫਿਕਰੀ ਆਪਾਂ ਤੇ ਇਹ ਉਡਾਰੀਆਂ ਵੀ ਮਾਰ ਜਾਂਦੇ ਨੇ ਤਾਂ ਵੀ ਮੋਹ ਦੀ ਸਾਡੀ ਪਕੜ ਨਹੀਂ ਖਤਮ ਹੁੰਦੀ ਅਸੀਂ ਤੇ ਫਸ ਜਾਂਦੇ ਆ ਪਾਲਣ ਦੇ ਬਾਅਦ ਉਹਨਾਂ ਦੇ ਵਿੱਚ ਹੀ ਫਸ ਜਾਂਦੇ ਆ ਸਾਡਾ ਤੇ ਮਨ ਉਹਨਾਂ ਵਿੱਚ ਧਸਿਆ ਹੀ ਰਹਿੰਦਾ ਹੈ ਪਰ ਉਹ ਤੇ ਪਰਵਰਿਸ਼ ਕਰਦੇ ਨੇ ਪਾਲਦੇ ਨੇ ਅਸੀਂ ਵੀ ਬਸ ਜੇ ਉੱਥੇ ਕੀ ਖੜੇ ਆ ਫਿਰ ਫਾਇਦਾ ਕੀ ਹੋਇਆ ਜੇ ਮਨੁੱਖ ਹਾਂ ਜੇ ਸਭ ਤੋਂ ਉੱਤਮ ਦੇਹੀ ਮਿਲੀ ਹੈ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਪਰਮਾਤਮਾ ਨੂੰ ਸਮਝਣ ਦਾ ਜੁੜਨ ਦਾ ਬਰੀਆ ਵੇਲਾ ਹੀ ਇਹ ਹੈ ਵਾਰੀ ਹੋਈ ਇਹ ਹੋਰ ਕੋਈ ਸਮਾਂ ਹੀ ਨਹੀਂ ਆਉਣਾ ਹੋਰ ਕੋਈ ਤਰੀਕਾ ਹੀ ਨਹੀਂ ਤੇ ਚਾਰ ਪਾਮ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ ਦੋ ਸਿੰਘ ਹੋ ਗਏ ਚਾਰ ਲੱਤਾਂ ਹੋ ਗਈਆਂ ਫੇਰ ਕੀ ਬਣੇਗਾ ਭਾਈ ਇਹ ਤੇ ਆਪਾਂ ਆਹੀ ਸਮਾਂ ਸੀ ਹੁਣ ਸਾਡਾ ਸੰਭਾਲਣ ਦਾ ਵੇਲਾ ਸੀ ਇਸ ਸਮੇਂ ਦੀ ਸੰਭਾਲ ਕਰਦੇ ਨਹੀਂ ਤੇ ਮਾਫ ਕਰਨਾ ਪਸ਼ੂਆਂ ਵਾਲੀ ਸਾਰੀ ਜ਼ਿੰਦਗੀ ਬਤੀਤ ਕਰਕੇ ਪਸ਼ੂਆਂ ਵਾਂਗਰੀ ਬਤੀਤ ਕਰਕੇ ਚਲੇ ਜਾਂਦੇ ਤੇ ਗੁਰੂ ਸਾਹਿਬ ਦੀ ਗੁਰਬਾਣੀ ਨਾਲ ਜੁੜੇ ਗੁਰਬਾਣੀ ਪੜ੍ਹਦੇ ਰਹੇ ਸੱਚ ਨੂੰ ਸੁਣਦੇ ਰਹੇ ਸੱਚ ਤੇ ਚੱਲਦੇ ਰਹੇ ਫਿਰ ਜ਼ਿੰਦਗੀ ਬਦਲ ਜਾਂਦੀ ਹੈ ਜਦੋਂ ਅਸੀਂ ਸੱਚ ਨੂੰ ਕਮਾਉਂਦੇ ਆ ਜਦੋਂ ਗੁਰੂ ਸਾਹਿਬ ਦੇ ਬਚਨਾਂ ਦੀ ਕਮਾਈ ਕਰਦੇ ਆ ਆਪਣੇ ਜੀਵਨ ਵਿੱਚ ਲੈ ਆਉਂਦੇ ਆ ਕੱਲ ਵੀ ਬੇਨਤੀ ਕੀਤੀ ਸੀ ਬਹੁਤਾਤ ਸਾਡੇ ਚੋਨਾ ਲੋਕਾਂ ਦੀ ਹੋਈ ਹੈ ਵੀ ਇੱਕ ਕੰਨ ਦੁਆਰਾ ਸੁਣੀ ਜਾਂਦੇ ਆ ਦੂਸਰੇ ਕੰਨ ਦੁਆਰਾ ਕੱਢੀ ਜਾਂਦੇ ਆ ਪਰ ਜੋ ਸੁਣ ਰਹੇ ਆ ਉਹ ਸਾਡੇ ਅੰਦਰ ਸਮਾ ਜਾਵੇ ਇੱਕ ਇੱਕ ਬਚਨ ਗੁਰੂ ਸਾਹਿਬ ਦਾ ਸਾਡੇ ਅੰਦਰ ਧਸ ਜਾਵੇ ਸਾਡੇ ਮਨ ਵਿੱਚ ਵਸ ਜਾਵੇ ਫਿਰ ਜੀਵਨ ਵਿੱਚ ਕ੍ਰਾਂਤੀ ਆਉਂਦੀ ਹੈ ਫਿਰ ਜੀਵਨ ਵਿੱਚ ਤਬਦੀਲੀ ਆਉਂਦੀ ਫਿਰ ਸਾਡੀ ਕਦਰ ਪੈਣੀ ਹੈ ਮੂਲ ਨਾਲ ਜੁੜ ਜੀਏ ਆ ਹੁਣ ਆਪਾਂ ਜੀਰੀ ਲਾਈ ਸੀ ਜੀਰੀ ਝੋਨਾ ਚੌਲ ਮੂੰਜੀ ਕਿੰਨੇ ਨਾਂ ਨੇ ਝੋਨਾ ਲਾਣੇ ਆ ਜੇ ਕੋਈ ਬੰਦਾ ਪੁੱਛੇ ਵੀ ਭਾਈ ਕੀ ਕਰਦਾ ਹੈ ਕਹਿੰਦਾ ਝੋਨੇ ਦੀ ਜੀਰੀ ਦੀ ਪਨੀਰੀ ਬੀਜਦਾ ਹੁਣ ਕੀ ਕਰਦਾ ਹੈ ਕਹਿੰਦੇ ਪਨੀਰੀ ਪੱਟਦੇ ਆ ਝੋਨਾ ਲਾਵਾਂਗੇ ਭਈਏ ਲਿਆ ਕੇ ਜਾਂ ਆਪ ਲਾਵਾਂਗੇ ਝੋਨਾ ਲਾਉਨੇ ਆ ਲਾਤਾ ਹੁਣ ਕੀ ਕਰਦਾ ਹੈ ਕਹਿੰਦਾ ਦਵਾਈ ਪਾਉਨੇ ਆ ਭਾਈ ਕੀੜਾ ਨਾ ਲੱਗ ਜੇ ਕੋਈ ਹੋਰ ਨਾ ਵਿੱਚ ਕੁਝ ਪੈਦਾ ਹੋਵੇ ਤਾਂ ਕਰਕੇ ਦਵਾਈ ਪਾਉਨੇ ਆ ਕਾਦੇ ਚ ਪਾਉਨੇ ਝੋਨੇ ਚ ਦਵਾਈ ਪਾਉਨੇ ਆ ਭਾਈ ਜੀਰੀ ਚ ਦਵਾਈ ਪਾਉਨੇ ਆ ਹੁਣ ਕੀ ਕਰਦਾ ਹੈ ਕਹਿੰਦਾ ਪਾਣੀ ਲਾਉਨੇ ਆ ਝੋਨੇ ਨੂੰ ਜੀਰੀ ਨੂੰ ਪਾਣੀ ਲਾਉਨੇ ਆ ਹੁਣ ਕੀ ਕਰਦਾ ਹੈ ਅਖੀਰਲਾ ਪਾਣੀ ਲਾ ਰਹੇ ਆ ਹੁਣ ਲਾਸਟ ਇੱਕ ਵਾਰੀ ਪਾਣੀ ਲਾਉਣਾ ਝੋਨਾ ਨੇੜੇ ਲੱਗਿਆ ਪੱਕਣ ਦੇ ਹੁਣ ਭਾਈ ਕੀ ਕਰਦਾ ਹੈ ਕਹਿੰਦਾ ਝੋਨਾ ਵੱਢਣ ਲੱਗੇ ਆ ਦਾਤੀਆਂ ਚੱਕੀ ਫਿਰਦੇ ਨੇ ਜੀਰੀ ਵੱਢਦੇ ਆ ਭਾਈ ਝੋਨਾ ਵੱਢਦੇ ਹੁਣ ਵੱਢ ਲਈ ਭਰੀਆਂ ਬੰਨ ਲਈਆਂ ਭਰੀਆਂ ਤੋਂ ਛੋਟੀਆਂ ਛੋਟੀਆਂ ਪੂਲੀਆਂ ਬਣਾ ਲਈਆਂ ਡਰਮ ਰੱਖ ਲਿਆ ਜਾਂ ਧੜ ਲਾ ਲਈ ਮਿੱਟੀ ਦੀ ਧੜ ਲਾ ਲਈ ਕੀ ਕਰਦੇ ਹੋ ਕਹਿੰਦੇ ਜੀਰੀ ਫੰਡਦੇ ਆ ਚੌਲ ਕੱਢਦੇ ਆ ਜੀਰੀ ਉਹ ਡਰਮ ਰੱਖਿਆ ਹੋਇਆ ਖੇਤ ਵਿੱਚ ਪੂਲੀ ਬੰਨ ਲਈ ਹੱਥ ਵਿੱਚ ਫੜ ਲਈ ਹੁਣ ਕੀ ਹੈ ਭਾਈ ਝੋਨਾ ਜੀਰੀ ਉੱਪਰ ਹੱਥ 'ਚ ਉੱਪਰ ਕੀਤਾ ਝੋਨਾ ਜੀਰੀ ਜ਼ੋਰ ਨਾਲ ਮਾਰਿਆ ਡਰਮ ਤੇ ਜ਼ੋਰ ਨਾਲ ਮਾਰਿਆ ਇੱਕ ਸਕਿੰਟ ਵਿੱਚ ਉਹ ਪੂਲੀ ਉਹ ਮਾਰੀ ਚੱਕ ਕੇ ਹੁਣ ਕੀ ਹੋ ਗਿਆ ਕਹਿੰਦੇ ਪਰਾਲੀ ਬਣ ਗਈ 5 ਮਹੀਨਿਆਂ ਤੋਂ ਕਹਿੰਦਾ ਸੀ ਝੋਨਾ ਜੀ ਝੋਨਾ ਜੀਰੀ ਝੋਨਾ ਝੋਨਾ ਕਰਦਾ ਸੀ ਇੱਕ ਮਿੰਟ 'ਚ ਹੀ ਪਰਾਲੀ ਬਣ ਗਈ ਕਿਉਂ ਬਣ ਗਈ ਪਰਾਲੀ ਕਿਉਂਕਿ ਆਪਣੇ ਮੂਲ ਨਾਲੋਂ ਟੁੱਟ ਗਈ ਉਹ ਜਿਹੜੇ ਦਾਣੇ ਉਹਦੇ ਉੱਤੇ ਸੀ ਨਾ ਉਹਦੇ ਤੋਂ ਹੀ ਪੈਦਾ ਹੋਈ ਸੀ ਜਿੱਦਣ ਉਹ ਟੁੱਟ ਗਏ ਉਦੋਂ ਹੀ ਪਰਾਲੀ ਬਣ ਗਈ ਅਸੀਂ ਵੀ ਪਰਾਲੀ ਵਰਗਈਆਂ ਮੂਲ ਨਾਲ ਜੁੜੇ ਰਹੀਏ ਜਿਹਦੇ ਕਰਕੇ ਆਪਾਂ ਹਾਂ ਉਹਦੇ ਨਾਲ ਜੁੜੇ ਰਹੀਏ ਫਿਰ ਤੇ ਠੀਕ ਹੈ ਤੇ ਜੇ ਐਵੇਂ ਹੀ ਮਾਨ ਕਰੀ ਜਾਈਏ ਵੀ ਮੈਂ ਹੀ ਆ ਫਿਰ ਨਹੀਂ ਜਿਹਦੇ ਕਰਕੇ ਹਾਂ ਅਸੀਂ ਪ੍ਰਮਾਤਮਾ ਕਰਕੇ ਮਾਲਕ ਕਰਕੇ ਵਾਹਿਗੁਰੂ ਕਰਕੇ ਹੀ ਹਾਂ ਅਸੀਂ ਰੱਬ ਕਰਕੇ ਹੀ ਹਾਂ ਰੱਬ ਤੋਂ ਬਿਨਾ ਸਾਡੀ ਹੋਂਦ ਕਾਦੀ ਹੈ ਪਰਮਾਤਮਾ ਤੋਂ ਬਿਨਾ ਸਾਡੀ ਕਾਦੀ ਹੋਂਦ ਹੈ ਭਾਈ ਸੇਬ ਨੂੰ ਭੁਲੇਖਾ ਪੈ ਗਿਆ ਐਵੇਂ ਹੀ ਆਕੜਿਆ ਫਿਰਦਾ ਕਹਿੰਦਾ ਮੈਂ ਹੀ ਆ ਦਰਖਤ ਤੇ ਹੈ ਹੀ ਨਹੀਂ ਉਹਨੂੰ ਪੁੱਛੇ ਕਮਲਿਆ ਦਰਖਤ ਨਾ ਹੁੰਦਾ ਤੂੰ ਕਿਹਦੇ ਤੇ ਲੱਗਦਾ ਦਰਖਤ ਹੈ ਤੇ ਤੂੰ ਤਾਂ ਹੀ ਹੈ ਕਿਰਨ ਨੂੰ ਭੁਲੇਖਾ ਪੈ ਗਿਆ ਕਹਿੰਦੀ ਮੈਂ ਹੀ ਹਾਂ ਸੂਰਜ ਤੇ ਹੈ ਹੀ ਨਹੀਂ ਇਸੇ ਤਰ੍ਹਾਂ ਲਹਿਰ ਨੂੰ ਭੁਲੇਖਾ ਪੈ ਗਿਆ ਕਹਿੰਦੀ ਮੈਂ ਹੀ ਆ ਸਮੁੰਦਰ ਤੇ ਹੈ ਹੀ ਨਹੀਂ ਸਮੁੰਦਰ ਤੋਂ ਲਹਿਰਾਂ ਪੈਦਾ ਹੁੰਦੀਆਂ ਨੇ ਹੈ ਉਹੀ ਹੈ ਸੂਰਜ ਤੋਂ ਕਿਰਨ ਪੈਦਾ ਹੁੰਦੀ ਹੈ ਹੈ ਉਹੀ ਹੈ ਆਪਾਂ ਵੀ ਪਰਮਾਤਮਾ ਤੋਂ ਪਰਮਾਤਮਾ ਕਰਕੇ ਹਾਂ ਦਰਖਤ ਨਾ ਹੋਵੇ ਸੇਬ ਦੀ ਕਾਦੀ ਹਸਤੀ ਬਣੇਗੀ ਅਸਲ ਵਿੱਚ ਹੈ ਪਰਮਾਤਮਾ ਹੀ ਹੈ ਸਾਨੂੰ ਭੁਲੇਖਾ ਲੱਗਦਾ ਕਿ ਮੈਂ ਆ ਇਹਨੂੰ ਕਹਿੰਦੇ ਨੇ ਹਉ ਰੋਗ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸਹਿ ਇਕ ਠਾਏ ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਵਿਰਥਾ ਜਾਏ ਇਹ ਹਉ ਹੈ ਹਉ ਦਾ ਮਤਲਬ ਹੈ ਆਪਣੀ ਵੱਖਰੀ ਹਸਤੀ ਬਣਾ ਲੈਣੀ ਆਪਣੇ ਆਪ ਨੂੰ ਰੱਬ ਤੋਂ ਅੱਡ ਸਮਝਣਾ ਅਸਲ ਵਿੱਚ ਪਰਮਾਤਮਾ ਕਰਕੇ ਹੀ ਅਸੀਂ ਹਾਂ ਉਹ ਹੈ ਤੇ ਤਾਂ ਹੀ ਅਸੀਂ ਹਾਂ ਉਹਦੇ ਕਰਕੇ ਹੀ ਅਸੀਂ ਹਾਂ ਉਹ ਸਾਡਾ ਸਾਹ ਸੰਭਾਲਦਾ ਹੈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਉਹ ਸਾਡਾ ਹਰੇਕ ਸਾਹ ਸੰਭਾਲਦਾ ਹੈ ਜੇ ਸਾਹ ਅਸੀਂ ਸੰਭਾਲਦੇ ਆਂ ਫਿਰ ਮਰੀਏ ਕਿਉਂ ਜੇ ਅਸੀਂ ਆਪਣਾ ਸਾਹ ਆਪ ਹੀ ਸੰਭਾਲਦੇ ਆਂ ਫਿਰ ਮਰ ਮਰੀਏ ਕਿਉਂ ਪਰਮਾਤਮਾ ਸਾਡਾ ਹਰੇਕ ਸਾਹ ਸੰਭਾਲਦਾ ਹੈ ਉਹਦੇ ਕਰਕੇ ਹੀ ਅਸੀਂ ਤੁਰੇ ਫਿਰਦੇ ਆਂ ਆਪਣਾ ਮੂਲ ਨੂੰ ਪਛਾਣੋ ਮੂਲ ਕੀ ਹੈ ਸਾਡਾ ਜਿਹਦੇ ਕਰਕੇ ਅਸੀਂ ਆ ਆਪਣੇ ਮੂਲ ਨੂੰ ਪਛਾਣ ਆਪਣੇ ਆਪ ਨੂੰ ਅਲੱਗ ਨਾ ਸਮਝੇ ਜਿਹਦੇ ਕਰਕੇ ਹੋ ਉਹਨੂੰ ਭੁੱਲੋ ਨਾ ਜਿਹਦੇ ਤੋਂ ਪੈਦਾ ਹੋਈ ਸੀ ਜੀਰੀ ਝੋਨਾ ਮੂੰਜੀ ਚੌਲ ਜਿਹਦੇ ਤੋਂ ਪੈਦਾ ਹੋਏ ਸੀ ਜਿੱਦਣ ਉਹਦੇ ਨਾਲੋਂ ਟੁੱਟ ਜਾਂਦੇ ਨੇ ਉਦੋਂ ਪਰਾਲੀ ਬਣ ਜਾਂਦੇ ਨੇ ਉਹਨਾਂ ਚਿਰ ਕਦਰ ਸੀ ਜਿੰਨਾ ਚਿਰ ਉਹਦੇ ਨਾਲ ਜੁੜੇ ਰਹੇ ਜਿਹਦੇ ਤੋਂ ਪੈਦਾ ਹੁੰਦਾ ਜਿਹਦੇ ਤੋਂ ਅਸੀਂ ਪੈਦਾ ਹੋਏ ਆ ਉਹਨੂੰ ਨਾ ਭੁੱਲੋ ਆਪਾਂ ਮਾਪਿਓ ਤੋਂ ਪੈਦਾ ਹੋਏ ਆ ਆਪਾਂ ਕਹਿੰਦੇ ਅਸੀਂ ਤੇ ਮਾਪਿਓ ਤੋਂ ਪੈਦਾ ਹੋਏ ਆ ਮਾਪਿਓ ਸਾਡੇ ਪਿਓ ਦੀ ਕਾਦੀ ਹਸਤੀ ਹੈ ਪਰਮਾਤਮਾ ਬਿਨਾ ਸਾਡੀ ਮਾਂ ਮੇਰੀ ਮਾਂ ਕੀ ਤੁਰੇਗੀ ਮੇਰੇ ਜਿੱਦਣ ਉਹਦੇ ਵਿੱਚ ਪਰਮਾਤਮਾ ਨਾ ਹੋਇਆ ਉਦੋਂ ਨਹੀਂ ਤੁਰਿਆ ਜਾਣਾ ਜਿੱਦਣ ਮੇਰੇ ਪਿਓ ਚ ਰੱਬ ਨਾ ਹੋਇਆ ਮਾਲਕ ਨਾ ਹੋਇਆ ਉਹਨੇ ਆਪਣੀ ਤਾਕਤ ਖਿੱਚ ਲਈ ਉਹਨਾਂ ਦੀ ਕਾਦੀ ਤਾਕਤ ਹੈ ਫਿਰ ਮੇਰਾ ਮਾਂ ਮੇਰਾ ਪਿਓ ਤਾਂ ਹੀ ਨੇ ਮਾਂ ਪਿਓ ਤਾਂ ਹੀ ਨੇ ਉਹਨਾਂ ਵਿੱਚ ਮੇਰਾ ਮਾਲਕ ਬੈਠਾ ਦੋਵਾਂ ਦੇ ਸਾਹ ਚੱਲਦੇ ਨੇ ਉਹਨਾਂ ਦੇ ਸੰਯੋਗ ਤੋਂ ਸਾਡਾ ਜਨਮ ਹੁੰਦਾ ਹੈ ਪਰ ਚਲੋ ਸਾਹ ਚਲਾਉਣ ਵਾਲਾ ਉਹੀ ਹੈ ਮਾਂ ਦੇ ਸਰੀਰ ਵਿੱਚ ਕੌਣ ਹੈ ਮਾਂ ਦੇ ਦਿਲ 'ਚ ਕੌਣ ਧੜਕਦਾ ਹੈ ਮਾਂ ਦੇ ਸਾਹ ਕੌਣ ਚਲਾਉਂਦਾ ਹੈ ਪਿਓ ਦੇ ਦਿਲ 'ਚ ਕੌਣ ਧੜਕਦਾ ਉਹਨੂੰ ਫੀਲ ਕਰੋ ਬਾਡੀ ਨਾ ਵੇਖੋ ਬਾਡੀ ਨੂੰ ਚਲਾਉਣ ਵਾਲਾ ਵੇਖੋ ਚਲਾਉਂਦਾ ਕੌਣ ਹੈ ਤਾਂ ਕਰਕੇ ਕਹਿੰਦੇ ਨੇ ਤੂੰ ਮੇਰਾ ਪਿਤਾ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਸ਼ਰੀਰ ਨਹੀਂ ਮਾਲਕ ਜੀ ਤੂੰ ਹੀ ਮੇਰਾ ਪਿਤਾ ਹੈ ਤੂੰ ਹੀ ਮੇਰੀ ਮਾਂ ਪਰਮਾਤਮਾ ਤੋਂ ਹੀ ਅਸੀਂ ਪੈਦਾ ਹੋਏ ਆ ਪਰ ਭਲੇਖਾ ਜਾ ਪਈ ਜਾਂਦਾ ਵੀ ਅਸੀਂ ਵੱਖਰੇ ਆ ਆਪਣੇ ਮੂਲ ਨਾਲ ਜੁੜੀਏ ਮੂਲ ਨਾਲ ਤੇ ਮੂਲ ਨਾਲ ਬੰਦਾ ਉਦੋਂ ਹੀ ਜੁੜ ਸਕਦਾ ਹੈ ਧੁਰੇ ਨਾਲ ਬੰਦਾ ਉਦੋਂ ਹੀ ਜੁੜ ਸਕਦਾ ਜਦੋਂ ਤੁਰਕੀ ਬਾਣੀ ਨਾਲ ਜੁੜੇ ਹੁਣ ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਤਕੜੇ ਹੋ ਕੇ ਰਾਹ ਜਿਹੜਾ ਉੱਥੇ ਹੀ ਆਉਣ ਵਾਲਿਆਂ ਨੂੰ ਬਿਠਾਈ ਜਾਇਓ ਤਕਰੀਬਨ ਸਾਰੇ ਆ ਹੀ ਗਏ ਥੋੜੇ ਬਹੁਤ ਜਿਹੜੇ ਰਹਿ ਗਏ ਆਉਣ ਵਾਲੇ ਉੱਥੇ ਹੀ ਬੈਠੀ ਜਾਣਗੇ ਆਪਾਂ ਸਾਰੇ ਆਪਣਾ ਮਨ ਇਕਾਗਰ ਰੱਖਿਓ ਭਾਈ ਉੱਠ ਉੱਠ ਕੇ ਕੋਈ ਅੱਗੇ ਨਾ ਆਵੇ ਆਪਣੀ ਆਪਣੀ ਜਗ੍ਹਾ ਤੇ ਸਾਰੇ ਬੈਠੇ ਰਹੋ ਪਹਿਰੇਦਾਰਾਂ ਨੂੰ ਬੇਨਤੀ ਹੈ ਬੀਬੀਆਂ ਵਾਲੇ ਪਾਸੇ ਵੀ ਪੰਜ ਚਾਰ ਬਹਿ ਜਾਣ ਉੱਥੇ ਥਾਂ ਉੱਥੇ ਵੀ ਪੰਜ ਚਾਰ ਸੇਵਾਦਾਰ ਚਾਹੀਦੇ ਆ ਅੱਗੇ ਤੱਕ ਸੰਗਤ ਨਾ ਆਵੇ ਟਿਕਾਈ ਜਾਇਓ ਸੰਗਤ ਨੂੰ ਇੱਕ ਜਗ੍ਹਾ ਬਾਕੀ ਸਾਰੀ ਸੰਗਤ ਨੂੰ ਬੇਨਤੀ ਆਪਾਂ ਆਪਣਾ ਮਨ ਜੋੜ ਕੇ ਰੱਖੋ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਾਂ ਫੀਲ ਕਰੀਏ ਸਗਲ ਬਨਸਪਤ ਮਾਹੇ ਪੈ ਸੰਤਰ ਸਗਲ ਦੂਧ ਮੈਂ ਕੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਦੋ ਜੀਆ ਸਭੈ ਕਤ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਪਰਮਾਤਮਾ ਤੋਂ ਬਿਨਾ ਕੋਈ ਨਹੀਂ ਬੋਲ ਰਿਹਾ ਉਹੀ ਹੈ ਹਰ ਪਾਸੇ ਉਹਨੂੰ ਮਹਿਸੂਸ ਕਰੀਏ ਤੇ ਇਹ ਸਾਰਾ ਦਿਨ ਤਾਸ਼ਾਂ ਖੇਡ ਕੇ ਮਹਿਸੂਸ ਨਹੀਂ ਹੋਣ ਲੱਗਾ ਭਾਈ ਮੇਰੇ ਬਜ਼ੁਰਗੋ ਵੀਰੋ ਭਾਈਓ ਜੇ ਸਾਰਾ ਸਾਰਾ ਦਿਨ ਸੱਥਾਂ 'ਚ ਬਹਿ ਕੇ ਤੇ ਤਾਸ਼ਾਂ ਹੀ ਖੇਡੀ ਚੱਲੀਏ ਫੇਰ ਕੀਏ ਪਰਮਾਤਮਾ ਵੀ ਮਹਿਸੂਸ ਹੋ ਜਾਵੇ ਤਾਂ ਨਹੀਂ ਹੋਣਾ ਜੇ ਸਾਰਾ ਸਾਰਾ ਦਿਨ ਆਪਾਂ ਧਿਆਨ ਹੀ ਉਸ ਪਾਸੇ ਲਾਇਆ ਹੀ ਨਾ ਫੇਰ ਗੱਲ ਨਹੀਂ ਬਣੇਗੀ ਇਹ ਤੇ ਗਿਆਨ ਲਓ ਗਿਆਨ ਤੋਂ ਬਾਅਦ ਫਿਰ ਧਿਆਨ ਲੱਗੇਗਾ ਜਿਹੜਾ ਗੁਰਬਾਣੀ ਦਾ ਗਿਆਨ ਲਵੂਗਾ ਉਸੇ ਦਾ ਧਿਆਨ ਪਰਮਾਤਮਾ ਨਾਲ ਲੱਗਣਾ ਜੇ ਗਿਆਨ ਨਹੀਂ ਤੇ ਫਿਰ ਕਾਹਦਾ ਧਿਆਨ ਗਿਆਨ ਤੋਂ ਬਾਅਦ ਧਿਆਨ ਟਿਕਦਾ ਹੈ ਜਿਵੇਂ ਜਿਵੇਂ ਗਿਆਨ ਵੱਧਦਾ ਜਾਂਦਾ ਹੈ ਓਵੇਂ ਓਵੇਂ ਪਰਮਾਤਮਾ ਵਿੱਚ ਧਿਆਨ ਟਿਕੀ ਜਾਂਦਾ ਹੈ ਤਾਂ ਕਰਕੇ ਗੁਰਬਾਣੀ ਦਾ ਗਿਆਨ ਲੈਣਾ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸਮਝਣਾ ਪੜ੍ਹਨਾ ਜ਼ਰੂਰੀ ਹੈ ਜਿਵੇਂ ਜਿਵੇਂ ਫਿਰ ਸੋਝੀ ਵੱਧਦੀ ਹੈ ਪਤਾ ਲੱਗਦਾ ਹੈ ਅਕਲ ਆਈ ਜਾਂਦੀ ਹੈ ਹੌਲੀ ਹੌਲੀ ਗੁਰਬਾਣੀ ਨੂੰ ਸਮਝ ਕੇ ਬਾਕੀ ਜ਼ਿੰਮੇਵਾਰੀਆਂ ਸੰਸਾਰ ਦੀਆਂ ਨਿਭਾਈ ਜਾਣੀਆਂ ਨੇ ਫਰਜ਼ ਨਿਭਾਈ ਜਾਣੇ ਨੇ ਸਾਰੇ ਪਰ ਖੁਬਣਾ ਨਹੀਂ ਮਾਂ ਦੇ ਵਿੱਚ ਦਿਲ ਵਿੱਚ ਧੜਕਣ ਵਾਲੇ ਨੂੰ ਮਹਿਸੂਸ ਕਰਨਾ ਹੈ ਮਾਂ ਦੇ ਦਿਲ 'ਚ ਕੌਣ ਧੜਕਦਾ ਹੈ ਜੇ ਸਰੀਰ ਨਾਲ ਜੁੜੇਗਾ ਤੇ ਸਰੀਰ ਇੱਕ ਦਿਨ ਮਰਨਾ ਹੈ ਫਿਰ ਚੀਕਾਂ ਮਾਰਦਾ ਫਿਰੇਗਾ ਮੇਰੀ ਮਾਂ ਮਰ ਗਈ ਮੇਰਾ ਪਿਓ ਮਰ ਗਿਆ ਮੇਰਾ ਤਾਇਆ ਮਰ ਗਿਆ ਮੇਰਾ ਦਾਦਾ ਮਰ ਗਿਆ ਸਭ ਨੇ ਮਰਨਾ ਹੈ ਬਾਡੀ ਨੇ ਮਰਨਾ ਹੈ ਪਰ ਜਿਹੜਾ ਵਿੱਚ ਸਾਰਿਆਂ ਦੇ ਹੈ ਜੇ ਸਾਡਾ ਉਹਦੇ ਨਾਲ ਪਿਆਰ ਪੈ ਜਾਏ ਕਮਾਲ ਦੀ ਗੱਲ ਇਹ ਹੈ ਵੀ ਉਹ ਤੇ ਮਰਦਾ ਹੀ ਨਹੀਂ ਇਹ ਸ਼ਬਦ ਦੀ ਵਿਚਾਰ ਕੀਤੀ ਸੀ ਨਾ ਪੱਖੋਵਾਲ ਦੀਵਾਨ ਵਿੱਚ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਭਇਆ ਕੌਣ ਮਰਿਆ ਕਹਿੰਦੇ ਐਵੇਂ ਭਲੇਖਾ ਕੋਈ ਨਹੀਂ ਮਰਦਾ ਸਰੀਰ ਮਰਦਾ ਸਰੀਰ ਬਾਡੀ ਮਰਦੀ ਹੈ ਉਹ ਨਹੀਂ ਮਰਦਾ ਉਹ ਜਿਹੜਾ ਸਾਰਿਆਂ ਵਿੱਚ ਵਸਿਆ ਜਿਹੜਾ ਸਾਹ ਸੰਭਾਲਦਾ ਤੇਰੇ ਜੇ ਤੇਰਾ ਉਹਦੇ ਨਾਲ ਪਿਆਰ ਪੈ ਜੇ ਉਹਦੇ ਵੱਲ ਧਿਆਨ ਦੇਣ ਲੱਗ ਜਵੇਂ ਫਿਰ ਸਰੀਰ ਮਰੇਗਾ ਆਪਾਂ ਕਹਾਂਗੇ ਸਰੀਰ ਤੇ ਮਿੱਟੀ ਹੈ ਮਿੱਟੀ ਮਿੱਟੀ 'ਚ ਰਲ ਗਈ ਪਰ ਉਹ ਜੋਤ ਹੈ ਜਿਹੜੀ ਉਹ ਨਹੀਂ ਮਰਦੀ ਗੁਰੂ ਸਾਹਿਬ ਤੇ ਇਹ ਮੰਨਦੇ ਨੇ ਵੀ ਕੋਈ ਮਰਦਾ ਹੀ ਨਹੀਂ ਬੰਦੇ ਨੂੰ ਭੁਲੇਖਾ ਜਿਹਾ ਪੈਂਦਾ ਮਰਦਾ ਤੇ ਕੋਈ ਹੈ ਹੀ ਨਹੀਂ ਦਿਸਣੋਂ ਹਟ ਗਿਆ ਸ਼ਰੀਰ ਠੀਕ ਹੈ ਮਿੱਟੀ ਮਿੱਟੀ 'ਚ ਰਲ ਗਈ ਪਰ ਜੋਤ ਨਹੀਂ ਮਰਦੀ ਉਹ ਜਿਹੜਾ ਵਿੱਚ ਹੈ ਉਹ ਨਹੀਂ ਮਰਦਾ ਜੇ ਉਹਦੇ ਨਾਲ ਪਿਆਰ ਕਰੇਗਾ ਉਹ ਤੇ ਮਰਿਆ ਹੀ ਨਹੀਂ ਉਹਦੇ ਨਾਲ ਪਿਆਰ ਕਰੇਗਾ ਉਹ ਮਰਿਆ ਨਹੀਂ ਜੇ ਆਪਾਂ ਕਹਾਂਗੇ ਉਹ ਵੀ ਮਰ ਗਿਆ ਜਿਹੜਾ ਅੰਦਰ ਸੀ ਜੇ ਉਹ ਮਰ ਗਿਆ ਫਿਰ ਅਸੀਂ ਕਿਵੇਂ ਤੁਰੇ ਫਿਰਦੇ ਆ ਉਹ ਨਹੀਂ ਮਰਦਾ ਜਿਹੜਾ ਸਾਰਿਆਂ ਦੇ ਵਿੱਚ ਹੈ ਉਹ ਇੱਕ ਨੂਰ ਹੈ ਇੱਕ ਨੂਰ ਤੇ ਸਭ ਜਗ ਉਪਜਿਆ ਇੱਕ ਜਿਹੜਾ ਨੂਰ ਹੈ ਜਿਹਦੇ ਤੋਂ ਸਾਰੇ ਪੈਦਾ ਹੋਏ ਨੇ ਉਹ ਸਾਰਿਆਂ ਦੇ ਵਿੱਚ ਹੈ ਨੂਰ ਉਹ ਨਹੀਂ ਮਰਦਾ ਉਹ ਨਹੀਂ ਕਿਤੇ ਜਾਂਦਾ ਸਰੀਰ ਮਰਦਾ ਹੈ ਇਹ ਤੇ ਬਾਡੀ ਹੈ ਇਹਨੇ ਮਰਨਾ ਹੀ ਮਰਨਾ ਇੱਕ ਦਿਨ ਜਿਹੜੇ ਗੁਰੂ ਜੀ ਦੇ ਸਿੱਖ ਦਾ ਜਿਹੜੇ ਗੁਰੂ ਦੇ ਪਿਆਰੇ ਦਾ ਗੁਰਬਾਣੀ ਤੋਂ ਅਕਲ ਲੈ ਕੇ ਉਸ ਇੱਕ ਵਾਹਿਗੁਰੂ ਨਾਲ ਪਿਆਰ ਪੈ ਜਾਂਦਾ ਹੈ ਉਹਦੇ ਰੋਣੇ ਧੋਣੇ ਖਤਮ ਹੋ ਜਾਂਦੇ ਉਹ ਸਹੀ ਗੱਲ ਨੂੰ ਸਮਝਣ ਲੱਗ ਜਾਂਦਾ ਹੈ ਉਹਦਾ ਐਂਗਲ ਸਹੀ ਹੈ ਉਹ ਸਹੀ ਤਰੀਕੇ ਨਾਲ ਸਮਝਦਾ ਹੈ ਜਦੋਂ ਉਹਦੇ ਨਾਲ ਪਿਆਰ ਪੈ ਜੇ ਸਿੱਧਾ ਫਿਰ ਤੇ ਹਰ ਜਗ੍ਹਾ ਫੀਲ ਹੁੰਦਾ ਹੈ ਗੁੜ ਕਰ ਗਿਆਨ ਧਿਆਨ ਕਰ ਧਾਵੇ ਕਰ ਕਰਨੀ ਕਸ ਪਾਈਏ ਬਾਠੀ ਭਵਨ ਪ੍ਰੇਮ ਕਾ ਪੋਚਾ ਇਤ ਅਮਿਓ ਚਵਾਈਏ ਬਾਬਾ ਮਨ ਮਤਵਾਰੋ ਮਨ ਮਤਵਾਲਾ ਮਸਤ ਹੁੰਦਾ ਹੈ ਜਦੋਂ ਗਿਆਨ ਲੈ ਕੇ ਤੁਸੀਂ ਪਰਮਾਤਮਾ ਵਿੱਚ ਧਿਆਨ ਲਾਈਏ ਮਹਾਰਾਜ ਸ਼ਰਾਬ ਕੱਢਣ ਵਾਲੀ ਗੱਲ ਬਹੁਤ ਵਾਰ ਸੁਣੀ ਹੈ ਵੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਵੀ ਸ਼ਰਾਬ ਜਿਹੜੀ ਹੈ ਮਨ ਜਿਹੜੀ ਆ ਸ਼ਰਾਬ ਪੀਂਦਾ ਹੈ ਉਹ ਆ ਸ਼ਰਾਬ ਹੈ ਇੱਕ ਤੇ ਤਨ ਪੀਂਦਾ ਹੈ ਤਨ ਕਰਦਾ ਹੈ ਨਸ਼ਾ ਸ਼ਰਾਬ ਤਨ ਪੀਂਦਾ ਹੈ ਇੱਕ ਮਨ ਪੀਂਦਾ ਹੈ ਤੇ ਜਿਹੜੀ ਮਨ ਵਾਲੀ ਸ਼ਰਾਬ ਹੈ ਭਾਈ ਜਿਹੜਾ ਮਨ ਮਸਤ ਜਿਆ ਰਵੇ ਜਿਵੇਂ ਹੁਣ ਆਪਾਂ ਕਈ ਵਾਰੀ ਵੇਖਦੇ ਆ ਵੀ ਬੰਦਾ ਯਾਰ ਖੁਸ਼ ਹੀ ਰਹਿੰਦਾ ਹੈ ਇਹ ਬੰਦਾ ਹਮੇਸ਼ਾ ਖੁਸ਼-ਖੁਸ਼ ਲੱਗਦਾ ਹੈ ਇਹ ਚੜ੍ਹਦੀ ਕਲਾ 'ਚ ਲੱਗਦਾ ਹੈ ਇਹ ਆਨੰਦ ਜੇ ਚ ਲੱਗਦਾ ਹੈ ਕਿਉਂ ਲੱਗਦਾ ਹੈ ਕਿਉਂਕਿ ਉਹਨੂੰ ਗਿਆਨ ਦਾ ਨਸ਼ਾ ਹੈ ਕਹਿੰਦੇ ਗੁੜ ਗੁੜ ਚਾਹੀਦਾ ਸ਼ਰਾਬ ਲਈ ਗਿਆਨ ਦਾ ਗੁੜ ਬਣਾ ਲੈ ਪਰਮਾਤਮਾ ਵਿੱਚ ਧਿਆਨ ਟਿਕਾ ਲੈ ਗੁੜ ਕਰ ਗਿਆਨ ਧਿਆਨ ਕਰ ਧਾਵੇ ਕਹਿੰਦੇ ਜੇ ਧਿਆਨ ਲੱਗ ਗਿਆ ਰੱਬ ਵਿੱਚ ਮਾਂ ਨਹੀਂ ਮਾਂ ਦੇ ਦਿਲ 'ਚ ਧੜਕਣ ਵਾਲਾ ਜੇ ਤੈਨੂੰ ਦਿਸਣ ਲੱਗ ਪਿਆ ਪਿਤਾ ਨਹੀਂ ਪਿਤਾ ਦੇ ਦਿਲ 'ਚ ਧੜਕਣ ਵਾਲਾ ਦਿਸਣ ਲੱਗ ਪਿਆ ਬੱਚੇ ਨਹੀਂ ਬੱਚਿਆਂ ਦੇ ਦਿਲ 'ਚ ਧੜਕਣ ਵਾਲਾ ਜੇ ਜੇ ਤੈਨੂੰ ਦਿਸਣ ਲੱਗ ਪਿਆ ਤੇ ਸਮਝ ਲੈ ਧਿਆਨ ਟਿਕ ਗਿਆ ਪਰਮਾਤਮਾ ਵਿੱਚ ਤੇ ਮਊਏ ਦੇ ਫੁੱਲ ਵੀ ਪੈ ਗਏ ਤੇ ਜੋ ਗਿਆਨ ਲੈਣਾ ਹੈ ਜੇ ਇਹਨੂੰ ਕਮਾ ਲਵੇਂ ਤੇ ਕਹਿੰਦੇ ਸ਼ਰਾਬ 'ਚ ਸਖਤ ਵੀ ਚਾਹੀਦਾ ਹੁੰਦਾ ਗੁਰੂ ਨਾਨਕ ਸਾਹਿਬ ਕਹਿੰਦੇ ਸਮਝ ਲੈ ਜਿਹੜਾ ਤੈਨੂੰ ਮਨ ਮਨ ਨੂੰ ਨਸ਼ਾ ਚੜਨਾ ਪੀਣੀ ਹੈ ਜਿਹੜੀ ਮਨ ਨੇ ਕਹਿੰਦੇ ਸਮਝ ਲੈ ਫਿਰ ਜੇ ਤੂੰ ਕਮਾ ਲਵੇਂ ਤੇ ਸਮਝ ਲੈ ਸੱਕ ਵੀ ਪੈ ਗਿਆ ਕਰ ਕਰਨੀ ਕਸਮ ਐਦਾ ਬੋਝ ਆ ਛੱਡ ਦੇ ਸਰੀਰ ਦਾ ਭਾਠੀ ਭਵਨ ਬਣ ਗਈ ਪੱਠੀ ਫਿਰ ਜਿਹੜੇ ਗੁਰੂ ਸਾਹਿਬ ਦੇ ਬਚਨ ਸੁਣਦਾ ਹੈ ਇਹਨਾਂ ਬਚਨਾਂ ਨੂੰ ਪ੍ਰੇਮ ਕਰ ਫਿਰ ਸਮਝ ਲੈ ਪੱਠੀ ਤੇ ਲਾਲੀ ਪੂਰੀ ਤਿਆਰੀ ਕਰ ਲਈ ਗੁੜ ਵੀ ਹੈ ਮਊਏ ਦੇ ਫੁੱਲ ਵੀ ਪਏ ਨੇ ਸੱਕ ਵੀ ਬਾਤ ਦਾ ਪੱਠੀ ਵੀ ਤਿਆਰ ਹੈ ਕਹਿੰਦੇ ਜੇ ਪ੍ਰੇਮ ਲੱਗ ਜੇ ਕਰਨ ਤੇ ਸਮਝ ਲੈ ਫਿਰ ਤੂੰ ਪੋਚਾ ਵੀ ਫੇਰਦੇ ਨੇ ਸ਼ਰਾਬ ਵਾਲੇ ਉੱਤੇ ਪੋਚਾ ਜਾਂ ਪਰੋਲਾ ਜਾਂ ਨਹੀਂ ਫੇਰਦੇ ਪੀਤੀ ਤੇ ਨਹੀਂ ਜ਼ਿੰਦਗੀ ਦੇ ਪਰ ਕੱਢਦੇ ਵੇਖੇ ਨੇ ਕੱਢਦੇ ਕਿਵੇਂ ਨੇ ਸ਼ਰਾਬ ਇਹ ਵੇਖਿਆ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਪ੍ਰੇਮ ਪਾਠੀ ਭਵਨ ਪ੍ਰੇਮ ਕਾ ਪੋਚਾ ਕਹਿੰਦੇ ਮਹਾਰਾਜ ਦੇ ਬਚਨਾਂ ਨਾਲ ਪਿਆਰ ਕਰਿਆ ਕਰ ਵੀ ਮਹਾਰਾਜ ਨੇ ਇਦਾਂ ਲਿਖਿਆ ਭਾਈ ਗੁਰੂ ਗ੍ਰੰਥ ਸਾਹਿਬ ਐ ਲਿਖਿਆ ਤੈਨੂੰ ਫਲਾਣਾ ਕਹਿੰਦਾ ਫਲਾਣੇ ਨੇ ਐਂ ਬਚਨ ਕੀਤਾ ਤੂੰ ਕਹਿੰਦਾ ਗੁਰੂ ਨਾਨਕ ਨੇ ਐਂ ਬਚਨ ਕੀਤਾ ਫਲਾਣਾ ਐਂ ਬਚਨ ਕਰਦਾ ਤੂੰ ਕਿਆ ਕਰਨਾ ਗੁਰੂ ਅਰਜਨ ਦੇਵ ਜੀ ਐਂ ਬਚਨ ਕਰਦੇ ਤੁਹਾਨੂੰ ਕੋਈ ਕਹਿੰਦਾ ਫਲਾਣਾ ਇਦਾਂ ਕਹਿੰਦਾ ਤੁਸੀਂ ਕਹੋ ਨਾ ਗੁਰੂ ਤੇਗ ਬਹਾਦਰ ਸਾਹਿਬ ਦਾ ਆ ਬਚਨ ਹੈ ਵੇਖੋ ਬੰਦਾ ਗੁਰੂ ਦੇ ਬਚਨਾਂ ਨੂੰ ਕਿੰਨਾ ਪਿਆਰ ਕਰਦਾ ਹੈ ਜੇ ਬਚਨਾਂ ਨਾਲ ਪਿਆਰ ਲੱਗ ਪਿਆ ਕਰਨ ਤੇ ਕਹਿੰਦੇ ਹੁਣ ਪੋਚਾ ਵੀ ਫਿਰ ਗਿਆ ਪੂਰੀ ਤਿਆਰੀ ਹੋ ਗਈ ਪ੍ਰੇਮ ਕਾ ਪੋਚਾ ਇਤ ਰਸ अम्यो ਚਵਾਈਏ ਫਿਰ ਉਹ ਉਹ ਚੋਣਾ ਹੈ ਉਹ ਨਸ਼ਾ ਉਹ ਮਿਲੇਗਾ ਫਿਰ ਮਨ ਮਤਵਾਲਾ ਹੋਏਗਾ ਫਿਰ ਸਦਾ ਲਈ ਅੰਦਰ ਦਾ ਖੇੜਾ ਬਣਿਆ ਰਹਿੰਦਾ ਹੈ ਅੰਦਰ ਦਾ ਟਿਕਾਉ ਬਣਿਆ ਰਹਿੰਦਾ ਹੈ ਅੰਦਰ ਦਾ ਆਨੰਦ ਬਣਿਆ ਰਹਿੰਦਾ ਹੈ ਅੰਦਰ ਦਾ ਰਸ ਬਣਿਆ ਰਹਿੰਦਾ ਹੈ ਬਾਹਰ ਜੋ ਮਰਜ਼ੀ ਹੋਈ ਜਾਵੇ ਅੰਦਰ ਹਿੱਲਦਾ ਹੀ ਨਹੀਂ ਮਨ ਸਹਿਜ ਚ ਰਹਿੰਦਾ ਹੈ ਉਹ ਬਾਹਰਲਾ ਨਸ਼ਾ ਜਿਹੜਾ ਸ਼ਰਾਬ ਵਾਲਾ ਉਹਦੇ ਬੌਲਿਆਂ ਕਰ ਦਿੰਦਾ ਸਾਨੂੰ ਉਹਦੇ ਬੌਲਿਆਂ ਕਰ ਦਿੰਦਾ ਹੈ ਇਹ ਇਹੋ ਜਿਹਾ ਪੀਂਦਾ ਬੰਦਾ ਮਨ ਪੀਂਦਾ ਤਨ ਨਹੀਂ ਜੀਬ ਨਹੀਂ ਐਦਾਂ ਨਹੀਂ ਮਨ ਨੇ ਪੀਣਾ ਹੈ ਅੰਦਰ ਹੀ ਭੱਠੀ ਬਣ ਜਾਂਦੀ ਹੈ ਅੰਦਰ ਹੀ ਪੀ ਵੀ ਜਾਂਦਾ ਹੈ ਜਦੋਂ ਫਿਰ ਇਹ ਨਸ਼ਾ ਮਨ ਪੀਂਦਾ ਹੈ ਫਿਰ ਕੈਮ ਹੋ ਜਾਂਦਾ ਹੈ ਪੀ ਕੇ ਡਿੱਗਦਾ ਨਹੀਂ ਫਿਰ ਸਗੋਂ ਐ ਖੜ ਜਾਂਦਾ ਹੈ ਇੱਕ ਜਗ੍ਹਾ ਉਹ ਨਸ਼ਾ ਤੇ ਪੀ ਲਈਏ ਬੰਦਾ ਡਿੱਗ ਪੈਂਦਾ ਹੈ ਇਹਦੇ ਨਾਲ ਕਾਇਮ ਹੋ ਜਾਂਦਾ ਇੰਨਾ ਕਾਇਮ ਹੋ ਜਾਂਦਾ ਮਨ ਖੜ ਜਾਂਦਾ ਹੈ ਫਿਰ ਭਾਵੇਂ 10-10 ਲੱਖ ਫੌਜਾਂ ਵੀ ਆ ਗਈਆਂ ਗੁਰੂ ਦੇ ਸਿੰਘ ਤਾਂ ਵੀ ਉਹਨਾਂ ਅੱਗੇ ਖੜ ਗਏ ਆਖੋ ਸਤਨਾਮ ਵਾਹ ਲਓ ਜੀ ਸ਼ਰਾਬ ਪਿਆ ਕੇ ਖਿਲਾਰ ਲਾਂਗੇ ਆਪਾਂ ਵੱਡੀਆਂ ਵੱਡੀਆਂ ਜੰਗਾਂ ਜੇ ਲੜਨੀਆਂ ਹੋਣ ਤੇ ਜੇ ਕਹੀਏ ਵੀ ਬੋਤਲ ਲੈ ਲਿਓ ਪਿਆ ਕੇ ਤੇ ਫਿਰ ਲੜ ਲੈਣਗੇ ਫਿਰ ਕਿੱਥੇ ਲੜ ਲੈਣਗੇ ਇਹ ਨਸ਼ਾ ਜਦੋਂ ਬੰਦੇ ਦੇ ਅੰਦਰ ਹੋਵੇ ਸਹੀ ਨਸ਼ਾ ਸੱਚ ਦਾ ਨਸ਼ਾ ਜਿਹਨੇ ਕੀਤਾ ਹੋਵੇ ਉਹ ਫਿਰ ਕਾਇਮ ਹੋ ਕੇ ਖੜ ਜਾਂਦਾ ਹੈ ਮਨ ਸਟਰੋਂਗ ਹੋ ਜਾਂਦਾ ਹੈ ਫਿਰ ਕਹਿੰਦਾ ਉਹ ਹਰ ਇੱਕ ਨਾਲ ਮੁਕਾਬਲਾ ਕਰ ਸਕਦਾ ਹੈ ਮੇਰੇ ਵੀਰ ਭਰਾਵਾਂ ਨੂੰ ਵੀ ਬੇਨਤੀ ਹੈ ਅੱਜ ਵੀ ਦੁਨੀਆ ਨੇ ਬਹੁਤ ਕੁਝ ਕਹਿਣਾ ਜਿਹੜੇ ਅੰਮ੍ਰਿਤ ਛਕ ਲੈਣਗੇ ਨਾ ਜਿਹੜੇ ਸਹੀ ਡਾਇਰੈਕਸ਼ਨ ਜਿਨ੍ਹਾਂ ਦੀ ਸਹੀ ਹੈ ਸਿੱਧੇ ਜਾਂਦੇ ਨੇ ਜਿਹੜੇ ਕਈ ਲੋਕੀ ਗੱਲਾਂ ਕਰਨਗੇ ਲੈ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਲੈ ਇਹ ਵੱਡਾ ਹੁਣ ਬਾਬਾ ਬਣਿਆ ਫਿਰਦਾ ਹੈ ਲੈ ਹੁਣ ਤੂੰ ਬਾਲਾ ਗਿਆਨੀ ਹੋ ਗਿਆ ਹੁਣ ਤੂੰ ਸਾਨੂੰ ਮੱਤਾਂ ਦੇਣਾ ਇਦਾਂ ਕਹਿਣਗੇ ਕਈ ਬਸ ਇਦਾਂ ਸਮਝ ਲਓ ਵੀ ਟਿੱਡੀ ਦਲ ਚੜ ਕੇ ਆਇਆ ਸੀ ਟਿੱਡੀ ਦਲ ਕਹਿੰਦੇ ਉਹਨੂੰ ਟਿੱਡੀਆਂ ਵਾਂਗੂ ਟਿੱਡੀ ਦਲ ਚੜ ਕੇ ਆਉਂਦਾ ਰਿਹਾ 10-10 ਲੱਖ ਦਾ ਖਾਲਸਾ ਮੁਕਾਬਲਾ ਕਰਦਾ ਰਿਹਾ ਸਵਾ ਸਵਾ ਲੱਖ ਦਾ ਮੁਕਾਬਲਾ ਕਰਦਾ ਰਿਹਾ ਅੱਜ ਦੇ ਵੇਲੇ ਵਿੱਚ ਵੀ ਸੱਚ ਤੇ ਤੁਰਨ ਵਾਲਿਆਂ ਨੂੰ ਇੱਕ ਇੱਕ ਨੂੰ ਸਵਾ ਸਵਾ ਲੱਖ ਦਾ ਮੁਕਾਬਲਾ ਕਰਨ ਵਾਂਗੂ ਹੀ ਗੱਲ ਹੈ ਅੱਜ ਵੀ ਕਿਤੇ ਸੌਖਾ ਹੈ ਤੁਸੀਂ ਸਹੀ ਗੱਲ ਕਰੋ ਕਿਸੇ ਵਿਆਹ ਤੇ ਜਾ ਕੇ ਸਹੀ ਗੱਲ ਕਰੋ ਤੁਹਾਡੇ ਗੱਲ ਪੈ ਜਾਣਗੇ ਸਾਰੇ ਤੂੰ ਕੌਣ ਹੁੰਦਾ ਸਾਨੂੰ ਇਹ ਗੱਲ ਕਹਿਣ ਵਾਲਾ ਤੁਸੀਂ ਕਹਿ ਦੋ ਮੁੰਡੇ ਨੌਜਵਾਨ ਜਿਹੜੇ ਹੁਣ ਅੰਮ੍ਰਿਤਧਾਰੀ ਹੁੰਦੇ ਨੇ ਜਾਂ ਚੰਗੀ ਤਰ੍ਹਾਂ ਗੁਰਮਤ ਨੂੰ ਸਮਝਦੇ ਆ ਉਹ ਕਹਿਣ ਅਸੀਂ ਨਹੀਂ ਧਾਗੇ ਤੂਗੇ ਬੰਨਣੇ ਲੈ ਜਾਓ ਆਪਦੇ ਅਸੀਂ ਨਹੀਂ ਮੌਲੀਆਂ ਬੰਨਣੀਆਂ ਲੈ ਜਾਓ ਆਪਦੀਆਂ ਅਸੀਂ ਨਹੀਂ ਆ ਖਾਰੇ ਖੂਰੇ ਵਾਲਾ ਕੰਮ ਕਰਨਾ ਐਡਾ ਬਾਥਰੂਮ ਕਾਦੇ ਲਈ ਬਣਾਇਆ ਅੰਦਰ ਹੀ ਨਹਾ ਲਾਂਗੇ ਸਾਰਾ ਟੱਬਰ ਨਵਾਈ ਜਾਂਦਾ ਮੈਨੂੰ ਇੱਥੇ ਬਹਿ ਕੇ ਮੈਨੂੰ ਨਹਾਉਣਾ ਨਹੀਂ ਆਉਂਦਾ ਜੇ ਉਹ ਜੀਆਂ ਗੱਲਾਂ ਸਿੱਖ ਕਰੇ ਉਹਨੂੰ ਸਾਰੇ ਕਹਿਣਗੇ ਤੇ ਪਾਗਲ ਹੋ ਗਿਆ ਇਹ ਇਕੱਲਾ ਹੀ ਵੱਖਰਾ ਚੱਲਦਾ ਹੈ ਸਾਰੇ ਅਸੀਂ ਸਿਆਣੀਆਂ ਗੱਲਾਂ ਕਰਦੇ ਆ ਇਹ ਨਵਾਂ ਹੀ ਜੰਮ ਪਿਆ ਗਿਆਨੀ ਇਹ ਕੱਲੀਆਂ ਕੱਲੇ ਹੀ ਵੱਖਰੀਆਂ ਗੱਲਾਂ ਕਰਦਾ ਪਾਗਲ ਹੋ ਗਿਆ ਏ ਇਹਦਾ ਇਲਾਜ ਕਰਾਓ ਐਦਾਂ ਦੀਆਂ ਗੱਲਾਂ ਕਰਦੇ ਨੇ ਲੋਕ ਪਰ ਜਿਹੜਾ ਬੰਦਾ ਸੱਚ ਤੇ ਤੁਰਨ ਵਾਲਾ ਹੈ ਇਹ ਗੱਲ ਬਿਲਕੁਲ ਦਰੁਸਤ ਹੈ ਇਹ ਸਹੀ ਹੈ ਕਿ ਸਵਾ ਸਵਾ ਲੱਖ ਨਾਲ ਮੁਕਾਬਲਾ ਕਰਨ ਵਾਲਾ ਹੀ ਸਾਹਬ ਹੈ ਅੱਜ ਦੇ ਸਮੇਂ 'ਚ ਹੁਣ ਵੀ ਮੁਕਾਬਲਾ ਕੀਤਾ ਹੀ ਨਹੀਂ ਅੱਜ ਵੀ ਕਰਨਾ ਪੈਣਾ ਤੇ ਚੇਤਾ ਰੱਖੋ 40ਾਂ ਨੇ ਸਵਾ ਲੱਖ ਦਾ ਮੁਕਾਬਲਾ ਤਾਂ ਕੀਤਾ ਉਸ ਜਥੇ ਦਾ ਜਥੇਦਾਰ ਕੌਣ ਸੀ ਬੋਲੋ 40ਾਂ ਨੇ ਚਮਕੌਰ ਦੀ ਗੜੀ ਵਿੱਚ 10 ਲੱਖ ਦਾ ਮੁਕਾਬਲਾ ਕੀਤਾ ਉਸ 40ਾਂ ਦੇ ਜਥੇ ਦਾ ਜਥੇਦਾਰ ਕੌਣ ਸੀ ਧੰਨ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਦਾਨੀ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਤੇ ਚੇਤਾ ਰੱਖਿਓ ਸਿੰਘੋ ਮੁਕਾਬਲਾ ਉਸ ਇੱਕ ਇੱਕ ਜਾ ਕੇ ਸਵਾ ਸਵਾ ਲੱਖ ਨਾਲ ਲੜਦਾ ਸੀ ਥਾਪੜਾ ਲੈ ਕੇ ਤੁਰਦਾ ਸੀ ਅੰਦਰੋਂ ਅੱਜ ਆਪਾਂ ਗੁਰੂ ਦਾ ਥਾਪੜਾ ਲੈ ਕੇ ਤੁਰਾਂਗੇ ਤਾਂ ਗੱਲ ਬਣਦੀ ਹੈ ਗੁਰਬਾਣੀ ਦਾ ਥਾਪੜਾ ਲਓ ਸਵੇਰੇ ਨਿਤਨੇਮ ਕਰਕੇ ਤੁਰਿਓ ਗੁਰਬਾਣੀ ਪੜੋ ਗੁਰਬਾਣੀ ਨੂੰ ਸਮਝੋ ਇਹ ਥਾਪੜਾ ਹੈ ਸਵੇਰੇ ਨਿਤਨੇਮ ਕਰਨਾ ਥਾਪੜਾ ਲੈਣਾ ਹੀ ਹੈ ਫਿਰ ਜਾ ਕੇ ਗੱਲ ਕਰੋ ਪਰ ਇੱਕ ਬੇਨਤੀ ਹੋਰ ਵੀ ਕਰਾਂਗਾ ਤਰੀਕਾ ਸਹੀ ਰਵੇ ਤਰੀਕਾ ਸਹੀ ਰਹਿਣਾ ਚਾਹੀਦਾ ਗੱਲ ਕਰਨ ਦਾ ਇਸ ਗੱਲ ਦਾ ਬਹੁਤ ਫਰਕ ਹੁੰਦਾ ਹੈ ਥਾ ਸੋਟਾ ਮਾਰਨਾ ਨਹੀਂ ਤਰੀਕੇ ਨਾਲ ਸਮਝਾਣਾ ਹੈ ਬਾਦ ਲੀਨ ਸਮਝਾਣਾ ਹੈ ਪਿਆਰ ਨਾਲ ਸਮਝਾਣਾ ਹੈ ਕਈ ਵਾਰੀ ਸਮਾਂ ਲੱਗਦਾ ਹੈ ਕਈ ਵਾਰੀ ਟਾਈਮ ਲੱਗਦਾ ਹੈ ਹੌਲੀ ਹੌਲੀ ਕਈਆਂ ਦੇ ਖਾਨੇ ਪੈਂਦੀ ਹੈ ਗੱਲ ਪਰ ਹੌਲੀ ਹੌਲੀ ਹੌਲੀ ਹੌਲੀ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰੀਏ ਤੇ ਬੜੇ ਸਮਝਦੇ ਵੇਖੇ ਆ ਬਹੁਤ ਵੇਖੇ ਆ ਸਮਝਦੇ ਨਹੀਂ ਤੇ ਅੜੀ ਕਰ ਲੈਂਦੇ ਅੜ ਜਾਂਦੇ ਨੇ ਕਈ ਉਹ ਫਿਰ ਗੱਲ ਇਸ ਕਰਕੇ ਨਹੀਂ ਅੜਦੇ ਵੀ ਗੁਰਮਤ ਦੀ ਗੱਲ ਹੈ ਜਾਂ ਮਨਮਤ ਦੀ ਗੱਲ ਹੈ ਉਹ ਕਹਿਣਗੇ ਬਸ ਮੈਂ ਕਹੀ ਅਸੀਂ ਤਾਂ ਹੁਣ ਇਦਾਂ ਹੀ ਕਰਾਂਗੇ ਅੜੀ ਕਰਕੇ ਮੰਨਦੇ ਨੇ ਉਦਾਂ ਤੇ ਦਿਲ ਤੇ ਕਰਦਾ ਵੀ ਛੱਡ ਦਈਏ ਗੱਲ ਤੇ ਗਲਤ ਹੈ ਪਰ ਫਿਰ ਅੜੀ ਹੋ ਜਾਂਦੀ ਹੈ ਅੜੀ ਤਾਂ ਕਰਕੇ ਗੁਰਬਾਣੀ ਦਾ ਗਿਆਨ ਲੈਣਾ ਬਹੁਤ ਵੱਡਾ ਨਸ਼ਾ ਹੈ ਜ਼ਿੰਮੇਵਾਰੀਆਂ ਆਪਣੀਆਂ ਸਾਰੀਆਂ ਨਿਭਾਈ ਜਾਈਏ ਗਿਆਨ ਲੈ ਕੇ ਪ੍ਰਮਾਤਮਾ ਵਿੱਚ ਧਿਆਨ ਟਿਕਾ ਕੇ ਰੱਖੀਏ ਵੀ ਸਾਹ ਕੌਣ ਚਲਾਉਂਦਾ ਹੈ ਇੱਕ ਤੇ ਦਿਸਦਾ ਨਾ ਮੇਰਾ ਪੁੱਤ ਹੈ ਆ ਆ ਵੇਖੋ ਇਦਾਂ ਵੇਖਦੇ ਆ ਆ ਮੇਰਾ ਪੁੱਤ ਹੈ ਇੱਕ ਕੀ ਵੇਖਦਾ ਹੈ ਵੀ ਸਾਹ ਤੇ ਤੂੰ ਚਲਾਉਂਦਾ ਹੈ ਮੈਂ ਤੇ ਇਹਦੇ ਸਾਹ ਚਲਾਉਂਦਾ ਨਹੀਂ ਰੋਟੀ ਖਾ ਲੈਂਦਾ ਮੈਂ ਤੇ ਪਚਾਉਂਦਾ ਨਹੀਂ ਇਹਦੀ ਰੋਟੀ ਵੀ ਪਚਾ ਵੀ ਰੋਟੀ ਪਚ ਜਵੇ ਇਹ ਤੇ ਤੇਰੀ ਤੇਰੀ ਅੰਦਰ ਮਸ਼ੀਨਰੀ ਫਿੱਟ ਕੀਤੀ ਏ ਤਾਂ ਪਚੀ ਜਾਂਦੀ ਏ ਸਾਹ ਇਹਦਾ ਮੈਂ ਨਹੀਂ ਚਲਾਉਂਦਾ ਤੂੰ ਚਲਾਉਣਾ ਹੈ ਦੇਲੇ ਦਾ ਮੈਂ ਨਹੀਂ ਧੜਕਾਉਂਦਾ ਤੂੰ ਧੜਕਾਉਂਦਾ ਹੈ ਫਿਰ ਨਾਂ ਦਾ ਹੀ ਬਾਪੂ ਆ ਹੈ ਤੇ ਤੂੰ ਹੀ ਹੋਈ ਐ ਆਖੋ ਸਤਨਾਮ ਲੈ ਮੈਂ ਨਾਂ ਦਾ ਹੀ ਬਾਪੂ ਆ ਹੈ ਤੇ ਤੂੰ ਐ ਜੇ ਮੇਰੇ ਵੱਸ ਹੋਵੇ ਮੈਂ ਤੇ ਇਹਦਾ ਦਿਲ ਧੜਕਾਈ ਹੋਈ ਚੱਲਣਾ ਬਾਕੀਆਂ ਸਾਰਿਆਂ ਦਾ ਹੀ ਬੰਦ ਕਰਦੇ ਆ ਵੀ ਇਹਦੇ ਹੀ ਚੱਲਣ ਦਿਓ ਇਕੱਲੇ ਦਾ ਬਸ ਸਭ ਦੇ ਗਵਾਂਡੀਆਂ ਦੇ ਬੰਦ ਕਰੋ ਦਿਲ ਇਹ ਨਹੀਂ ਧੜਕਣੇ ਚਾਹੀਦੇ ਬਾ ਮੇਰੇ ਵਾਲੇ ਦਾ ਤਾਂ ਬੰਦ ਹੀ ਨਾ ਹੋਵੇ ਵੀ ਦਿਲ ਤੇ ਧੜਕਦਾ ਹੈ ਤੂੰ ਐ ਧੜਕਾਉਂਦਾ ਤੇਰੇ ਕਰਕੇ ਹੀ ਦਿਲ ਧੜਕਦਾ ਤੇਰੇ ਕਰਕੇ ਹੀ ਸਾਹ ਚੱਲਦਾ ਤੇਰੇ ਕਰਕੇ ਬਲੱਡ ਸਰਕੂਲੇਸ਼ਨ ਚੱਲਦਾ ਤੇਰੇ ਕਰਕੇ ਖਾਣਾ ਪਚੀ ਜਾਂਦਾ ਇਹ ਹੈ ਹੀ ਤੂੰ ਤੇ ਮੈਂ ਐਵੇਂ ਹੀ ਨਾ ਕਰਾਈ ਫਿਰਦਾ ਆਪਣੇ ਵੀ ਮੇਰਾ ਪੁੱਤ ਇਹੀ ਗੁਰਬਾਣੀ ਸਮਝਾਉਂਦੀ ਹੈ ਵੀ ਤੈਨੂੰ ਭੁਲੇਖਾ ਹੈ ਜਿਹੜਾ ਤੂੰ ਕਰਦਾ ਮੇਰਾ ਮੇਰਾ ਮੇਰਾ ਮੇਰਾ ਇਸੀ ਇਹੀ ਗੱਲ ਸਮਝਣੀ ਹੈ ਬਸ ਵੀ ਹੈ ਪੁੱਤ ਠੀਕ ਹੈ ਜ਼ਿੰਮੇਵਾਰੀ ਮੇਰੀ ਹੈ ਵੀ ਮੈਂ ਇਹਨੂੰ ਰੋਟੀ ਪਾਣੀ ਖਵਾਣਾ ਪਾਲਣਾ ਮੇਰੀ ਜ਼ਿੰਮੇਵਾਰੀ ਹੈ ਪਰ ਮਾਲਕਾ ਹੈ ਤੇ ਤੇਰਾ ਹੀ ਹੈ ਜਿਵੇਂ ਦਾਈ ਦੀ ਹੈ ਦਾਈ ਦੀ ਹੈ ਬੱਚੇ ਨੂੰ ਨੌਕਰਾਂ ਨੌਕਰ ਰੱਖ ਲੈਂਦੇ ਨੇ ਕਈ ਬੱਚਿਆਂ ਨੂੰ ਸਾਂਭਣ ਲਈ ਨੌਕਰਾਨੀਆਂ ਹੁੰਦੀਆਂ ਨੇ ਉਹ ਦੁੱਧ ਵੀ ਪਿਉਂਦੀਆਂ ਨੇ ਬੱਚੇ ਨੂੰ ਨਵਾਉਂਦੀਆਂ ਵੀ ਨੇ ਪਰ ਕੀ ਕਹਿੰਦੀਆਂ ਨੇ ਹੈ ਤੇ ਭਾਈ ਮਾਲਕਾਂ ਦਾ ਹੀ ਹੈ ਇਦਾਂ ਹੀ ਆਪਾਂ ਸਮਝੋ ਵੀ ਦੋ ਨੇ ਭਾਵੇਂ ਚਾਰ ਨੇ ਚਾਹੇ ਪੋਤੇ ਨੇ ਹੈ ਤੇ ਹੈ ਤੇ ਮਾਲਕਾ ਤੇਰੇ ਹੀ ਨੇ ਪਰ ਚੱਲ ਜਿੰਨੀ ਕੁ ਜ਼ਿੰਮੇਵਾਰੀ ਮੇਰੀ ਲਈ ਹੈ ਕਰੀ ਜੰਨੇ ਆ ਬਸ ਇੰਨਾ ਹੀ ਭਲੇਖਾ ਹੈ ਇਹੀ ਭਰਮ ਹੈ ਇਹ ਸੁਣ ਲੈਣਾ ਬਹੁਤ ਸੌਖਾ ਹੈ ਦੀ ਪ੍ਰੈਕਟਿਸ ਕਰੀਏ ਤੇ ਤਾਂ ਗੱਲ ਬਣੇ ਇਹ ਪ੍ਰੈਕਟੀਕਲ ਹੋਵੇ ਸਾਡੀ ਲਾਈਫ 'ਚ ਆਵੇ ਸਾਡੀ ਜ਼ਿੰਦਗੀ ਵਿੱਚ ਇਹ ਗੱਲ ਆ ਜਾਵੇ ਅਸੀਂ ਮਨੋਂ ਕਹੀਏ ਵੀ ਤੇਰਾ ਸਾਰਾ ਕੁਝ ਬਸ ਇਹਨੂੰ ਹੀ ਹੌਂ ਰੋਗ ਕਹਿੰਦੇ ਨੇ ਬੰਦਾ ਆਪਣੀ ਵੱਖਰੀ ਹਸਤੀ ਬਣਾ ਕੇ ਬਹਿ ਗਿਆ ਹੌਂ ਰੋਗ ਇਸੇ ਨੂੰ ਕਹਿੰਦੇ ਨੇ ਵੀ ਮੈਂ ਆ ਬਸ ਪਰਮਾਤਮਾ ਕੁਝ ਵੀ ਨਹੀਂ ਪਰਮਾਤਮਾ ਕੁਝ ਵੀ ਨਹੀਂ ਮੈਂ ਆ ਬਸ ਇਹਨੂੰ ਹੌਂ ਕਹਿੰਦੇ ਆ ਇਹ ਰੋਗ ਮਾੜਾ ਹੈ ਹਉਮੈ ਦੀਰਘ ਰੋਗ ਹੈ ਕਹਿੰਦੇ ਭਾਈ ਭਿਆਨਕ ਰੋਗ ਹੈ ਪਰ ਲਾ ਇਲਾਜ ਨਹੀਂ ਇਹ ਜਿਹੜਾ ਰੋਗ ਹੈ ਅੱਡਰੀ ਵੱਖਰੀ ਹਸਤੀ ਮੰਨਣਾ ਲਾ ਇਲਾਜ ਨਹੀਂ ਹਉਮੈ ਦੀਰਘ ਰੋਗ ਹੈ दारू ਪੀਏ ਸਮਾਹੇ ਇਹ ਲਾ ਇਲਾਜ ਨਹੀਂ दारू ਵੀ ਹੈ ਇਹਦਾ ਮਹਾਰਾਜ ਕਿਹੜਾ ਅਲ- ਇਹਦਾ ਦ- ਇਲਾਜ ਕੀ ਹੈ ਮਹਾਰਾਜ ਕਹਿੰਦੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਜੇ ਤੂੰ ਗੁਰੂ ਦਾ ਬਚਨ ਸ਼ਬਦ ਕਮਾਵੇਂ ਕਮਾਈ ਕਰੇ ਗੁਰੂ ਦੇ ਬਚਨਾਂ ਦੀ ਇਹ ਤੂੰ ਆਪਣੇ ਆਪ ਉੱਤੇ ਕਿਰਪਾ ਕਰ ਲੈ ਇੱਕ ਤੇ ਰੱਬ ਦੀ ਕਿਰਪਾ ਗੁਰੂ ਦੀ ਕਿਰਪਾ ਇੱਕ ਆਪਣੇ ਆਪ ਤੇ ਆਪਣੀ ਕਿਰਪਾ ਵੀ ਤੇ ਕਰਨੀ ਹੈ ਆਪਣੇ ਸਰੀਰ ਤੇ ਤਰਸੀ ਨਾ ਕਰੇ ਹੁਣ ਡਾਕਟਰ ਨੇ ਤੇ ਦਵਾਈ ਦੇ ਦਿੱਤੀ ਉਹ ਕਹਿੰਦਾ ਆਪਣੇ ਆਪ ਤੇ ਆਪ ਵੀ ਕਿਰਪਾ ਕਰ ਲਈ ਤੇਰਾ ਪੇਟ ਖਰਾਬ ਰਹਿੰਦਾ ਮੈਂ ਤੈਨੂੰ ਕਹਿਤਾ ਵੀ ਦਵਾਈ ਖਾ ਲੈ ਪਕੌੜਿਆਂ ਦਾ ਧਿਆਨ ਰੱਖੀ ਆਪਣੇ ਆਪ ਤੇ ਵੀ ਤੇ ਤਰਸ ਕਰ ਲੈ ਆਪਣੇ ਢਿੱਡ ਤੇ ਕਰ ਲੈ ਤੇ ਜੇ ਬੰਦਾ ਆਪਣੇ ਉਹ ਇੰਨਾ ਕਿਤੇ ਛੱਡਣਾ ਹੀ ਪੈਣਾ ਉਹਨੂੰ ਗੁਰੂ ਦੇ ਬਚਨਾਂ ਨੂੰ ਕਮਾਣਾ ਸਤਿਗੁਰਾਂ ਦੇ ਬਚਨ ਤੇ ਮਿਲ ਗਏ ਆਪਾਂ ਨੂੰ ਗੁਰੂ ਆ ਗੁਰੂ ਨਾਨਕ ਦੀ ਕਿਰਪਾ ਤੇ ਹੋ ਗਈ ਆ ਇੱਥੇ ਤੱਕ ਕਿਰਪਾ ਤੇ ਪਹੁੰਚ ਗਈ ਆਪਣੇ ਕੋਲ ਹੈ ਹੁਣ ਚਾਹੇ ਜਿੰਨੇ ਮਰਜ਼ੀ ਬੰਦੇ ਗੁਰੂ ਗ੍ਰੰਥ ਸਾਹਿਬ ਦੇ ਘਰ ਪ੍ਰਕਾਸ਼ ਕਰ ਲੋ ਅੱਜ ਕਰ ਸਕਦੇ ਹੋ ਜੇ ਪ੍ਰਕਾਸ਼ ਨਹੀਂ ਕਰ ਸਕਦੇ ਭਾਗ ਲੈ ਆਓ ਆਪਾਂ ਲਿਆ ਸਕਦੇ ਆ ਕਿੱਡੀ ਮੌਜ ਲਾਤੀ ਫੋਨਾਂ ਦੇ ਵਿੱਚ ਹੀ ਬਾਣੀ ਫੀਡ ਹੈ ਫੋਨ ਵਿੱਚ ਹੀ ਬਹੁਤ ਕੁਝ ਹੈ ਜਿੰਨਾ ਮਰਜ਼ੀ ਪੜ ਲਓ ਹੁਣ ਗੁਰੂ ਦੀ ਕਿਰਪਾ ਤੇ ਬਹੁਤ ਹੈ ਹੁਣ ਤੂੰ ਆਪਣੇ ਆਪ ਉੱਤੇ ਵੀ ਤੇ ਆਪਣੀ ਕਿਰਪਾ ਕਰ ਗੁਰੂ ਦੀ ਕਿਰਪਾ ਤੇ ਤੇਰੇ ਘਰ ਪਈ ਹੈ ਪੋਥੀਆਂ ਤੇ ਘਰ ਪਈਆਂ ਨੇ ਭਾਗ ਤੇ ਤੇਰੇ ਘਰ ਪਏ ਨੇ ਗੁਰਬਾਣੀ ਦੇ ਗੁਟਕੇ ਤੇ ਤੇਰੇ ਘਰ ਪਏ ਨੇ ਤੇ ਗੁਰਬਾਣੀ ਨੂੰ ਪੜ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਆਪਣੇ ਆਪ ਉੱਤੇ ਆਪਣੀ ਕਿਰਪਾ ਹੀ ਹੈ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਕਮਾਲ ਹੈ ਕਮਾਲ ਹੈ ਨਹੀਂ ਤੇ ਆਪ ਅਸੀਂ ਕਈ ਵਾਰੀ ਘਰਾਂ 'ਚ ਜਾਈਦਾ ਹੈ ਕਈ ਵਾਰੀ ਵੇਖਿਆ ਹਾਂ ਬਈ ਕਹਿਣਗੇ ਸਾਡੇ ਘਰ ਬਾਬਾ ਜੀ ਬਾਪੂ ਜੀ ਸਾਡੇ ਹੁੰਦੇ ਤੇ ਅੱਛਾ ਉਹ ਪਾਠ ਕਰਦੇ ਸੀ ਅੱਛਾ ਉਹਨਾਂ ਦੇ ਨਾ ਜੀ ਉਹਨਾਂ ਦੇ ਉਹਨਾਂ ਦੀਆਂ ਪੋਥੀਆਂ ਉਹਨਾਂ ਦੇ ਗੁਟਕੇ ਬਾਪੂ ਜੀ ਸਾਡੇ ਜਿਹੜੇ ਪਾਠ ਕਰਦੇ ਸੀ ਉਹ ਪੋਥੀਆਂ ਸਾਡੇ ਘਰੇ ਪਈਆਂ ਅੱਛਾ ਬਾਬਾ ਜੀ ਤੁਸੀਂ ਉਹੀ ਲੈ ਜਾਓ ਸਾਥੋਂ ਸਾਂਭੀਆਂ ਦੀਆਂ ਤੇ ਮੈਂ ਫਿਰ ਉਹਨਾਂ ਨੂੰ ਕਹਿੰਦਾ ਉਹਨਾਂ ਵੀ ਜ਼ਮੀਨ ਬੁੜੇ ਦੀ ਤੂੰ ਸਾਂਭ ਲਈ ਪੋਥੀਆਂ ਗੁਰਦੁਆਰੇ ਦੇ ਆਓ ਜ਼ਮੀਨਾਂ ਤੂੰ ਸਾਂਭੀਆਂ ਨੇ ਪੋਥੀਆਂ ਗੁਰਦੁਆਰੇ ਦੇ ਆਓ ਗੁਰਦੁਆਰੇ ਪੋਥੀਆਂ ਨਾ ਦਿਓ ਪੋਥੀਆਂ ਆਪ ਪੜੋ ਤਾਂ ਹੀ ਜ਼ਮੀਨਾਂ ਬਚੀਆਂ ਰਹਿਣਗੀਆਂ ਜੇ ਪੋਥੀਆਂ ਤੋਂ ਦੂਰ ਜਾਓਗੇ ਗਲਾਸੀ ਚ ਘੋਲ ਘੋਲ ਕੇ ਕਿੱਲਿਆਂ ਤੇ ਕਿੱਲੇ ਲੋਕੀ ਪੀ ਜਾਂਦੇ ਨੇ ਤੂੰ ਕਹੇਗਾ ਮੈਂ ਤੇ ਨਹੀਂ ਪੀਂਦਾ ਤੇ ਤੇਰੇ ਗਾਂ ਪੁੱਤ ਪੋਤੇ ਫਿਰ ਉਹ ਉਹ ਪੀ ਜਾਣਗੇ ਪੋਥੀਆਂ ਨੂੰ ਘਰੋਂ ਨਾ ਕੱਢ ਤਾਂ ਹੀ ਜ਼ਮੀਨਾਂ ਬਚੀਆਂ ਰਹਿਣਗੀਆਂ ਗੁਰਬਾਣੀ ਨੂੰ ਘਰ ਚੋਂ ਨਾ ਕੱਢੋ ਗੁਰਬਾਣੀ ਘਰ ਚ ਲਿਆਓ ਤੇ ਆਪ ਪੜੋ ਸਮਝੋ ਧੁਰੇ ਨਾਲ ਧੁਰ ਕੀ ਬਾਣੀ ਨੇ ਜੋੜਨਾ ਹੈ ਮੂਲ ਨਾਲ ਸਾਨੂੰ ਜੋੜਨਾ ਹੈ ਆਪਣੇ ਆਪੇ ਨਾਲ ਜੁੜੀਏ ਮੂਲ ਨਾਲ ਜੁੜੀਏ ਜਿਹਦੇ ਤੋਂ ਪੈਦਾ ਹੋਏ ਆ ਉਹਦੇ ਨਾਲ ਜੁੜੀਏ ਵੱਖਰੀ ਹਸਤੀ ਨਾ ਮੰਨੀਏ ਚਾਲੀਆਂ ਨੇ ਮੁਕਾਬਲਾ ਕੀਤਾ ਕਿਉਂ ਜਥੇਦਾਰ ਗੁਰੂ ਗੋਬਿੰਦ ਸਿੰਘ ਨੇ ਇਹਦਾ ਗੁਰੂ ਕਿਰਪਾ ਕਰਦਾ ਹੈ ਸਤਿਗੁਰਾਂ ਤੋਂ ਇਹ ਅਕਲ ਮਿਲਦੀ ਹੈ ਸੋਝੀ ਮਿਲਦੀ ਹੈ ਸਮਝ ਪੈਂਦੀ ਹੈ ਸਤਿਗੁਰੂ ਜੀਵਨ ਹੀ ਬਦਲ ਕੇ ਰੱਖ ਦਿੰਦੇ ਨੇ ਆਪਣੇ ਜੀਵਨ ਵਿੱਚ ਲਾਗੂ ਨਾਲ ਨਾਲ ਚੱਲਣ ਦਿਓ ਪੈਰਲਰ ਕੁਝ ਧਰਮ ਲਈ ਵੱਖਰਾ ਨਹੀਂ ਜੀਵਨ ਹੀ ਆਪਣਾ ਧਰਮ ਬਣਾ ਲਓ ਸਾਡਾ ਹਰ ਕਰਮ ਬੰਦਗੀ ਬਣੇ ਸਾਡੀ ਜ਼ਿੰਦਗੀ ਹੀ ਸਾਡੀ ਬੰਦਗੀ ਬਣੇ ਸਾਡੀ ਜ਼ਿੰਦਗੀ ਬੰਦਗੀ ਬਣ ਜਾਵੇ ਗੁਰੂ ਸਾਹਿਬ ਦਾ ਇੱਕ ਇੱਕ ਬਚਨ ਕਮਾਣਾ ਬਚਨਾਂ ਵਿੱਚ ਬੰਦ ਰਹਿਣਾ ਬੰਦਗੀ ਹੋਈ ਹੈ ਜਿਹੜਾ ਆਪਣੇ ਗੁਰੂ ਦੇ ਬਚਨਾਂ ਤੋਂ ਬਾਹਰ ਨਹੀਂ ਜਾਂਦਾ ਉਹ ਬੰਦਗੀ ਹੀ ਕਰਦਾ ਬੰਦਗੀ ਬੰਦ ਰਹਿਣਾ ਹੀ ਹੈ ਬੰਦਗੀ ਦਾ ਮਤਲਬ ਹੁੰਦਾ ਹੈ ਅਧੀਨਗੀ ਅਧੀਨ ਰਹਿਣਾ ਗੁਰੂ ਸਾਹਿਬ ਦੇ ਬਚਨਾਂ 'ਚ ਬੰਦ ਰਹਿਣਾ ਅਧੀਨ ਰਹਿਣਾ ਇਹ ਬੰਦਗੀ ਹੋਈ ਹੈ ਤੇ ਜਿਹੜਾ ਸਿੱਖ ਮਹਾਰਾਜ ਦੇ ਬਚਨਾਂ 'ਚ ਬੰਦ ਰਵੇ ਕੰਮਕਾਰ ਆਪਦੇ ਕਰੀ ਜਾਵੇ ਨਾਲ ਨਾਲ ਨਿਰਵਾਹ ਆਪਣਾ ਪਰਿਵਾਰ ਪਾਲੀ ਜਾਵੇ ਜ਼ਿੰਮੇਵਾਰੀਆਂ ਨਿਭਾਈ ਜਾਉ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਉ ਮੇਰਾ ਠਾਠਾ ਬੱਕ ਇਹ ਸ਼ਬਦ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸਾਚ ਨਾਮ ਮੇਰਾ ਮਨ ਲੱਗਾ ਮੇਰਾ ਮਨ ਸੱਚੇ ਨਾਮ ਨਾਲ ਅਕਾਲ ਪੁਰਖ ਨਾਲ ਪਰਮਾਤਮਾ ਨਾਲ ਲੱਗਿਆ ਹੋਇਆ ਹੈ ਲੋਕਾਂ ਨਾਲ ਕਰਨਾ ਹੈ ਜ਼ਿੰਮੇਵਾਰੀ ਆਪਣੀ ਨਿਭਾਉਣੀ ਹੈ ਠਾਠਾ ਬਾਗਾ ਠਾਠਾ ਬਾਗਾ ਦਾ ਅਰਥ ਟੀਕਾਕਾਰਾਂ ਨੇ ਕੀਤਾ ਹੈ ਬਸ ਪੋਚਾ ਜਿਆ ਜਿਵੇਂ ਪੋਚਾ ਪੋਚਾ ਪੋਚਾ ਪਾਚੀ ਜੀ ਕਹਿੰਦੇ ਨੇ ਨਾ ਆਪਾਂ ਪੋਚਾ ਪਾਚੀ ਜੀ ਬਸ ਕਹਿੰਦੇ ਬਸ ਇਦਾਂ ਕਰਨਾ ਪੈਂਦਾ ਹੈ ਇਹ ਮੈਂ ਕਰਦਾ ਪਰ ਨਾ ਮਨ ਮੇਰਾ ਪ੍ਰਮਾਤਮਾ ਨਾਲ ਹੀ ਲੱਗਿਆ ਹੋਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੁਣੋ ਬਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੋ ਤਰੀਕਾ ਦੱਸਦੇ ਆ ਸਾਨੂੰ ਜੋ ਢੰਗ ਦੱਸਦੇ ਆ ਸਿੱਖੋ ਗੁਰੂ ਦੇ ਸਿੱਖ ਦਾ ਫਰਜ਼ ਬਣਦਾ ਗੁਰੂ ਦੇ ਚਾਲੇ ਚੱਲੇ ਸਿੱਖ ਦਾ ਫਰਜ਼ ਬਣਦਾ ਗੁਰੂ ਦੇ ਮਗਰ ਮਗਰ ਤੁਰੇ ਜ਼ਿੰਮੇਵਾਰੀਆਂ ਗੁਰੂ ਸਾਹਿਬ ਨੇ ਵੀ ਨਿਭਾਈਆਂ ਨੇ ਆਪਣੀਆਂ ਆਪਾਂ ਵੀ ਨਿਭਾਉਣੀਆਂ ਨੇ ਪਰ ਇੰਨੀਆਂ ਕਿ ਨਿਭਾਉਣੀਆਂ ਨੇ ਜਿਵੇਂ ਉਹਨਾਂ ਨੇ ਦੱਸਿਆ ਹੈ ਕਹਿੰਦੇ ਜ਼ਿੰਮੇਵਾਰੀਆਂ ਤੇ ਭੱਜਣਾ ਥੋੜਾ ਹੈ ਜ਼ਿੰਮੇਵਾਰੀਆਂ ਤੇ ਆਪਾਂ ਨਿਭਾਵਾਂਗੇ ਪਰ ਬਣਦੀਆਂ ਨਿਭਾਓ ਉਹਨਾਂ 'ਚ ਫਸਣਾ ਉਹਨਾਂ 'ਚ ਫਸ ਕੇ ਨਾ ਨਾ ਰਹਿ ਜਾ ਕਿਤੇ ਜ਼ਿੰਮੇਵਾਰੀਆਂ ਤੇ ਨਿਭਾਓ ਪਰ ਹਿਸਾਬ ਤੇ ਰੱਖੋ ਉਹਨਾਂ ਵਿੱਚ ਹੀ ਨਾ ਫਸ ਜਾ ਕਿਤੇ ਜਿਵੇਂ ਗੁਰੂ ਸਾਹਿਬ ਦੱਸ ਰਹੇ ਨੇ ਆ ਵੇਖਿਓ ਧਿਆਨ ਨਾਲ ਸਾਥ ਨਾਮ ਮੇਰਾ ਮਨ ਲਾਗਾ ਲੋਗਨ ਸਿਉ ਮੇਰਾ ਠਾਠਾ ਬਾਗਾ ਸੱਚੇ ਨਾਲ ਪਰਮਾਤਮਾ ਨਾਲ ਮੇਰਾ ਮਨ ਲੱਗ ਗਿਆ ਮਨ ਮੇਰਾ ਮਨ ਹੁਣ ਉਹਦੇ ਨਾਲ ਲੱਗ ਗਿਆ ਲੋਕਾਂ ਨਾਲ ਲੋਗਨ ਸਿਉ ਮੇਰਾ ਠਾਠਾ ਬਾਗਾ ਕਹਿੰਦੇ ਨਿਭਾ ਰਿਆਂ ਲੋਕਾਂ ਨਾਲ ਜਿੰਨਾ ਕੁ ਨਿਭਾਉਣਾ ਚਾਹੀਦਾ ਬਸ ਉਹਨਾਂ ਕੁ ਨਿਭਾਈ ਜਾਂਦੇ ਆ ਪਰ ਮਨ ਮੇਰਾ ਉਹਦੇ ਨਾਲ ਹੀ ਲੱਗਿਆ ਹੋਇਆ ਹੁਣ ਜੇ ਆਪਾਂ ਨੂੰ ਕੋਈ ਬੰਦਾ ਬੁਲਾਉਂਦਾ ਹੈ ਵੀ ਆਪਾਂ ਪੈਲਸ ਵਿੱਚ ਜਾਣਾ ਹੈ ਕਿਸੇ ਦੇ ਵਿਆਹ ਤੇ ਜਾਣਾ ਹੈ ਸ਼ਾਦੀ ਤੇ ਜਾਣਾ ਹੈ ਤੇ ਜਾਵਾਂਗੇ ਚਲੇ ਜਾਓ ਪਰ ਜ਼ਿੰਮੇਵਾਰੀ ਨਿਭਾਤੀ ਸਗਨ ਪਾਤਾ ਫੋਟੋ ਖਚਾ ਲਈ ਉਦੋਂ ਬਾਅਦ ਸ਼ਾਮ ਨੂੰ ਕਿਤੇ ਰਹਿ ਰਸ ਪੜਨ ਦਾ ਚੇਤਾ ਨਾ ਭੁਲਾ ਦੀ ਕਿਤੇ ਤੂੰ ਵੀ ਉੱਥੇ ਉਹਨਾਂ ਵੱਲ ਵੇਖ ਕੇ ਵੀ ਇਹ ਵੀ ਨੱਚ ਰਹੇ ਨੇ ਮੈਂ ਵੀ ਨੱਚ ਲਾਂ ਨਾਲ ਹੀ ਇਹ ਕਮਲੇ ਜੇ ਹੋਏ ਫਿਰਦੇ ਨੇ ਮੈਂ ਵੀ ਹੋ ਜਾ ਨਾਲ ਹੀ ਇਸ ਗੱਲ ਦਾ ਖਿਆਲ ਰੱਖੀ ਇਹ ਨਹੀਂ ਵੀ ਉਹਨਾਂ ਵਰਗਾ ਤੂੰ ਹੀ ਬਣ ਜਾ ਗੁਰੂ ਦੇ ਆ ਸਿੱਖਾ ਤੂੰ ਰਹਿ ਰਸ ਦਾ ਚੇਤਾ ਨਾ ਭੁੱਲ ਜੀ ਕਿਤੇ ਜ਼ਿੰਮੇਵਾਰੀਆਂ ਤੋਂ ਭੱਜ ਨਾ ਜ਼ਿੰਮੇਵਾਰੀਆਂ ਨਿਭਾ ਲੋਗਨ ਸਿਉ ਮੇਰਾ ਠਾਠਾ ਬਾਗਾ ਤੇ ਚੱਲਣਾ ਹੀ ਹੈ ਪਰ ਨਾਮ ਨਾਲ ਆਪਣਾ ਮਨ ਪਰਮਾਤਮਾ ਨਾਲ ਲਾ ਕੇ ਰੱਖੀ ਜਿਹਦੇ ਕਰਕੇ ਤੂੰ ਐ ਉਹਨੂੰ ਨਾ ਭੁੱਲ ਜੀ ਕਿਤੇ ਪਰਮਾਤਮਾ ਕਰਕੇ ਹੀ ਅਸੀਂ ਆ ਉਹਨੂੰ ਨਾ ਭੁੱਲ ਜੀ ਕਿਤੇ ਧਿਆਨ ਆਪਣਾ ਮਨ ਆਪਣਾ ਉਹਦੇ 'ਚ ਹੀ ਲਾ ਕੇ ਰੱਖੇ ਹਾਂਜੀ ਬਾਹਰ ਸੂਤ ਸਗਲ ਸਿਉ ਮੋਲਾ ਅਲਿਪਤ ਰਹੋ ਜੈਸੇ ਜਲ ਮਹਿ ਕੌਲਾ ਅਲਿਪਤ ਰਹੋ ਜੈਸੇ ਜਲ ਮਹਿ ਕੌਲਾ ਕਹਿੰਦੇ ਮੈਂ ਬਾਹਰੋਂ ਬਾਹਰੋਂ ਤੇ ਲੱਗਦਾ ਵੀ ਸਾਰਿਆਂ ਦੇ ਵਿੱਚ ਹੀ ਤੁਰਿਆ ਫਿਰਦਾ ਵਿਆਹ ਤੇ ਗਿਆ ਹੀ ਹੋਇਆ ਮੈਂ ਲੱਗਦਾ ਤੇ ਹੀ ਹੈ ਵੀ ਵਿੱਚ ਹੀ ਤੁਰਿਆ ਫਿਰਦਾ ਵੀ ਜਿਵੇਂ ਲੋਕੀ ਵਿਆਹ ਤੇ ਜਾਂਦੇ ਨੇ ਮੈਂ ਵੀ ਫਿਰਦਾ ਨਾਲ ਹੀ ਜਿਵੇਂ ਲੋਕੀ ਸਗਨ ਤੇ ਜਾਂਦੇ ਨੇ ਮੈਂ ਵੀ ਨਾਲ ਹੀ ਤੁਰਿਆ ਫਿਰਦਾ ਜਿਵੇਂ ਲੋਕੀ ਜਾਂਦੇ ਨੇ ਜਾਣਾ ਆਪਾਂ ਵੀ ਉਦਾਂ ਹੀ ਆ ਫਿਰ ਫਿਰਨਾ ਤੇ ਲੋਕਾਂ 'ਚ ਹੀ ਹੈ ਹੁਣ ਦੁਨੀਆ ਤੋਂ ਬਾਹਰ ਚੱਲ ਜਾਾਂਗੇ ਕਿਤੇ ਦੁਨੀਆ 'ਚ ਹੀ ਰਹਾਂਗੇ ਕਹਿੰਦੇ ਮੈਂ ਰਹਿੰਦਾ ਦੁਨੀਆ 'ਚ ਹੀ ਆ ਫਿਰਦਾ ਲੋਕਾਂ 'ਚ ਹੀ ਆ ਪਰ ਮੈਂ ਇਦਾਂ ਆ ਜਿਵੇਂ ਕਮਲ ਫੁੱਲ ਅਲਿਪਤ ਰਹਿੰਦਾ ਨਾ ਕਮਲ ਫੁੱਲ ਰਹਿੰਦਾ ਚਿੱਕੜ ਚ ਹੀ ਐ ਪਰ ਪੰਖੜੀਆਂ ਨਹੀਂ ਭਿੱਜਣ ਦਿੰਦਾ ਕਮਲ ਫੁੱਲ ਪਾਣੀ 'ਚ ਰਹਿੰਦਾ ਪੰਖੜੀਆਂ ਨਹੀਂ ਭਿੱਜਣ ਦਿੰਦਾ ਮਰਗਾਬੀ ਪਾਣੀ 'ਚ ਰਹਿੰਦੀ ਐ ਖੰਭ ਨਹੀਂ ਭਿੱਜਣ ਦਿੰਦੀ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਰਹਿੰਦਾ ਦੁਨੀਆ ਚੀਆਂ ਪਰ ਆਪਣੀ ਸੁਰਤ ਨਹੀਂ ਭਿੱਜਣ ਦਿੰਦਾ ਮਨ ਮੇਰਾ ਪਰਮਾਤਮਾ ਨਾਲ ਹੀ ਭਿੱਜਦਾ ਆਖੋ ਸਤਨਾਮ ਵਾਹਿਗੁਰੂ ਬਈ ਮਨ ਤੇ ਕੋਈ ਅਸਰ ਨਹੀਂ ਭਾਵੇਂ ਜਿੱਥੇ ਮਰਜ਼ੀ ਲਈ ਫਿਰੋ ਜਿੱਥੇ ਮਰਜ਼ੀ ਲਈ ਫਿਰੋ ਅਸਰ ਕੋਈ ਨਹੀਂ ਸਾਡਾ ਸਾਡਾ ਕੰਮ ਹੋ ਰਿਹਾ ਹੈ ਆਪਣਾ ਕੰਮ ਹੋ ਰਿਹਾ ਇੱਥੇ ਵੇਖੋ ਇੱਥੇ ਬੜਾ ਅਸਰ ਵਧੀਆ ਬੱਲੇ ਬੱਲੇ ਬਈ ਕਿਆ ਰੰਗ ਮਨ ਮਨ ਖੁਸ਼ ਹੈ ਆਨੰਦ ਆ ਰਿਹਾ ਹੈ ਰੱਬ ਦੀ ਗੱਲ ਚੱਲ ਰਹੀ ਹੈ ਪਰਮਾਤਮਾ ਦੀ ਚੱਲ ਰਹੀ ਹੈ ਤੇ ਸ਼ਾਮ ਨੂੰ ਜੇ ਕੋਈ ਰਾਹ 'ਚ ਹੀ ਮਿਲ ਪਿਆ ਵੀ ਅੱਜ ਠੰਡ ਜੀ ਹੈ ਬੋਤਲ ਪਈ ਆ ਜਾ ਫਿਰ ਚੱਲੀਏ ਤੇ ਉੱਥੇ ਉਹੋ ਜੇ ਹੋ ਜਾਂਦੇ ਫਿਰ ਆਪਾਂ ਬੜੇ ਵੇਖੇ ਨੇ ਇੱਕਦਮ ਬਦਲ ਜਾਂਦੇ ਨੇ ਇੱਕਦਮ ਚੇਂਜ ਹੋ ਜਾਂਦੇ ਨੇ ਗੰਗਾ ਗਏ ਗੰਗਾ ਰਾਮ ਬਣ ਗਏ ਜਮਨਾ ਗਏ ਜਮਨਾ ਰਾਮ ਬਣ ਗਏ ਉਹ ਜਿਹੋ ਜਿਹਾ ਮਾਹੌਲ ਵੇਖਦੇ ਨੇ ਉਹੋ ਜਿਹਾ ਅਸਰ ਹੋ ਜਾਂਦਾ ਹੈ ਇਹਨੂੰ ਬਾਹਰ ਰਹਿਣ ਦਿਓ ਬਾਹਰ ਰਹਿਣ ਦਿਓ ਅੰਦਰ ਵਾਲੀ ਤਾਰ ਵੱਜਦੀ ਰਵੇ ਅੰਦਰ ਵਾਲੀ ਤਾਰ ਵੱਜਦੀ ਰਵੇ ਉਹ ਪ੍ਰਮਾਤਮਾ ਨਾਲ ਹੀ ਸਾਡੀ ਤਾਰ ਜੁੜੀ ਰਵੇ ਇਹਦੇ ਬਾਹਰ ਹੈ ਚੱਲਣ ਦਿਓ ਜ਼ਿੰਮੇਵਾਰੀਆਂ ਨਿਭਾਉਂਦਾ ਫਿਰਦਾ ਭੱਜਿਆ ਫਿਰਦਾ ਕੰਮਕਾਰ ਕਰਦਾ ਖੇਤੀ ਕਰਦਾ ਅਗਲਾ ਕਹਿੰਦਾ ਇਹ ਤੇ ਯਾਰ ਲੈ ਮੱਝਾਂ ਦੇ ਧਾਰਾਂ ਕੱਢਦਾ ਫਿਰਦਾ ਲੈ ਇਹ ਕੀ ਸਿੱਖ ਹੈ ਇਹ ਕਿਹੜਾ ਭਗਤ ਹੈ ਪਰ ਕੰਮਕਾਰ ਕਰਦਾ ਕਰਦਾ ਵੀ ਕਹਿੰਦਾ ਪਰਮਾਤਮਾ ਜ਼ਿੰਮੇਵਾਰੀਆਂ ਨੇ ਡਿਊਟੀਆਂ ਨੇ ਸਭ ਤੇਰਾ ਹੈ ਉਹ ਧਾਰਾਂ ਕੱਢਦਾ ਵੀ ਮਸਤ ਹੈ ਰੰਗ 'ਚ ਹੈ ਉੱਥੇ ਵੀ ਵਾਹਿਗੁਰੂ ਦੇ ਰੰਗਾਂ ਨੂੰ ਵੇਖਦਾ ਹੈ ਉਹ ਇਦਾਂ ਹੀ ਸੋਚੀ ਜਾਂਦਾ ਹੈ ਮਾਲਕਾ ਕਿਵੇਂ ਦੁੱਧ ਬਣਦਾ ਹੈ ਖਾਦੀ ਖੰਦ ਖਾਦੀ ਚੌਕਰ ਖਾਦੀ ਖਲ ਇਹ ਕਿਵੇਂ ਮਸ਼ੀਨ ਬਣੀ ਪਈ ਹੈ ਜਿਹੜੀ ਦੁੱਧ ਬਣਾਈ ਜਾਂਦੀ ਹੈ ਉਹ ਐਂ ਸੋਚੀ ਜਾਂਦਾ ਹੈ ਇਹ ਵੀ ਤੇ ਤੇਰੇ ਹੀ ਰੰਗ ਨੇ ਰੰਗ ਸਭੇ ਨਾਰਾਇਣ ਤੇਰੇ ਹੀ ਰੰਗ ਨੇ ਉਹ ਧਾਰਾ ਕੱਢਦਾ ਵੀ ਉਹਦੇ ਮਸਤੀ ਮਸਤੀ ਵਿੱਚ ਹੀ ਤੁਰਿਆ ਫਿਰਦਾ ਹੈ ਵੇਖਣ ਵਾਲਾ ਕਹਿੰਦਾ ਵੀ ਇਹ ਤਾਂ ਯਾਰ ਧਾਰਾ ਕੱਢਦਾ ਫਿਰਦਾ ਇਹ ਕਿਹੜਾ ਭਗਤ ਹੈ ਉਹਨੂੰ ਕੋਈ ਸਪੈਸ਼ਲ ਬਹਿਣ ਦੀ ਲੋੜ ਨਹੀਂ ਉਹ ਹਰ ਵੇਲੇ ਆਪਣਾ ਮਨ ਉਹਦਾ ਹਰ ਵੇਲੇ ਲੱਗਿਆ ਰਹਿੰਦਾ ਹੈ ਹਰ ਵੇਲੇ ਉਹਦੀ ਮਸਤੀ ਵਿੱਚ ਰਹਿੰਦਾ ਹੈ ਅਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਅਠੋ ਪੈਰ ਦੀ ਸਮਾਧੀ ਇਸ ਗੁਰੂ ਦੇ ਪਿਆਰਿਆਂ ਦੀ ਮਨ ਲੱਗਿਆ ਰਹਿੰਦਾ ਆਠ ਪੈਰ ਨਿਕਟ ਕਰ ਜਾਂਦਾ ਹੈ ਹੋਰ ਦੁਨੀਆ ਵਿੱਚ ਕੋਈ ਐਸਾ ਨਹੀਂ ਜਿਹੜਾ ਅੱਠੇ ਪੈਰ ਹੀ ਚੌਂਕੜਾ ਮਾਰ ਕੇ ਇਦਾਂ ਬੈਠਾ ਰਵੇ ਕੰਮ ਵੀ ਕਰਨਾ ਹੈ ਬੱਚੇ ਵੀ ਪਾਲਣੇ ਨੇ ਖੇਤੀਬਾੜੀ ਵੀ ਕਰਨੀ ਹੈ ਮੱਝਾਂ ਨੂੰ ਵੀ ਸਾਂਭਣਾ ਹੈ ਇਦਾਂ ਨਹੀਂ ਹਰ ਵੇਲੇ ਪਰਮਾਤਮਾ ਨੂੰ ਨੇੜੇ ਸਮਝਣਾ ਅੱਠੇ ਪੈਰ ਨੇੜੇ ਸਮਝਣਾ ਹੀ ਅੱਠੇ ਪੈਰ ਦੀ ਸਮਾਧੀ ਹੈ ਅੱਠੋਂ ਪੈਰ ਦੀ ਸਮਾਧੀ ਲੱਗੀ ਰਹਿੰਦੀ ਸਮਾਧੀ ਲੱਗੀ ਰਹਿੰਦੀ ਜੀ ਸਮਾਧੀ ਲੱਗੀ ਰਹਿੰਦੀ ਐ ਅੱਠੇ ਪੈਰ ਜਿਵੇਂ ਸ਼ਰਾਬੀ ਦਾ ਧਿਆਨ ਸ਼ਰਾਬ 'ਚ ਹੀ ਰਹਿਣਾ ਹੈ ਅੱਠੇ ਪੈਰ ਜਿਹੜਾ ਜ਼ਿਆਦਾ ਵਿਗੜ ਗਿਆ ਜ਼ਿਆਦਾ ਜਿਹੜਾ ਬੰਦਾ ਜ਼ਿਆਦਾ ਹੀ ਵਿਗੜ ਗਿਆ ਅੱਠੇ ਪੈਰੋਂ ਦਾ ਧਿਆਨ ਉਧਰ ਹੀ ਹੈ ਜਿਹੜਾ ਬਾੜੇ ਕੰਮ ਕਰਦਾ ਅੱਠੇ ਪੈਰੋਂ ਦਾ ਧਿਆਨ ਬਾੜੇ ਕੰਮਾਂ 'ਚ ਹੀ ਰਹਿੰਦਾ ਹੈ ਉਹ ਲੱਭਦਾ ਰਹਿੰਦਾ ਵੀ ਕੋਈ ਢੋਲ ਢੁੱਕ ਜਾਵੇ ਕੋਈ ਮਿਲ ਜੇ ਬਹਾਨਾ ਉਹਦਾ ਬਾੜੇ ਪਾਸੇ ਹੀ ਖਿਆਲ ਰਹਿੰਦਾ ਹੈ ਤੇ ਗੁਰੂ ਦੇ ਪਿਆਰੇ ਜਿਹੜੇ ਪੂਰੇ ਮਨੋਂ ਲੱਗ ਜਾਣ ਨਾ ਪੱਕੇ ਅਮਲੀ ਨੇ ਜਿਹੜੇ ਮਨ ਨੂੰ ਨਸ਼ਾ ਚੜਿਆ ਹੈ ਉਹਨਾਂ ਦਾ ਠੋ ਪੈਰ ਮਾਨੇਂਦਰ ਹੀ ਲੱਗਾ ਰਹੀਦਾ ਜਰੂਰ ਸੋਚਿਓ ਅਰਦਾਸ ਕਰਿਓ ਮਨੋ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰੋ ਸਾਡਾ ਮਨ ਸਦਾ ਹੀ ਲੱਗਿਆ ਰਹੇ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਐ ਰੱਬਾ ਤੇਰੇ ਪਿਆਰਿਆ ਐ ਦੀ ਸਮਾਧੀ ਲੱਗੀ ਰਹਿੰਦੀ ਰਤਾ ਤੇਰੇ ਪਿਆਰਿਆਂ ਦੀ ਕੋੜੇ ਰਸੀ ਸੁਆਦੀ ਨਕੀ ਨਹੀਂ ਰੱਬਾ ਤੇਰੇ ਪਿਆਰਿਆਂ ਦੀ ਅੱਠੋ ਪੈਰ ਦੀ ਸੁਆਦੀ ਨਕੀ ਨਹੀਂ ਰੱਬਾ ਤੇਰੇ ਪਿਆਰਿਆਂ ਦੀ ਅੱਠੋ ਪੈਰ ਦੀ ਸੁਆਦੀ ਨਕੀ ਰੱਬਾ ਤੇਰੇ ਪਿਆਰੇ ਰੱਬਾ ਤੇਰੇ ਮਿਲਾਇਆ ਓ ਮੱਤੋ ਮੇਰੀ ਅਟੋ ਮੇਰੀ ਸਮਾਧੀ ਲੱਗੀ ਰਹਿੰਦੀ ਐ ਰੱਬ ਦੇ ਪਿਆਰਿਆਂ ਦੀ ਅਟੋ ਮੇਰੀ ਸਮਾਧੀ ਲੱਗੀ ਰਹਿੰਦੀ ਐ ਰੱਬ ਦੇ ਪਿਆਰਿਆਂ ਅਟੋ ਮੇਰੀ ਰੱਬ ਪਿਆਰਿਆ ਬਈ ਬੋਲੋ ਬੋਲੋ ਰੱਬ ਪਿਆਰਿਆ ਬਈ ਅਰਦਾਸ ਕਰੋ ਸਾਡੀ ਵੀ ਲੱਗ ਜਾਏ ਸਾਡਾ ਮਨ ਸਦਾ ਨੂੰ ਯਾਦ ਕਰੇ ਭਾਵਾ ਭਾਵਾ ਓਏ ਰੱਬ ਦੇ ਪਿਆਰਿਆਂ ਦੀ ਭਾਵਾ ਭਾਵਾ ਰੱਬ ਦੇ ਪਿਆਰਿਆਂ ਦੀ ਭਾਵਾ ਭਾਵਾ ਰੱਬ ਦੇ ਪਿਆਰਿਆਂ ਦੀ ਭਾਵਾ ਭਾਵਾ ਰੱਬ ਦੇ ਪਿਆਰਿਆਂ ਦੀ ਭਾਵਾ ਭਾਵਾ ਰੱਬ ਦੇ ਪਿਆਰਿਆਂ ਬਾਬਾ ਰੱਬਾ ਰੱਬ ਦੇ ਪਿਆਰਿਆਂ ਦੀ ਬਾਬਾ ਬਾਬਾ ਰੱਬ ਦੇ ਪਿਆਰਿਆਂ ਦੀ ਬਾਬਾ ਰੱਬ ਦੇ ਪਿਆਰਿਆਂ ਦੀ ਬਾਬਾ ਬਾਬਾ ਰੱਬ ਦੇ ਪਿਆਰਿਆਂ ਦੀ ਬਾਬਾ ਬਾਬਾ ਰੱਬ ਦੇ ਪਿਆਰਿਆਂ ਬਾਵਾ ਬਾਵਾ ਰੱਬ ਦੇ ਪਿਆਰੇ ਬਾਵਾ ਬਾਵਾ ਰੱਬ ਦੇ ਪਿਆਰਿਆਂ ਦੀ ਅੱਖੋਂ ਪੈਰ ਦੀ ਸਮਾਧੀ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ ਦੇ ਪਿਆਰਿਆਂ ਦੀ ਅੱਡੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਕਰਦਾ ਹੈ ਹਰ ਵੇਲੇ ਉਹਨਾਂ ਦੀ ਸਮਾਧੀ ਲੱਗੀ ਰਹਿੰਦੀ ਹੈ ਇਹਨੂੰ ਕਹਿੰਦੇ ਨੇ ਨਾਮਾ ਕਹਿਤ ਲੋਚਨਾ ਮੁਖ ਤੇ ਰਾਮ ਸੰਭਾਲ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਹੱਥਾਂ ਪੈਰਾਂ ਨਾਲ ਕੰਮ ਚਿੱਤ ਕੰਮ ਕਰੀ ਚੱਲੋ ਤੇ ਚੇਤਾ ਚਿੱਤ ਪਰਮਾਤਮਾ ਨਾਲ ਲਾ ਕੇ ਰੱਖੋ ਤੇ ਜਿਹੜੇ ਬੰਦੇ ਦਾ ਚਿੱਤ ਰੱਬ ਨਾਲ ਲੱਗਿਆ ਰਹੇਗਾ ਹੱਥ ਪੈਰ ਕੰਮ ਕਰਦੇ ਹੋਣਗੇ ਉਹ ਗਲਤ ਨਹੀਂ ਕਰ ਸਕਦਾ ਉਹ ਦੁੱਧ 'ਚ ਪਾਣੀ ਨਹੀਂ ਪਾ ਕੇ ਵੇਚ ਸਕਦਾ ਕਿਉਂਕਿ ਚਿੱਤ ਰੱਬ ਨਾਲ ਲੱਗਿਆ ਰੱਬ ਵੇਖਦਾ ਦੁੱਧ 'ਚ ਪਾਣੀ ਕਿਉਂ ਪਾਵਾਂ ਆਖੋ ਸਤਨਾਮ ਜਿਹੜੇ ਬੰਦੇ ਦਾ ਚਿੱਤ ਪਰਮਾਤਮਾ ਨਾਲ ਲੱਗਿਆ ਹੱਥਾਂ ਪੈਰਾਂ ਨਾਲ ਕੰਮ ਵੀ ਸਹੀ ਕਰੂ ਜੇ ਚਿੱਤ ਪਰਮਾਤਮਾ ਨਾਲ ਨਹੀਂ ਲੱਗਿਆ ਤਾਂ ਹੀ ਵੱਟਾਂ ਵੱਢਦਾ ਹੈ ਵੀ ਅਗਲਾ ਕਿਹੜਾ ਵੇਖਦਾ ਹੈ ਅਗ ਉਹ ਕਹਿੰਦਾ ਬੰਦਾ ਨਹੀਂ ਵੇਖਦਾ ਰੱਬ ਤੇ ਵੇਖਦਾ ਹੈ ਉਹ ਇਤੋਂ ਕਿਸੇ ਦੀ ਜੁੱਤੀ ਚੁੱਕ ਕੇ ਲੈ ਜਾਊ ਉਹ ਫੋਨ ਚੋਰੀ ਕਰੇਗਾ ਉਹ ਝੂਠ ਬੋਲੇਗਾ ਜਾਏਗਾ ਕਿਤੇ ਹੋਰ ਦੱਸਦਾ ਕਿਤੇ ਹੋਰ ਹੈ ਮਾਂ ਨੂੰ ਆ ਕੇ ਕੁਝ ਹੋਰ ਹੀ ਦੱਸਦਾ ਹੈ ਘਰ ਵਾਲੀ ਨੂੰ ਆ ਕੇ ਕੁਝ ਹੋਰ ਦੱਸਦਾ ਹੈ ਯਾਰਾਂ ਨੂੰ ਕੁਝ ਹੋਰ ਦੱਸਦਾ ਹੈ ਗਿਆ ਕਿਤੇ ਹੋਰ ਹੈ ਦੱਸਦਾ ਕਿਤੇ ਹੋਰ ਹੈ ਇਹ ਸਾਰਾ ਕੁਝ ਕਰਦਾ ਹੀ ਤਾਂ ਹੈ ਚਿੱਤ ਨਹੀਂ ਪਰਮਾਤਮਾ ਨਾਲ ਲੱਗਿਆ ਤੇ ਜਦੋਂ ਬੰਦੇ ਦਾ ਚਿੱਤ ਪਰਮਾਤਮਾ ਨਾਲ ਲੱਗਦਾ ਹੈ ਫਿਰ ਉਹ ਝੂਠ ਉਹਦੀ ਜ਼ਿੰਦਗੀ ਚੋਂ ਉੱਡ ਜਾਂਦਾ ਪਖੰਡ ਉਹਦੀ ਜ਼ਿੰਦਗੀ ਚੋਂ ਉੱਡ ਜਾਂਦਾ ਮਨ ਪਰਮਾਤਮਾ ਨਾਲ ਜਦੋਂ ਲੱਗ ਗਿਆ ਫਿਰ ਹੱਥ ਪੈਰ ਸਾਰਾ ਕੁਝ ਸਹੀ ਹੋਣ ਹੱਥ ਵੀ ਸਹੀ ਕੰਮ ਕਰਨਗੇ ਫਿਰ ਅੱਖਾਂ ਵੀ ਸਹੀ ਵੇਖਣਗੀਆਂ ਕੰਨ ਵੀ ਸਹੀ ਗੱਲ ਸੁਣਨਗੇ ਜੀਭ ਵੀ ਠੀਕ ਬੋਲੇਗੀ ਸਭ ਕੁਝ ਸਹੀ ਹੋ ਜਾਣਾ ਜਦੋਂ ਚਿੱਤ ਪਰਮਾਤਮਾ ਨਾਲ ਲੱਗ ਗਿਆ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਬਾਹਰਲਾ ਪਰਿਵਾਰ ਨਹੀਂ ਇੱਥੇ ਆ ਸਾਡੇ ਗਿਆਨ ਇੰਦਰੇ ਕਰਮ ਇੰਦਰੇ ਆ ਪਰਿਵਾਰ ਜਿਹੜਾ ਮੇਰਾ ਸਰੀਰ ਹੈ ਮੇਰੀਆਂ ਅੱਖਾਂ ਨੇ ਆ ਦੋ ਅੱਖਾਂ ਨੇ ਕੰਨ ਨੇ ਜੀਭ ਹੈ ਨੱਕ ਹੈ ਆ ਹੱਥ ਪੈਰ ਨੇ ਇਹ ਕਰਮ ਇੰਦਰੇ ਗਿਆਨ ਇੰਦਰੇ ਇਹ ਸਾਰੇ ਦਾ ਸਾਰਾ ਪਰਿਵਾਰ ਮੇਰਿਆ ਮਾਲਕਾ ਫਿਰ ਤੇਰੇ ਬੇੜੇ ਚੜ ਜਾਂਦਾ ਆਖੋ ਸਤਨਾਮ ਜੀ ਇਹਦਾ ਅਰਥ ਬਾਹਰਲਾ ਪਰਿਵਾਰ ਨਹੀਂ ਬਾਹਰਲਾ ਪਰਿਵਾਰ ਸਾਰਾ ਕਿੱਥੇ ਚੜਦਾ ਹੈ ਇੱਕ ਨੂੰ ਚੜਦਿਆਂ ਦੂਜਾ ਉੱਤਰ ਜਾਂਦਾ ਹੈ ਦੂਜੇ ਨੂੰ ਚੜਦਿਆਂ ਤੀਜਾ ਉੱਤਰ ਜਾਂਦਾ ਹੈ ਇਹ ਤੇ ਬਰਾਤੀਆਂ ਵਾਂਗੂ ਜਿਵੇਂ ਉਹ ਬਰਾਤ ਜਾਣ ਪਿੱਛੇ ਮੈਂ ਗੱਡੀ 'ਚ ਬਹਿਣਾ ਉਹਨੂੰ ਮਨਾ ਕੇ ਲਿਆਉਂਦੇ ਨੇ ਦੂਜਾ ਦੂਜਾ ਰੁੱਸ ਜਾਂਦਾ ਹੈ ਉਹਨੂੰ ਮਨਾਉਂਦੇ ਨੇ ਦੂਜਾ ਰੁੱਸ ਜਾਂਦਾ ਹੈ ਇਹ ਤੇ ਬਾਹਰਲੇ ਪਰਿਵਾਰ ਦੀ ਗੱਲ ਛੱਡੋ ਇਹਨੂੰ ਚਾੜੋ RAM ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਸਾਡਾ ਪਰਿਵਾਰ ਚੜਾਓ ਪਹਿਲਾਂ ਵੇਲੇ ਆਪਣੇ ਆਲਾ ਚੜਾਓ ਆ ਸਾਰੇ ਜਿੱਦਨ ਮਨ ਚੜ ਗਿਆ ਇਹ ਆਪੇ ਹੀ ਮਗਰ ਚੜ ਜਾਣਗੇ ਸਾਰੇ ਜਿੱਦਨ ਮਨ ਚੜ ਗਿਆ ਚਿੱਤ ਪਰਮਾਤਮਾ ਨਾਲ ਲੱਗਿਆ ਅੱਖਾਂ ਕਿਵੇਂ ਮਾੜਾ ਵੇਖਣਗੀਆਂ ਨਾ ਕੰਨ ਮਾੜਾ ਸੁਣਨਗੇ ਨਾ ਜੀਭ ਕੱਲ ਵੀ ਗੱਲ ਹੋਈ ਸੀ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਵੇੜੇ ਜਾ ਤਿਸ ਭਾਵੇ ਤਾਂ ਹੁਕਮ ਮਨਾਵੇ ਇਸ ਵੇੜੇ ਕੋ ਪਾਰ ਲੰਘਾਵੇ ਉਹ ਫਿਰ ਹੁਕਮ ਮਨਾਉਂਦਾ ਹੈ ਆਪਣਾ ਹੁਕਮ ਹੁਣ ਬਾਹਰੇ ਹੋਏ ਫਿਰਦੇ ਨੇ ਸਾਰਾ ਕੁਝ ਹੀ ਬਾਹਰਾ ਹੋਇਆ ਫਿਰਦਾ ਹੈ ਨਾ ਜੀਬ ਸਾਡੇ ਕੰਟਰੋਲ 'ਚ ਹੈ ਨਾ ਅੱਖਾਂ ਕੰਟਰੋਲ 'ਚ ਨੇ ਸਾਰਾ ਕੁਝ ਹੀ ਵਿਗੜਿਆ ਫਿਰਦਾ ਹੈ ਫਿਰ ਕੰਟਰੋਲ ਗੁਰੂ ਦਾ ਹੋ ਜਾਂਦਾ ਭਾਈ ਹੱਥ ਪੈਰ ਉਵੇਂ ਹੀ ਕੰਮਕਾਰ ਕਰਦੇ ਆ ਲੋਕਾਂ ਦੀਆਂ ਜ਼ਿੰਮੇਵਾਰੀਆਂ ਨਿਭਾਈ ਜਾਣੀਆਂ ਨੇ ਪਰ ਉਨੀਆਂ ਕੀ ਚਿੱਤ ਪਰਮਾਤਮਾ ਨਾਲ ਹੀ ਲਾ ਕੇ ਰੱਖਣਾ ਲੋਕਾਂ ਨੂੰ ਲੱਗੇਗਾ ਬੜੀ ਫਸਿਆ ਫਿਰਦਾ ਕੰਮ ਕਰਦਾ ਲੈ ਇਹ ਤੇ ਦਿਨ ਰਾਤ ਹੀ ਫਿਰਦਾ ਇਹ ਇਹਦਾ ਰੱਬ ਨਾਲ ਕਿਹੜੇ ਵੇਲੇ ਮਨ ਲੱਗਦਾ ਹੋਏਗਾ ਨਾਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ ਇਹ ਕਿਹੜੇ ਵੇਲੇ ਰੱਬ ਨਾਲ ਚਿੱਤ ਲਾਉਂਦਾ ਹੋਊ ਉਹ ਕਹਿੰਦਾ ਚਿੱਤ ਲਾਉਣ ਲਈ ਕੋਈ ਮੈਨੂੰ ਸਪੈਸ਼ਲ ਬਹਿਣਾ ਪੈਣਾ ਹੈ ਬਸ ਨਾਲੇ ਕਰ ਕਰੀ ਜਾਂਦੇ ਆ ਨਾਲੇ ਚਿੱਤ ਲੱਗਿਆ ਹੀ ਹੋਇਆ ਮਨ ਲੱਗਿਆ ਹੀ ਹੋਇਆ ਮਨ ਤੇ ਯਾਦ ਕਰੀ ਜਾਂਦਾ ਰੱਬ ਨੂੰ ਬਸ ਸਿਮਰਨ ਵੀ ਹੋਈ ਜਾਂਦਾ ਤੇ ਕੰਮ ਵੀ ਹੋਈ ਜਾਂਦਾ ਰੱਬ ਦੀ ਯਾਦ ਵੀ ਆਈ ਜਾਂਦੀ ਹੈ ਤੇ ਕੰਮ ਕਰ ਵੀ ਕਰੀ ਜਾਂਦੇ ਆ ਦੋਵੇਂ ਕੰਮ ਇਕੱਠੇ ਕਰਦੇ ਆ ਆਖੋ ਸਤਨਾਮ ਇਹ ਹੈ ਸਮਾਧੀ ਅੱਠੋ ਪੈਰ ਦੀ ਗੁਰਸਿੱਖੋ ਤੁਹਾਡੇ 'ਚ ਬੜੇ ਸਿੰਘ ਨੇ ਜਿਹੜੇ ਲਾਂਦੇ ਨੇ ਅੱਜ ਵੀ ਲਾਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਜਿਹੜਾ ਬੰਦਾ ਪਰਮਾਤਮਾ ਦੇ ਡਰ ਵਿੱਚ ਰਹਿ ਕੇ ਗਲਤ ਕੰਮ ਕਰਦਾ ਹੀ ਕੋਈ ਨਹੀਂ ਉਹਦੀ ਸਮਾਧੀ ਹੋਈ ਹੈ ਹੈ ਇਦਾਂ ਦੇ ਬੰਦੇ ਵੇਖੇ ਨੇ ਅੰਮ੍ਰਿਤ ਨਹੀਂ ਛਕਿਆ ਪਤਾ ਕੱਖ ਨਹੀਂ ਗੁਰਮਤ ਦਾ ਪਰ ਮੇਰੇ ਅੱਖੀਂ ਵੇਖਣ ਦੀ ਗੱਲ ਹੈ ਇੱਕ ਜਗ੍ਹਾ ਰਿਸ਼ਤੇਦਾਰੀ ਵਿੱਚ ਗਏ ਸੀ ਉਹ ਇਦਾਂ ਦਾ ਬੰਦਾ ਮੈਂ ਅੱਜ ਤੱਕ ਵੀ ਯਾਦ ਕਰਦਾ ਹੁਣ ਤਾਂ ਚੜ੍ਹਾਈ ਕਰਕੇ ਬਜ਼ੁਰਗ ਸੀ ਮੱਝ ਖੁੱਲ ਕੇ ਕਿ ਆਪਣੇ ਖੇਤ ਚੋਂ ਉਹਦੇ ਚਲੀ ਗਈ ਉਹ ਖਾਈ ਸ਼ਟਾਲਾ ਅੱਜ ਕੱਲ ਹੁੰਦਾ ਜਿਹੜਾ ਬਰਸੀਨ ਜਿਹਨੂੰ ਕਹਿੰਦੇ ਨੇ ਸ਼ਟਾਲਾ ਉਹ ਬਰਸੀਨ ਚਰਦੀ ਦੀ ਚਰਦੀ ਦੀ ਘਰ ਆ ਗਈ ਉਹ ਕਹਿੰਦੇ ਮੱਝ ਕਹਿੰਦੇ ਖੁੱਲ ਕੇ ਸੰਗਲ ਤੜਾ ਕੇ ਚਲ ਗਈ ਸੀ ਅੱਜ ਉਹਨਾਂ ਦਾ ਸ਼ਟਾਲੇ 'ਚ ਵੜ ਕੇ ਖਾਈ ਉਹਨੂੰ ਮੁੰਡੇ ਨੂੰ ਕਹਿੰਦਾ ਭਰ ਧਾਰ ਕੱਢ ਲੈ ਉਹਨੇ ਬਾਲਟੀ ਭਰ ਲਈ ਦੁੱਧ ਦੀ ਦੁੱਧ ਵੀ ਜ਼ਿਆਦਾ ਦਿੱਤਾ ਬਾਲਟੀ ਭਰ ਲਈ ਬਾਲਟੀ ਭਰ ਕੇ ਫੜਾ ਮੈਨੂੰ ਉਵੇਂ ਜਿਵੇਂ 6-7 ਲੀਟਰ ਦੀ ਬਾਲਟੀ ਲੈ ਕੇ ਉਹਨਾਂ ਦੇ ਘਰ ਚਲੇ ਗਿਆ ਕਹਿੰਦਾ ਲੋ ਕਹਿੰਦੇ ਕੀ ਕਹਿੰਦੇ ਅੱਜ ਸਟਾਲਾ ਤੁਹਾਡੇ ਘਰੋਂ ਖਾ ਗਈ ਸੀ ਕਹਿੰਦੇ ਇਹਦਾ ਦੁੱਧ ਵੀ ਤੁਹਾਡਾ ਹੀ ਇਹ ਮੇਰਾ ਹੱਕ ਨਹੀਂ ਤੁਹਾਡੇ ਘਰ ਦਾ ਤੁਹਾਡੇ ਖੇਤ 'ਚ ਵੜ ਗਈ ਸਾਡੀ ਮੱਝ ਤੁਹਾਡੇ ਸਟਾਲਾ ਖਾ ਕੇ ਗਈ ਅੱਜ ਬਰਸੀਨ ਤੁਹਾਡਾ ਖਾਦਾ ਇਹਨੇ ਇਦਾਂ ਦੇ ਬੰਦੇ ਇਹਨਾਂ ਵੀ ਕਿਸੇ ਦਾ ਹੱਕ ਨਹੀਂ ਜਿਨ੍ਹਾਂ ਨੇ ਜ਼ਿੰਦਗੀ 'ਚ ਖਾਦਾ ਪਰਮਾਤਮਾ ਦਾ ਭੈ ਰੱਖਣ ਵਾਲੇ ਹਰ ਕੰਮ ਪਰਮਾਤਮਾ ਤੋਂ ਨਿਰਮਲ ਭਉ ਕਹਿੰਦੇ ਨੇ ਇਹਨੂੰ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ RAM ਹਦੂਰੇ ਹਰ ਵੇਲੇ ਪਰਮਾਤਮਾ ਮੇਰੀ ਬੇਨਤੀ ਨੂੰ ਸਮਝਿਓ ਨਿਰਮਲ ਭਉ ਨੂੰ ਸਮਝਿਓ ਇੱਕ ਤੇ ਡਰ ਹੁੰਦਾ ਹੈ ਇੱਕ ਨਿਰਮਲ ਡਰ ਹੁੰਦਾ ਹੈ ਇੱਕ ਕਿਵੇਂ ਇੱਕ ਤੇ ਡਰ ਹੈ ਦੁਸ਼ਮਣ ਦਾ ਇੱਕ ਦੁਸ਼ਮਣ ਦਾ ਡਰ ਹੁੰਦਾ ਹੈ ਵੀ ਮਾਰ ਦੇਗਾ ਇੱਕ ਦੁਸ਼ਮਣ ਦਾ ਡਰ ਹੈ ਇੱਕ ਡਰ ਹੁੰਦਾ ਹੈ ਆਪਣੇ ਮਾਪਿਓ ਦਾ ਜਿਹੜਾ ਮਾਪਿਓ ਦਾ ਡਰ ਹੈ ਇਹਨੂੰ ਨਿਰਮਲ ਭਉ ਕਹਿੰਦੇ ਨੇ ਡਰ ਤੇ ਹੈ ਪਰ ਬੜਾ ਪਿਆਰ ਵਾਲਾ ਡਰ ਹੈ ਡਰਦਾ ਤੇ ਬੱਚਾ ਮਾਂ ਤੋਂ ਵੀ ਹੁੰਦਾ ਹੈ ਪਰ ਮਾਂ ਨਾਲ ਲਾਡ ਵੀ ਕਰਦਾ ਹੈ ਮਾਂ ਦੇ ਮੋਢਿਆਂ ਤੇ ਵੀ ਚੜ ਜਾਂਦਾ ਹੈ ਪਿਓ ਤੋਂ ਡਰਦਾ ਵੀ ਹੁੰਦਾ ਹੈ ਪਰ ਪਿਓ ਦੀ ਗੋਦੀ ਵੀ ਚੜ ਜਾਂਦਾ ਹੈ ਪਿਓ ਦੇ ਮੋਢਿਆਂ ਤੇ ਵੀ ਚੜ ਜਾਂਦਾ ਹੈ ਰੱਬ ਤੋਂ ਡਰਨਾ ਨਹੀਂ ਇੱਕ ਤੇ ਡਰ ਦੁਸ਼ਮਣ ਵਾਲਾ ਹੈ ਕਈ ਬੰਦੇ ਰੱਬ ਤੋਂ ਜੇ ਦੇਖੋ ਜਿਹੜੇ ਬੰਦੇ ਤੋਂ ਡਰੋਗੇ ਨਾ ਪੂਰਾ ਜਿਹਦੇ ਤੋਂ ਮਨੋਂ ਡਰਦੇ ਆ ਆਪਾਂ ਕਹਾਂਗੇ ਮਰੇਗਾ ਕਿਦਾਂ ਡਰ ਲੱਗਦਾ ਇੱਕ ਡਰ ਹੁੰਦਾ ਮਿੱਠਾ ਡਰ ਇੱਕ ਡਰ ਹੈ ਖਤਰਨਾਕ ਡਰ ਉਹ ਜਿਹੜਾ ਡਰ ਹੈ ਉਹ ਤੇ ਆਪਾਂ ਖਿਹੜਾ ਛਡਾਣਾ ਚਾਹਾਂਗੇ ਜਦੋਂ ਅਸੀਂ ਸਾਡੇ ਵਰਗੇ ਕਈ ਬੰਦੇ ਰੱਬ ਰੱਬ ਇਦਾਂ ਕਰ ਦੂ ਰੱਬ ਇਦਾਂ ਕਰ ਦੂ ਉਹਦੇ ਨਾਲ ਕੀ ਹੋ ਜਾਂਦਾ ਕਈ ਬੰਦੇ ਰੱਬ ਤੋਂ ਡਰਨ ਲੱਗ ਜਾਂਦੇ ਨੇ ਰੱਬ ਤੋਂ ਖਿਹੜਾ ਛਡਾਉਂਦੇ ਨੇ ਜਿਹਦੇ ਤੋਂ ਬੰਦਾ ਡਰਦਾ ਹੈ ਉਹਦੇ ਤੋਂ ਖਿਹੜਾ ਛਡਾਣਾ ਚਾਹੁੰਦਾ ਹੈ ਪਰ ਇੱਕ ਡਰ ਕਿਹੜਾ ਹੈ ਉਹ ਬੜਾ ਪਿਆਰਾ ਜਾਂ ਉਹਨੂੰ ਨਿਰਮਲ ਭਾਉ ਕਹਿੰਦੇ ਨੇ ਡਰਨਾ ਹੈ ਪਰ ਜਿਵੇਂ ਮਾਂ ਪਿਓ ਤੋਂ ਡਰਦੇ ਆਪਾਂ ਲਾਡ ਵੀ ਉਸੇ ਨਾਲ ਕਰਨਾ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ ਲਾਡ ਵੀ ਉਸੇ ਨਾਲ ਕਰਨਾ ਹੈ ਪਿਆਰ ਦੇ ਉਲਾਮੇ ਵੀ ਉਹਨੂੰ ਹੀ ਦਿੰਨੇ ਆ ਪਿਆਰ ਵੀ ਉਹਨੂੰ ਹੀ ਕਰਦੇ ਆ ਪਰ ਡਰ ਉਹ ਰੱਖਣਾ ਜਿਵੇਂ ਪਿਓ ਤੋਂ ਡਰਦੇ ਆ ਜਿਵੇਂ ਮਾਂ ਤੋਂ ਡਰਦੇ ਆ ਦੁਸ਼ਮਣ ਵਾਲਾ ਡਰ ਨਹੀਂ ਰੱਖਣਾ ਉਹ ਡਰ ਨਹੀਂ ਤੇ ਉਹਨੂੰ ਹਰ ਵੇਲੇ ਨੇੜੇ ਸਮਝਣ ਵਾਲਾ ਬੰਦਾ ਉਹਦੀ ਸਮਾਧੀ ਹਰ ਵੇਲੇ ਲੱਗੀ ਜਿਹੜਾ ਹਰ ਵੇਲੇ ਉਹਨੂੰ ਨਿਕਟ ਸਮਝਦਾ ਨੇੜੇ ਸਮਝਦਾ ਉਹ ਮਾੜਾ ਆਪਣੀ ਜ਼ਿੰਦਗੀ 'ਚ ਕਰਦਾ ਹੀ ਨਹੀਂ ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ ਉਹ ਬੁਰਾ ਨਹੀਂ ਆਪਣੀ ਜ਼ਿੰਦਗੀ 'ਚ ਕਰਦਾ ਕੋਈ ਇਸ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਈ ਜਾਣੀਆਂ ਤੇ ਮਨ ਪਰਮਾਤਮਾ ਨਾਲ ਜੋੜ ਕੇ ਰੱਖਣਾ ਇੰਨਾ ਜੁੜ ਜਾਵੇ ਫਿਰ ਭਾਵੇਂ ਚਰਖੜੀ ਦੇ ਥੱਲੇ ਖੜ ਜੋ ਜੁੜਿਆ ਰਵੇ ਇਹ ਪ੍ਰੈਕਟਿਸ ਹੋ ਗਈ ਸਮਾਧੀ ਲੱਗ ਗਈ ਮਨ ਦੀ ਐਸੀ ਸਮਾਧੀ ਲੱਗੀ ਫਿਰ ਭਾਵੇਂ ਚਰਖੜੀ ਤੇ ਚੜ ਕੇ ਸਿੱਖ ਫਿਰ ਬੰਦ-ਬੰਦ ਕਟਾਉਂਦੇ ਰਹੇ ਫਿਰ ਖੋਪਰ ਵੀ ਲਵਾਉਂਦੇ ਰਹੇ ਇਤਿਹਾਸ ਪੜ੍ਹਦੇ ਆਪਾਂ ਭਾਈ ਤਾਰੂ ਸਿੰਘ ਦਾ ਖੋਪਰ ਲਾਇਆ ਪੂਲੇ ਪਿੰਡ ਦੇ ਵਿੱਚ ਰਹਿਣ ਵਾਲਾ ਸ਼ਿਕਾਇਤ ਕਰਨ ਵਾਲੇ ਨੇ ਸ਼ਿਕਾਇਤ ਕੀਤੀ ਹਰ ਭਗਤ ਨਰੰਜਣੀਏ ਨੇ ਹਰ ਉਹਨੇ ਜਾ ਦੱਸਿਆ ਕਹਿੰਦੇ ਤੁਸੀਂ ਕਹਿੰਦੇ ਹੋ ਸਿੱਖ ਖਤਮ ਕਰਤੇ ਸਿੱਖ ਮਾਰਤੇ ਆ ਤੁਹਾਡੇ ਤੇ ਪੂਲੇ ਪਿੰਡ ਦੀਆਂ ਕੰਧਾਂ ਦੇ ਨਾਲ ਤੁਹਾਡੇ ਨਾਲ ਬੈਠਾ ਹੈ ਲਾਹੌਰ ਦੇ ਪੂਲੇ ਪਿੰਡ ਤਾਰੂ ਸਿੰਘ ਕਹਿੰਦੇ ਉਹ ਤੇ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦਾ ਹੈ ਸਿੰਘਾਂ ਦੀ ਮਦਦ ਕਰਦਾ ਹੈ ਸਿੰਘਾਂ ਦੀ ਹੈਲਪ ਕਰਦਾ ਹੈ ਤੇ ਭਾਈ ਤਾਰੂ ਸਿੰਘ ਕਰਦਾ ਵੀ ਇਦਾਂ ਹੀ ਸੀ ਆਪ ਛੋਲੇ ਖਾ ਕੇ ਗੁਜ਼ਾਰੇ ਕਰ ਲੈਣੇ ਨੇੜੇ ਢਿੜਾ ਸੀ ਢਿੜੇ ਵਿੱਚ ਸਿੰਘ ਆਉਂਦੇ ਸੀ ਸਿੰਘ ਜਿਹੜੇ ਮਰ ਜੀਵੜੇ ਜਿਹੜੇ ਕੌਮ ਲਈ ਜੂਝਦੇ ਜੁਝਾਰੂ ਉਹਨਾਂ ਵਾਸਤੇ ਪ੍ਰਸ਼ਾਦਾ ਲੈ ਕੇ ਜਾਇਆ ਕਰੇ ਉਹਨਾਂ ਦੇ ਕਸ਼ਹਿਰੇ ਬਣਵਾ ਕੇ ਲਜਾਇਆ ਕਰੇ ਆਪ ਪਾਟੇ ਪਾਈ ਫਿਰਿਆ ਕਰੇ ਉਹਨਾਂ ਨੂੰ ਚੋਲੇ ਸਵਾ ਸਵਾ ਦਿਆ ਕਰੇ ਆਪ ਛੋਲੇ ਖਾ ਕੇ ਗੁਜ਼ਾਰਾ ਕਰਿਆ ਕਰੇ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਕਰੇ ਜਾ ਕੇ ਬੜੇ ਕਮਾਲ ਦੇ ਕੰਮ ਕੀਤੇ ਇਹਨੇ ਉਥੇ ਨੇੜੇ ਇੱਕ ਰਹੀਮ ਬਖਸ਼ ਨਾਮ ਦੇ ਬੰਦੇ ਦੀ ਲੜਕੀ ਨੂੰ ਜ਼ਬਰਦਸਤੀ ਪੱਟੀ ਦਾ ਫੌਜਦਾਰ ਚੁੱਕ ਕੇ ਲੈ ਗਿਆ ਪੱਟੀ ਦਾ ਫੌਜਦਾਰ ਉਠਾ ਕੇ ਲੈ ਗਿਆ ਇਹਨੇ ਫੌਜਦਾਰ ਨੇ ਉਸ ਲੜਕੀ ਦੇ ਪਿਤਾ ਨੇ ਕਈ ਜਗ੍ਹਾ ਬੇਨਤੀ ਕੀਤੀ ਉਹਦੀ ਕਿਤੇ ਸੁਣਵਾਈ ਨਾ ਹੋਈ ਉਹਦੀ ਕਿਤੇ ਗੱਲ ਨਾ ਸੁਣੀ ਗਈ ਉਹ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਜਾ ਕੇ ਰੋਇਆ ਜਾ ਕੇ ਕਹਿੰਦਾ ਜੀ ਮੇਰੀ ਲੜਕੀ ਤੁਹਾਡਾ ਫੌਜਦਾਰ ਰਿਸ਼ਤੇਦਾਰ ਹੈ ਪੱਟੀ ਵਾਲਾ ਤੁਹਾਡਾ ਰਿਸ਼ਤੇਦਾਰ ਹੈ ਚੁੱਕ ਕੇ ਲੈ ਗਿਆ ਵਾੜ ਜੇ ਖੇਤ ਨੂੰ ਖਾਣ ਲੱਗ ਜੀ ਲੱਗ ਜਾਏ ਤੇ ਖੇਤ ਦਾ ਰਾਖਾ ਕੌਣ ਹੈ ਜੇ ਵਾੜ ਹੀ ਖੇਤ ਨੂੰ ਖਾਵੇ ਤੁਹਾਡਾ ਫੌਜਦਾਰ ਮੇਰੀ ਲੜਕੀ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਿਆ ਫੌਜਦਾਰ 60 ਸਾਲ ਦਾ ਹੈ ਮੇਰੀ ਬੱਚੀ 18 ਸਾਲ ਦੀ ਹੈ ਧੱਕੇ ਨਾਲ ਨਿਕਾਹ ਕਰਾਉਣਾ ਚਾਹੁੰਦਾ ਹੈ ਧੱਕੇ ਨਾਲ ਕਹਿੰਦਾ ਤੇਰੇ ਨਾਲ ਨਿਕਾਹ ਕਰਾਉਣਾ ਹੈ ਜ਼ਕਰੀਆ ਖਾਨ ਦੇ ਦਰਬਾਰ ਚੋਂ ਧੱਕੇ ਮਾਰ ਕੇ ਲੜਕੀ ਦੇ ਪਿਓ ਨੂੰ ਬਾਹਰ ਕੱਢਤਾ ਰਿਸ਼ਤੇਦਾਰ ਹੈ ਰਿਸ਼ਤੇਦਾਰ ਹੈ ਉਸ ਵੇਲੇ ਫਿਰ ਉਹ ਲੜਕੀ ਦਾ ਪਿਓ ਮਿਲਿਆ ਬੱਚੀ ਕੋਲ ਗਿਆ ਕਹਿੰਦਾ ਧੀਏ ਆਪਣੀ ਕਿਤੇ ਸੁਣਵਾਈ ਨਹੀਂ ਤੂੰ ਵਿਆਹ ਨੂੰ ਹਾਂ ਕਰ ਦੇ ਨਿਕਾਹ ਕਰਾ ਲੈ ਉਹ ਬੱਚੀ ਕਹਿਣ ਲੱਗੀ ਬਾਪੂ ਇੱਕ ਥਾਂ ਜੇ ਰਹਿੰਦੀ ਐ ਇੱਕ ਜਗ੍ਹਾ ਰਹਿੰਦੀ ਆਖੇ ਕਿੱਥੇ ਕਹਿੰਦੇ ਗੁਰੂ ਦੇ ਸਿੰਘਾਂ ਕੋਲ ਗਿਆ ਕਹਿੰਦਾ ਉੱਥੇ ਨਹੀਂ ਗਿਆ ਕਹਿੰਦੇ ਫਿਰ ਜਿਹਦੀ ਕਿਤੇ ਨਾ ਸੁਣੀ ਜਾਵੇ ਨਾ ਉਹਦੇ ਗੁਰੂ ਦੇ ਸਿੰਘ ਸੁਣ ਲੈਂਦੇ ਨੇ ਜਿਹਦਾ ਕੋਈ ਨਹੀਂ ਬਣਦਾ ਨਾ ਉਹਦਾ ਗੁਰੂ ਬਣਦਾ ਹੈ ਜੇ ਤੈਨੂੰ ਕੋਈ ਤਕੜਾ ਜਾਂ ਚੜ੍ਹਦੀ ਕਲਾ ਵਾਲਾ ਸਿੰਘ ਮਿਲ ਪਵੇ ਤੂੰ ਉਹਦੇ ਕੋਲ ਬੇਨਤੀ ਕਰੀ ਇਹ ਖਾਲਸੇ ਤੋਂ ਬਿਨਾ ਨਹੀਂ ਸਾਨੂੰ ਕਿਸੇ ਨੇ ਸਾਡੀ ਮਦਦ ਕਿਸੇ ਨੇ ਨਹੀਂ ਕਰਨੀ ਖਾਲਸੇ ਤੋਂ ਬਿਨਾ ਸਾਡੀ ਬਾਹ ਨਹੀਂ ਫੜਨੀ ਕਿਸੇ ਨੇ ਅੱਛਾ ਧੀ ਨੇ ਸਿੱਖਿਆ ਦਿੱਤੀ ਪਿਓ ਨੂੰ ਵੇਖੋ ਇੰਦਾ ਭਰੋਸਾ ਬੱਚੀਆਂ ਨੂੰ ਖਾਲਸੇ ਤੇ ਹੈ ਅੱਜ ਮੁਸਲਮਾਨਾਂ ਦੀਆਂ ਲੜਕੀਆਂ ਖਾਲਸੇ ਤੇ ਭਰੋਸਾ ਕਰਦੀਆਂ ਨੇ ਹਿੰਦੂਆਂ ਦੀਆਂ ਲੜਕੀਆਂ ਕਹਿੰਦੀਆਂ ਰਹੀਆਂ ਨੇ ਖਾਲਸੇ ਨੂੰ ਕਹੋ ਅੱਜ ਸਿੱਖਾਂ ਦੀਆਂ ਸਾਡੀਆਂ ਬੱਚੀਆਂ ਨੂੰ ਡਰ ਲੱਗਦਾ ਹੈ ਸਿੱਖਾਂ ਤੋਂ ਹੀ ਵੀ ਇਹ ਮੈਨੂੰ ਜੰਮਣ ਵੀ ਦੇਗਾ ਕਿ ਨਹੀਂ ਇਹ ਛੁਰੀਆਂ ਲੈ ਕੇ ਬੈਠੇ ਨੇ ਸਿੱਖਾਂ ਦਾ ਕਿਰਦਾਰ ਇਦਾਂ ਦੇ ਸੀ ਗੁਰਮਖੋ ਸਿੱਖਾਂ ਦੇ ਕਿਰਦਾਰ ਇਦਾਂ ਦੇ ਸੀ ਅੱਜ ਤੱਕ ਔਰਤ ਔਰਤ ਦੀ ਦੁਸ਼ਮਣ ਬਣੀ ਹੋਈ ਹੈ ਔਰਤ ਔਰਤ ਦੀ ਦੁਸ਼ਮਣ ਹੈ ਇੱਕ ਬੀਬੀ ਬੀਬੀ ਦੀ ਦੁਸ਼ਮਣ ਹੈ ਜਿਹੜੀ ਪੋਤੀ ਹੈ ਉਹ ਵੀ ਧੀ ਬਣ ਕੇ ਆ ਰਹੀ ਹੈ ਜਿਹੜੀ ਅੱਜ ਸੱਸ ਹੈ ਉਹ ਵੀ ਕਦੇ ਧੀ ਬਣ ਕੇ ਜੰਮੀ ਸੀ ਪਰ ਚੇਤਾ ਰੱਖਿਓ ਮਾਤਾ ਗੁਜਰੀ ਵੀ ਇੱਕ ਦਿਨ ਕਿਸੇ ਘਰ ਧੀ ਕਾ ਧੀ ਬਣ ਕੇ ਜੰਮੀ ਸੀ ਮਾਤਾ ਸਹਿਬ ਕੌਰ ਵੀ ਕਿਸੇ ਘਰ ਧੀ ਬਣ ਕੇ ਜੰਮੀ ਸੀ ਬਾਬਾ ਜਰਨੈਲ ਸਿੰਘ ਨੂੰ ਜਨਮ ਦੇਣ ਵਾਲੀ ਮਾਂ ਵੀ ਕਿਸੇ ਦਿਨ ਕਿਸੇ ਘਰ ਧੀ ਬਣ ਕੇ ਜੰਮੀ ਸੀ ਬੜੇ ਬੜੇ ਸੂਰਮਿਆਂ ਨੇ ਇਹਨਾਂ ਦੀ ਕੁੱਖ ਤੋਂ ਜਨਮ ਲਿਆ ਹੈ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਜਦੋਂ ਜਨਮ ਹੋਇਆ ਨਾ ਬਡਰੁੱਖਾ ਪਿੰਡ ਆਪਣੇ ਨਾਲ ਹੈ ਬਡਰੁੱਖਾ ਮਸਤਵਾਣਾ ਸਾਹਿਬ ਦੇ ਨਾਲ ਹੈ ਉਥੇ ਉਹਨਾਂ ਦੇ ਬੱਚੀ ਹੋਈ ਲੜਕੀ ਉਹਨਾਂ ਨੇ ਬੱਚੀ ਨੂੰ ਘੜੇ 'ਚ ਪਾ ਕੇ ਬੰਦ ਕਰਕੇ ਦੱਬਤਾ ਜਿਉਂਦੀ ਨੂੰ ਵੀ ਆਪੇ ਮਰ ਜੇਗੀ ਜਿਉਂਦੀ ਨੂੰ ਦੱਬਤਾ ਉੱਥੇ ਇੱਕ ਗੁਰਮੁਖ ਪਿਆਰੇ ਸਨ ਮਹਾਂਪੁਰਖ ਉਹਨਾਂ ਦਾ ਪ੍ਰਸ਼ਾਦਾ ਲੈ ਕੇ ਗਏ ਪਰਿਵਾਰ ਵਾਲੇ ਚੁੱਕ ਕੇ ਭਗਾ ਕੇ ਮਾਰਿਆ ਕਹਿੰਦੇ ਓਏ ਏਡੇ ਪਾਪੀ ਆ ਗਏ ਤੁਸੀਂ ਇੱਥੇ ਪ੍ਰਸ਼ਾਦਾ ਇੱਥੇ ਲੈ ਕੇ ਆਇਓ ਕੰਮ ਕੀ ਕੀਤਾ ਤੁਸੀਂ ਬੱਚੀ ਧਰਤੀ 'ਚ ਨੱਪਤੀ ਮਾਫੀ ਮੰਗੀ ਗਏ ਘੜਾ ਪੁੱਟਿਆ ਘੜੇ ਦੇ ਵਿੱਚ ਜੇ ਮਰੀ ਨਹੀਂ ਆਪਣੇ ਪੈਰ ਦਾ ਅੰਗੂਠਾ ਆਪਣੇ ਮੂੰਹ ਵਿੱਚ ਲੈ ਕੇ ਚੁੰਗਦੀ ਹੈ ਅਜੇ ਜਿਉਂਦੀ ਸੀ ਬੱਚੀ ਨੂੰ ਚੁੱਕ ਲਿਆਂਦਾ ਜਦੋਂ ਚੁੱਕ ਕੇ ਲਿਆਏ ਤੇ ਉਹ ਗੁਰਮੁਖ ਪਿਆਰੇ ਕਹਿਣ ਲੱਗੇ ਭਾਈ ਇਹ ਬੱਚੀ ਜਿਹਨੂੰ ਤੁਸੀਂ ਧਰਤੀ ਦੇ ਵਿੱਚ ਦੱਬਤਾ ਸੀ ਇਹਦੀ ਕੁੱਖੋਂ ਤੇ ਉਹ ਜਨਮ ਲਏਗਾ ਜਿਹੜਾ ਕੱਲਾ ਨਾਨਕਿਆਂ ਦਾਦਕਿਆਂ ਦਾ ਹੀ ਨਹੀਂ ਸਾਰੇ ਪੰਥ ਦਾ ਨਾਮ ਉੱਚਾ ਕਰੇਗਾ ਉਹ ਫਿਰ ਵੇਖੋ ਸਿੱਖ ਰਾਜ ਲਿਆਉਣ ਵਾਲਾ ਮਹਾਰਾਜਾ ਰਣਜੀਤ ਸਿੰਘ ਉਹਦੀ ਕੁੱਖੋਂ ਜਨਮ ਲਿਆ ਸੋ ਧੀ ਬਣ ਕੇ ਜੰਮਦੀ ਹੈ ਕੋਈ ਪਤਾ ਨਹੀਂ ਹਰ ਬੱਚਾ ਆਪਣੇ ਕਰਮ ਨਾਲ ਲੈ ਕੇ ਆਉਂਦਾ ਹੈ ਹਰ ਬੱਚਾ ਆਪਣੇ ਕਰਮ ਨਾਲ ਲੈ ਕੇ ਆ ਰਿਹਾ ਬਈ ਅੱਜ ਜਿਹੜੀਆਂ ਬਜ਼ੁਰਗ ਬੀਬੀਆਂ ਨਾ ਤੁਸੀਂ ਸਾਰੀਆਂ ਧੀਆਂ ਬਣ ਕੇ ਜੰਮੀਆਂ ਸੀ ਤੇ ਜੇ ਸਾਡੇ ਮਾਪੇ ਵੀ ਇਹ ਕਹਿ ਦਿੰਦੇ ਵੀ ਮਾਰ ਦੋ ਧੀ ਨੂੰ ਇਹ ਕਿਉਂ ਆ ਗਈ ਪ੍ਰਾਣੀਆਂ ਤੇ ਕਈ ਚਾਰ ਚਾਰ ਭੈਣਾਂ ਨੇ ਪ੍ਰਾਣੀਆਂ ਮਾਈਆਂ ਜਿਹੜੀਆਂ ਨੇ ਚਾਰ ਚਾਰ ਪੰਜ ਪੰਜ ਭੈਣਾਂ ਨੇ ਅੱਜ ਕੱਲ ਤੇ ਇੱਕ ਅੱਧੀ ਹੁੰਦੀ ਹੈ ਚਾਰ ਚਾਰ ਭੈਣਾਂ ਅੱਜ ਅਸੀਂ ਇੱਕ ਧੀ ਵੀ ਆ ਜਾਵੇ ਤੇ ਸੱਸ ਮੱਥੇ ਤੇ ਵੱਟ ਪਾ ਲੈਂਦੀ ਐ ਬੀਬੀਆਂ ਸੋਚਦੀਆਂ ਨੇ ਫੇਰ ਜੰਮ ਵੀ ਦੂਜੀ ਧੀ ਆ ਗਈ ਇਹ ਦੋ ਕਿਉਂ ਹੋ ਗਈਆਂ ਪਰ ਹਰ ਦੇ ਹਰ ਇੱਕ ਦੇ ਕਰਮ ਉਹਦੇ ਨਾਲ ਨੇ ਉਹ ਆਪਣੇ ਕਰਮ ਨਾਲ ਲੈ ਕੇ ਆਈ ਐ ਇਦਾਂ ਨਾ ਸੋਚੋ ਬਦਲੋ ਆਪਣੇ ਆਪ ਨੂੰ ਜ਼ਮਾਨਾ ਬਦਲ ਗਿਆ ਲੋਕੀ ਚੰਦ ਤੇ ਚਲੇ ਗਏ ਆਪਾਂ ਕਿੱਥੇ ਖੜੇ ਆ ਆਪਾਂ ਕਿੱਥੇ ਖੜੇ ਆ ਬਦਲੋ ਤੇ ਧੀਆਂ ਹਮੇਸ਼ਾ ਮਾਪਿਆਂ ਨਾਲੋਂ ਵੱਧ ਪਿਆਰ ਪੁੱਤਰਾਂ ਨਾਲੋਂ ਵੱਧ ਆਪਣੇ ਮਾਪਿਆਂ ਨੂੰ ਪਿਆਰ ਕਰਦੀਆਂ ਨੇ ਆ ਜਿੰਨੇ ਤੁਸੀਂ ਬੈਠੇ ਹੋ ਜਿਨ੍ਹਾਂ ਦੇ ਧੀਆਂ ਤੇ ਪੁੱਤ ਦੋ ਨੇ ਸੋਚ ਕੇ ਵੇਖੋ ਧੀ ਤੁਹਾਨੂੰ ਜ਼ਿਆਦਾ ਪਿਆਰ ਕਰਦੀ ਹੈ ਪਿਓ ਨੂੰ ਧੀ ਜ਼ਿਆਦਾ ਦੁੱਖ ਸੁੱਖ ਪੁੱਛਦੀ ਹੈ ਪਿਓ ਨੂੰ ਪੁੱਤ ਨਾਲੋਂ ਜ਼ਿਆਦਾ ਧੀ ਪਿਆਰ ਕਰਦੀ ਹੈ ਇਸ ਕਰਕੇ ਅੱਜ ਸਾਡੀਆਂ ਨੂੰ ਹੀ ਫਿਕਰ ਹੈ ਇਹ ਜਨਮ ਲੈਣ ਦੇਣਗੇ ਤੇ ਕਿੱਥੇ ਉਹ ਮੁਸਲਮਾਨ ਲੜਕੀ ਨੂੰ ਉਹ ਕਹਿੰਦੀ ਆਪਣੇ ਬਾਪੂ ਨੂੰ ਬਾਪੂ ਖਾਲਸੇ ਕੋਲ ਵੀ ਜਾਈ ਉਹ ਫਿਰ ਆ ਗਿਆ ਭਾਈ ਤਾਰੂ ਸਿੰਘ ਕੋਲ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਆ ਕੇ ਦੱਸਿਆ ਕਹਿੰਦਾ ਮੇਰੀ ਲੜਕੀ ਨੂੰ ਐਦਾਂ ਲੈ ਗਏ ਫੌਜਦਾਰ ਪੱਟੀ ਵਾਲਾ ਚੁੱਕ ਕੇ ਲੈ ਗਿਆ ਧੱਕੇ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ਭਾਈ ਤਾਰੂ ਸਿੰਘ ਕਹਿੰਦਾ ਬਾਬਾ ਫਿਕਰ ਨਾ ਕਰ ਸਹੀ ਜਗ੍ਹਾ ਤੇ ਆਇਆ ਹੈ ਸਹੀ ਜਗ੍ਹਾ ਆਇਆ ਤੂੰ ਉਸੇ ਵੇਲੇ ਫਿਰ ਆ ਜਾ ਮੇਰੇ ਨਾਲ ਪ੍ਰਸ਼ਾਦਾ ਲੈ ਕੇ ਚੱਲਿਆ ਸਿੰਘਾਂ ਕੋਲ ਗਏ ਜਾ ਕੇ ਕਿਹਾ ਵੀ ਇਦਾਂ ਬਣੀ ਹੈ ਸਿੰਘਾਂ ਨੂੰ ਦੱਸਤਾ ਉਹ ਕਹਿੰਦੇ ਗੱਲ ਹੀ ਕੋਈ ਨਹੀਂ ਬਾਬਾ ਬਹਿ ਜਾ ਨਾਲ ਘੋੜੇ ਤੇ ਝਿੜੇ ਦੇ ਵਿੱਚ ਆਏ ਹੋਏ ਸੀ ਨਾਲ ਬਾ ਕੇ ਲੈ ਗਏ ਪੱਟੀ ਪਹੁੰਚ ਗਏ ਜਿੱਥੇ ਲੜਕੀ ਨੂੰ ਕੈਦ ਕੀਤਾ ਸੀ ਉੱਥੇ ਪਹੁੰਚੇ 5-7 ਫੌਜਦਾਰ ਵੀ ਝਟਕਾਇਆ 5-7 ਸਿਪਾਹੀ ਸੀ ਉਹ ਵੀ ਝਟਕਾਤੇ ਲੜਕੀ ਨੂੰ ਬਾਹਰ ਕੱਢਿਆ ਅਗਲੇ ਦਿਨ ਸਵੇਰੇ ਸਵੇਰੇ ਨਿਕਾਹ ਕਰਤਾ ਨੌਜਵਾਨ ਲੜਕਾ ਲੱਭ ਕੇ ਉਹਦੀ ਉਮਰ ਦਾ ਉਹਦਾ ਨਿਕਾਹ ਕਰਕੇ ਰਿਸ਼ਤੇਦਾਰੀ ਵਿੱਚ ਦੂਰ ਭੇਜਤੀ ਵਿਆਹ ਕਰਕੇ ਘਰ ਛੱਡ ਕੇ ਆਏ ਇਦਾਂ ਦਾ ਸੀ ਖਾਲਸਾ ਇਦਾਂ ਦੇ ਸਿੰਘ ਸੀ ਸਿੰਘੋ ਅੰਮ੍ਰਿਤ ਧਾਰਿਓ ਮੇਰਿਓ ਵੀਰੋ ਬਰਾਬਰ ਦੀ ਨੂੰ ਭੈਣ ਸਮਝੋ ਛੋਟੀ ਨੂੰ ਧੀ ਸਮਝੋ ਆਪ ਤੋਂ ਵੱਡੀ ਹੋਵੇ ਤੇ ਮਾਂ ਸਮਝੋ ਇਦਾਂ ਦੀ ਸੋਚ ਰੱਖੋ ਗੁਰੂ ਦੇ ਸਿੱਖ ਇਦਾਂ ਦੇ ਹੁੰਦੇ ਨੇ ਉਹ ਕੰਟਰੋਲ ਰੱਖਦੇ ਨੇ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣਾ ਮਾਵਾ ਮੇਰੀ ਮਾਂ ਵਰਗੀ ਹੈ ਵੱਡੀ ਉਮਰ ਦੀ ਹੈ ਬਰਾਬਰ ਦੀ ਹੈ ਮੇਰੀ ਭੈਣ ਵਰਗੀ ਹੈ ਮੇਰੇ ਭੈਣ ਵੀ ਤੇ ਹੈ ਇਦਾਂ ਦੀ ਘਰ 'ਚ ਇਦਾਂ ਦਾ ਜੀਵਨ ਗੁਰੂ ਦੇ ਸਿੱਖ ਦਾ ਹੁੰਦਾ ਹੈ ਕਿਸੇ ਦੀ ਭੈਣ ਨੂੰ ਆਪਣੀ ਭੈਣ ਸਮਝਣਾ ਪਰ ਦੁੱਖ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਅੱਜ ਕੱਲ ਤੇ ਕਈ ਲੋਕ ਇਦਾਂ ਦੇ ਬਾਬਿਆਂ ਨੂੰ ਜਾ ਜਾ ਕੇ ਮੱਥੇ ਟੇਕਦੇ ਨੇ ਜਿਹੜੇ ਭੈੜੀਆਂ ਭੈੜੀਆਂ ਗਾਲਾਂ ਕੱਢਦੇ ਨੇ ਨਾਲੇ ਸ਼ਰਾਬਾਂ ਪੀਂਦੇ ਨੇ ਨਾਲੇ ਤੇ ਸ਼ਰਾਬਾਂ ਪੀਂਦੇ ਨੇ ਤੇ ਨਾਲੇ ਗਾਲਾਂ ਕੱਢਦੇ ਆ ਉਹਨਾਂ ਨੂੰ ਲੋਕ ਬਾਬੇ ਜਾ ਕੇ ਕਹਿੰਦੇ ਆ ਤੇ ਮੇਰੀ ਗੱਲ ਧਿਆਨ ਇੱਧਰ ਰੱਖਿਓ ਇਕਾਗਰਤਾ ਬਣਾ ਕੇ ਜਿਹੜਾ ਕਿਸੇ ਨੂੰ ਮਾਂ ਦੀ ਗਾਲ ਕੱਢਦਾ ਹੈ ਇੱਕ ਗੱਲ ਤੇ ਕਲੀਅਰ ਹੈ ਉਹ ਬੰਦਾ ਜਿਹਨੂੰ ਗਾਲ ਕੱਢਦਾ ਹੈ ਮਾਂ ਦੀ ਇਹਦਾ ਅਰਥ ਇਹ ਹੈ ਉਹਦੀ ਮਾਂ ਨੂੰ ਆਪਣੀ ਮਾਂ ਨਹੀਂ ਸਮਝਦਾ ਇਹ ਗੱਲ ਤੇ ਕਲੀਅਰ ਹੈ ਜਿਹੜਾ ਕਿਸੇ ਨੂੰ ਭੈਣ ਦੀ ਗਾਲ ਕੱਢਦਾ ਇਹਦਾ ਮਤਲਬ ਇਹ ਹੈ ਉਹਦੀ ਭੈਣ ਨੂੰ ਆਪਣੀ ਭੈਣ ਨਹੀਂ ਸਮਝਦਾ ਇਹ ਤੇ ਕਲੀਅਰ ਗੱਲ ਹੈ ਮਾਂ ਦੀ ਗਾਲ ਉਹ ਕੱਢਦਾ ਜਿਹੜਾ ਉਹਦੀ ਮਾਂ ਨੂੰ ਆਪਣੀ ਮਾਂ ਨਾ ਸਮਝੇ ਜਿਹਨੂੰ ਗਾਲ ਕੱਢਦਾ ਭੈਣ ਦੀ ਇਹਦਾ ਮਤਲਬ ਉਹਦੀ ਭੈਣ ਤੇ ਮੇਰੀ ਭੈਣ 'ਚ ਫਰਕ ਹੈ ਜਿਹੜਾ ਬੰਦਾ ਕਿਸੇ ਨੂੰ ਗਾਲ ਕੱਢਦਾ ਹੈ ਉਹਦੀ ਮਾਂ ਨੂੰ ਮਾਂ ਨਹੀਂ ਸਮਝਦਾ ਉਹਦੀ ਭੈਣ ਨੂੰ ਭੈਣ ਨਹੀਂ ਸਮਝਦਾ ਜਿਹੜਾ ਕਿਸੇ ਦੀ ਮਾਂ ਨੂੰ ਮਾਂ ਨਾ ਸਮਝੇ ਕਿਸੇ ਦੀ ਭੈਣ ਨੂੰ ਭੈਣ ਨਾ ਸਮਝੇ ਉਹ ਤੇ ਇੱਕ ਆਮ ਬੰਦਾ ਵੀ ਨਹੀਂ ਹੋ ਸਕਦਾ ਉਹਨੂੰ ਬਾਬਾ ਕਿੰਨੇ ਬਣਾਇਆ ਆਖੋ ਸਤਨਾਮ ਉਹ ਬਾਬਾ ਕਿਵੇਂ ਬਣ ਗਿਆ ਤੇ ਦੁਨੀਆ ਕਮਲੀ ਹੋ ਕੇ ਇਹੋ ਜਿਹਾਂ ਦੇ ਮਗਰ ਲੱਗੇ ਫਿਰਦੇ ਨੇ ਕਈ ਜੇ ਇੱਕ ਗਾਲ ਕੱਢਦੇ ਕਹਿੰਦੇ ਬਹੁਤ ਕਿਰਪਾ ਕਰਦੀ ਜੇ ਪੰਜ ਚਾਰ ਮੋਟੀਆਂ ਮੋਟੀਆਂ ਹੋਰ ਕੱਢਦੇ ਅੱਜ ਤੇ ਬਹੁਤੀ ਬਖਸ਼ਿਸ਼ ਹੋਈ ਬਾਬਾ ਜੀ ਨੇ ਪੰਜ ਸੱਤ ਵੱਡੀਆਂ ਵੱਡੀਆਂ ਗਾਲਾਂ ਕਈ ਤੇ ਡਾਂਗਾ ਮਾਰਦੇ ਨੇ ਸੋਟੇ ਮਾਰਦੇ ਨੇ ਜੇ ਜ਼ੋਰ ਨਾਲ ਮਾਰਤਾ ਕਹਿੰਦੇ ਅੱਜ ਵੀਜ਼ਾ ਪੱਕਾ ਹੈ ਲੈ ਮਾਰਤੀ ਡਾਂਗ ਮੇਰੇ ਜ਼ੋਰ ਨਾਲ ਹੁਣ ਵੀਜ਼ਾ ਲੱਗੂ ਹੀ ਲੱਗੂ ਫਿਰ ਤੂੰ ਡਾਂਗਾ ਹੀ ਖਾ ਲੈਂਦਾ ਤੂੰ ਕਿਉਂ ਆਈਲੈਟਸ ਕਰਦਾ ਫਿਰਦਾ ਓਏ ਤੂੰ ਡਾਂਗਾ ਹੀ ਖਾ ਲੈਂਦਾ ਬਾਬੇ ਦੀਆਂ ਤੈਨੂੰ ਆਈਲੈਟਸ ਕਰਨ ਦੀ ਕੀ ਲੋੜ ਹੈ ਕਿਉਂ ਪੜਦਾ ਹੈ ਕਿਉਂ 15 ਸਾਲ ਗਾਲੇ ਨੇ ਤੂੰ ਡਾਂਗਾ ਹੀ ਖਾ ਲੈਂਦਾ ਜੇ ਤੇਰੇ ਇਦਾਂ ਹੀ ਵੀਜ਼ੇ ਲੱਗਦੇ ਨੇ ਆ ਤੁਸੀਂ ਇੱਥੇ ਆ ਸੰਗਰੂਰ ਕੋਲੋਂ ਲੰਘਦੇ ਕਈ ਵਾਰੀ ਵੇਖਿਆ ਤੇ ਘੋਰੀ ਜਿਹਾ ਬੈਠਾ ਹੁੰਦਾ ਬਾਬਾ ਨਾ ਕੱਪੜੇ ਲੀੜੇ ਪਾਉਂਦਾ ਨਹੀਂ ਵਾਲ ਵੂੜ ਦੇ ਖੁੱਲੇ ਇੱਕ ਮਿੰਟ ਬੰਦਾ ਉਹਦੇ ਕੋਲ ਬਹਿ ਨਹੀਂ ਸਕਦਾ ਤੇ ਸ਼ਰਾਬ ਦੀਆਂ ਬੋਤਲਾਂ ਇਦਾਂ ਰੱਖ ਕੇ ਨੰਗੇ ਦੇ ਸਾਹਮਣੇ ਇਦਾਂ ਰੱਖ ਕੇ ਸ਼ਰਾਬ ਰੱਖ ਕੇ ਸਾਰਾ ਸਾਰਾ ਦਿਨ ਕਈ ਇਦਾਂ ਹੀ ਹੱਥ ਜੋੜ ਕੇ ਬੈਠੇ ਰਹਿੰਦੇ ਨੇ ਵੀ ਕੁਝ ਬੋਲੇ ਉਹ ਨੀਵੀਂ ਪਾਈ ਰੱਖਦਾ ਬੋਲਦਾ ਨਹੀਂ ਉਹ ਇਦਾਂ ਇਦਾਂ ਹੀ ਬੋਤਲ ਰੱਖ ਕੇ ਫਿਰ ਬੋਤਲ ਪੈਗ ਪਾ ਪਾ ਕੇ ਦੇਣਗੇ ਬਾਬਾ ਜੀ ਪੀ ਲਓ ਉਹ ਹੋਰ ਪੀ ਲੈਂਦਾ ਇਦਾਂ ਹੀ ਬੈਠੇ ਰਹਿਣਗੇ ਵੀ ਕੋਈ ਸੱਟੇ ਦਾ ਨੰਬਰ ਦੱਸੋ ਬਾਬਾ ਐਦਾਂ ਹੀ ਬੈਠੇ ਵੀ ਕੋਈ ਮੂੰਹ ਚੋਂ ਸ਼ਬਦ ਕੱਢੇ ਤੇ ਅਸੀਂ ਜਾ ਕੇ ਸੱਟਾ ਲਾਈਏ ਇੱਥੇ ਖੜੇ ਆ ਅਸੀਂ ਐਦਾਂ ਦੀ ਸੋਚ ਐ ਸਾਡੀ ਇੰਨਾ ਚੱਕਰਾਂ 'ਚ ਪਏ ਹੋਏ ਸੋ ਮੇਰੀ ਬੇਨਤੀ ਨੂੰ ਸਮਝੋ ਗੁਰੂ ਦੇ ਸਿੱਖ ਕਿੱਦਾਂ ਦੇ ਹੁੰਦੇ ਆ ਖਾਲਸਾ ਕਿੱਦਾਂ ਦਾ ਹੁੰਦਾ ਹੈ ਸਿੱਖ ਦੀ ਸੋਚ ਕਿੱਦਾਂ ਦੀ ਹੁੰਦੀ ਹੈ ਫੌਜਦਾਰ ਤੋਂ ਲੜਕੀ ਛਡਾ ਕੇ ਅਗਲੇ ਦੇ ਘਰ ਪਹੁੰਚਾਏ ਅੱਜ ਜਦੋਂ ਹੁਣ ਗੱਲ ਵਾਪਸ ਉੱਥੇ ਲੈ ਕੇ ਆ ਰਿਹਾ ਅੱਜ ਸ਼ਿਕਾਇਤ ਹੋ ਗਈ ਭਾਈ ਤਾਰੂ ਸਿੰਘ ਦੀ ਸ਼ਿਕਾਇਤ ਹੋ ਗਈ ਕਹਿੰਦੇ ਵੀ ਇਹ ਤੇ ਬੰਦਾ ਹੀ ਬੜਾ ਖਤਰਨਾਕ ਹੈ ਕਿਵੇਂ ਬਈ ਕਹਿੰਦੇ ਇਹ ਪੱਟੀ ਵਾਲਾ ਵੀ ਜਿਹੜਾ ਕਾਂਡ ਹੋਇਆ ਇਹਨੇ ਕਰਾਇਆ 500 ਸਿਪਾਹੀ ਭੇਜਿਆ ਤਾਰੂ ਸਿੰਘ ਨੂੰ ਫੜ ਕੇ ਲਿਆਓ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਗਏ ਪਿੰਡ ਦੀ ਪੰਚਾਇਤ ਬੁਲਾ ਲਈ ਸਾਰਾ ਪਿੰਡ ਇਕੱਠਾ ਕਰ ਲਿਆ ਕਹਿੰਦੇ ਗਦਾਰ ਬੰਦਾ ਤੁਹਾਡੇ ਪਿੰਡ 'ਚ ਰਹਿੰਦਾ ਹੈ ਤੁਸੀਂ ਸਾਨੂੰ ਦੱਸਿਆ ਹੀ ਨਹੀਂ ਤੁਹਾਡੇ ਪਿੰਡ 'ਚ ਗਦਾਰ ਬੰਦਾ ਰਹਿੰਦਾ ਦੱਸਿਆ ਨਹੀਂ ਪਿੰਡ ਵਾਲੇ ਕਹਿੰਦੇ ਜੀ ਤੁਹਾਨੂੰ ਭੁਲੇਖਾ ਪੈ ਗਿਆ ਇਸ ਬੰਦੇ ਵਰਗਾ ਤੇ ਬੰਦਾ ਹੀ ਕੋਈ ਨਹੀਂ ਆਪ ਭੁੱਖਾ ਰਹਿੰਦਾ ਗਰੀਬਾਂ ਨੂੰ ਪ੍ਰਸ਼ਾਦਾ ਛਕਾ ਦਿੰਦਾ ਹੈ ਇਹ ਤੇ ਨੌਜਵਾਨ ਬਹੁਤ ਚੰਗਾ ਹੈ ਕਹਿੰਦੇ ਤੁਹਾਨੂੰ ਵੀ ਸਜ਼ਾ ਦੇਾਂਗੇ ਤੁਸੀਂ ਸਾਨੂੰ ਦੱਸਿਆ ਹੀ ਨਹੀਂ ਵੀ ਸਿੰਘ ਹੈ ਐਡਾ ਖਤਰਨਾਕ ਕੰਮ ਹੁੰਦਾ ਸੀ ਪਿੰਡ ਵਿੱਚ ਇੱਕ ਸਿੰਘ ਦਾ ਰਹਿਣਾ ਆਪਾਂ ਕਈ ਵਾਰੀ ਅੱਜ ਕੱਲ ਕਹਿ ਦਿੰਨੇ ਆ ਸਿੱਖੀ ਕਮਾਉਣੀ ਬੜੀ ਔਖੀ ਹੈ ਪੁੱਛੋ ਤਾਰੂ ਸਿੰਘ ਵਰਗਿਆਂ ਨੂੰ ਉਹਨਾਂ ਜ਼ਮਾਨਾ ਕਿਦਾਂ ਦਾ ਸੀ ਪੱਤਾ ਪੱਤਾ ਵੈਰੀ ਸੀ ਜਦੋਂ ਸਿੱਖਾਂ ਦਾ ਅੱਜ ਕੱਲ ਤੇ ਸਪੀਕਰ ਲੱਗੇ ਨੇ ਪਿੰਡ ਪਿੰਡ ਗੁਰਬਾਣੀ ਦਾ ਜਾਪ ਹੋ ਰਿਹਾ ਆ ਇੱਥੇ ਆਉਣ ਤੇ ਸਾਨੂੰ ਕਿਹੜਾ ਰੋਕਦਾ ਹੈ ਜਿੰਨਾ ਮਰਜ਼ੀ ਪਾਠ ਕਰੋ ਭਜਨ ਕਰੋ ਅੱਜ ਕਿਹੜਾ ਰੋਕਦਾ ਤੁਹਾਨੂੰ ਦਰਬਾਰ ਸਾਹਿਬ ਜਾਣ ਤੋਂ ਕਦੇ ਮੁਗਲਾਂ ਦੇ ਕਬਜ਼ੇ ਰਹੇ ਕਦੇ ਗੋਰਿਆਂ ਅੰਗਰੇਜ਼ਾਂ ਦੇ ਕਬਜ਼ੇ ਰਹੇ ਅੰਮ੍ਰਿਤਸਰ ਨਹੀਂ ਸੀ ਜਾ ਹੁੰਦਾ ਅੱਜ ਕੱਲ ਤੇ ਮੌਜ ਬਹੁਤ ਹੈ ਸੁਖ ਬਹੁਤ ਨੇ ਤੇ ਜਿੰਨੇ ਸੁੱਖ ਹੋ ਗਏ ਗੁਰਦੁਆਰੇ ਕੱਚੇ ਸੀ ਸਿੱਖ ਪੱਕੇ ਸੀ ਅੱਜ ਗੁਰਦੁਆਰੇ ਪੱਕੇ ਨੇ ਸਹੂਲਤਾਂ ਬੜੀਆਂ ਨੇ ਪਰ ਆਪਾਂ ਕੱਚੇ ਆ ਖੂਹਾਂ ਤੇ ਨਹਾਉਂਦੇ ਸੀ ਸਿੱਖ ਖੂਹਾਂ ਤੇ ਆ ਕਈਆਂ ਦਾ ਤੁਹਾਡੇ ਮਨ ਵਿੱਚ ਆਉਂਦਾ ਹੋਣਾ ਵੀ ਕੱਲ ਅੰਮ੍ਰਿਤ ਛਕ ਲਈਏ ਫਿਰ ਕਈ ਸੋਚਦੇ ਹੋਣਗੇ ਠੰਡ ਬਹੁਤ ਹੈ ਯਾਰ ਅਗਲੇ ਮਹੀਨੇ ਛਕ ਲਾਂਗੇ ਨਹਾਉਣਾ ਪੈਣਾ ਰੋਜ਼ ਕਹਿੰਦੇ ਸਿੱਖ ਰੋਜ਼ ਨਹਾਉਂਦਾ ਹੈ ਲੈ ਨਹਾਉਣਾ ਪਊ ਅਸੀਂ ਤੇ ਇੱਥੇ ਖੜੇ ਆ ਉਹ ਖੂਹਾਂ ਤੇ ਜਾ ਜਾ ਕੇ ਨਹਿਰਾਂ ਤੇ ਨਹਾਉਂਦੇ ਰਹੇ ਆ ਅੱਜ ਕੱਲ ਬਹੁਤ ਸਹੂਲਤਾਂ ਨੇ ਸੌਖਾ ਹੋ ਗਿਆ ਕੰਮ ਬਹੁਤ ਸੌਖਾ ਹੈ ਉਨੇ ਹੀ ਆਪਾਂ ਆਲਸੀ ਹੋ ਗਏ ਅਵੇਸਲੇ ਹੋ ਗਏ ਹੁਣ ਸੁਣੋ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਹੋਏ ਨੇ ਸਾਰਾ ਪਿੰਡ ਇਕੱਠਾ ਕੀਤਾ ਹੋਇਆ ਹੈ ਗੱਲ 'ਚ ਬਾਤ ਚੱਲ ਰਹੀ ਹੈ ਇੱਕ ਬੱਚੇ ਨੂੰ ਪਤਾ ਲੱਗ ਗਿਆ ਵੀ ਤਾਰੂ ਸਿੰਘ ਨੂੰ ਫੜ ਕੇ ਲੈ ਜਾਣਗੇ ਭੱਜ ਲਿਆ ਖੇਤ ਹਲ ਵਾਉਂਦੇ ਕੋਲ ਪਹੁੰਚ ਗਿਆ ਕਹਿੰਦਾ ਭਾਈ ਸਾਹਿਬ ਜੀ ਪਿੰਡ ਵਿੱਚ ਤੁਹਾਨੂੰ ਫੜਨ ਵਾਲੇ ਆ ਗਏ ਆ ਭੱਜ ਜਾਓ ਭਾਈ ਤਾਰੂ ਸਿੰਘ ਕਹਿਣ ਲੱਗਾ ਸਾਰੇ ਪਿੰਡ ਨੂੰ ਵਿਪਤਾ ਚ ਪਾ ਕੇ ਆਪ ਭੱਜ ਜਾਏ ਸਿੰਘਾਂ ਦਾ ਕੰਮ ਨਹੀਂ ਪਿੰਡ ਦਾ ਕੀ ਕਸੂਰ ਹੈ ਸਾਰਾ ਪਿੰਡ ਵਿਪਤਾ ਚ ਪੈ ਜਾਣਾ ਤੰਗ ਕਰਨਗੇ ਮੇਰੇ ਪਿੰਡ ਵਾਲਿਆਂ ਨੂੰ ਬਲਦ ਰੋਕ ਕੇ ਆਪ ਪਿੰਡ ਨੂੰ ਆ ਗਿਆ ਤੁਰਿਆ ਆਵੇ ਉਹਨੇ ਨੂੰ ਸਿਪਾਈ ਰਾਜ ਪਹੁੰਚ ਗਏ ਫਟਾਫਟ ਲੱਗੇ ਫੜਨ ਕਹਿੰਦੇ ਭੱਜਣ ਵਾਲਾ ਹੁੰਦਾ ਪਹਿਲਾਂ ਹੀ ਭੱਜ ਜਾਂਦਾ ਖੜ ਜੋ ਟਿਕ ਕੇ ਚਲੋ ਮੈਂ ਆਇਆ ਮਗਰੀ ਜੇ ਭੱਜਣਾ ਹੁੰਦਾ ਪਹਿਲਾਂ ਹੀ ਭੱਜ ਜਾਂਦਾ ਪਹੁੰਚ ਗਿਆ ਐਦਾਂ ਖੜ ਗਿਆ ਜਾ ਕੇ ਐਦਾਂ ਲੱਗਦਾ ਕੋਈ ਫਰਿਸ਼ਤਾ ਆ ਗਿਆ 25 ਸਾਲ ਦੀ ਉਮਰ ਦਗ ਦਗ ਕਰਦਾ ਚਿਹਰਾ ਧੌੜੀ ਦੀ ਸਾਦੀ ਜੀ ਜੁੱਤੀ ਤੇੜ ਕਸ਼ਹਿਰਾ ਸਾਦਾ ਜਿਹਾ ਕੁੜਤਾ ਖੱਦਰ ਦਾ ਸਿੰਪਲ ਜਿਹਾ ਸਿੱਧਾ ਜਿਹਾ ਪਰਨਾ ਬੰਨਿਆ ਹੋਇਆ ਭੁੱਖ ਲੈਂਦੀ ਦੀਦ ਕੀਤਿਆਂ ਮਾਂ ਨੇ ਦੁੱਧ ਮੱਖਣਾ ਦੇ ਨਾਲ ਪਾ ਲਿਆ ਵੇਖ ਕੇ ਭੁੱਖ ਲੈਂਦੀ ਐ ਇਦਾਂ ਦਾ ਪਿਆਰਾ ਐਦਾਂ ਦੀ ਖਿੱਚ ਹੈ ਗੁਰੂ ਦੇ ਸਿੱਖ ਵਿੱਚ ਯਾਦ ਰੱਖੋ ਨੌਜਵਾਨੋ ਵੀਰੋ ਕਿਰਦਾਰ ਸੋਹਣਾ ਹੋਵੇ ਦਸਤਾਰ ਵੀ ਸੋਹਣੀ ਲੱਗਦੀ ਹੈ ਦਸਤਾਰ ਸੋਹਣੀ ਬੰਨੀ ਫਿਰ ਜੇ ਕਿਰਦਾਰ ਮਾੜਾ ਹੈ ਲੋਕੀ ਕਹਿਣਗੇ ਅੱਖ ਵੇਖ ਆਪਣੀ ਜੀਵਨ ਵੇਖ ਆਪਣਾ ਦਸਤਾਰਾਂ ਸੋਹਣੀਆਂ ਬੰਨੋ ਦਸਤਾਰ ਸੋਹਣੀ ਹੋਵੇ ਕਿਰਦਾਰ ਵੀ ਸੋਹਣਾ ਹੋਵੇ ਕਿਰਦਾਰ ਸੋਹਣਾ ਹੋਵੇ ਭਲੇ ਦੇ ਕੰਮ ਕਰਨ ਦੀ ਰਫਤਾਰ ਸੋਹਣੀ ਹੋਵੇ ਗੱਲਬਾਤ ਕਰਨ ਦਾ ਢੰਗ ਗੁਫਤਾਰ ਸੋਹਣੀ ਹੋਵੇ ਚੌਥੇ ਨੰਬਰ ਤੇ ਦਸਤਾਰ ਸੋਹਣੀ ਹੋਵੇ ਕਿਰਦਾਰ ਵੀ ਸੋਹਣਾ ਅਸਰ ਕਿਰਦਾਰ ਦਾ ਪੈਂਦਾ ਕਿਰਦਾਰ ਦਾ ਪ੍ਰਭਾਵ ਪਏਗਾ ਹੁਣ ਵੇਖੋ ਸਾਹਮਣੇ ਖੜਾ ਭਾਈ ਤਾਰੂ ਸਿੰਘ ਕਹਿੰਦੇ ਤੈਨੂੰ ਗ੍ਰਿਫਤਾਰ ਕਰਨ ਆਇਆ ਚੱਲ ਸਾਡੇ ਨਾਲ ਭਾਈ ਸਾਹਿਬ ਕਹਿੰਦੇ ਚੱਲੋ ਚੱਲਦੇ ਆ ਪਰ ਪਹਿਲਾਂ ਇਹ ਦੱਸੋ ਵੀ ਪ੍ਰਸ਼ਾਦਾ ਛਕਿਆ ਐਨੇ ਸਿਪਾਈ ਫਿਰਦੇ ਹੋ ਭੁੱਖੇ ਤੇ ਨਹੀਂ ਕਿਤੇ ਸਿੱਖ ਦਾ ਸੁਭਾਅ ਹੈ ਇਹ ਕਿਰਦਾਰ ਹੈ ਸਿੱਖ ਦਾ ਹਮਲੇ ਕਰਨ ਵਾਲੇ ਉੱਤੇ ਉਹਨਾਂ ਨੂੰ ਵੀ ਰੋਟੀ ਪਾਣੀ ਪ੍ਰਸ਼ਾਦਾ ਛਕਾਉਂਦੇ ਫਿਰਦੇ ਸਿੱਖ ਇਹਦੇ ਵੇਖਿਆ ਹੀ ਹੈ ਭਾਈ ਕਨਈਆ ਭਾਈ ਕਨਈਏ ਤੋਂ ਹੀ ਸਿੱਖਿਆ ਹੋਇਆ ਏ ਰੈੱਡ ਕਰਾਸ ਦੀਆਂ ਗੱਲਾਂ ਕਰਦੇ ਨੇ ਇਹ ਸਵਿਟਜ਼ਰਲੈਂਡ ਤੋਂ ਸ਼ੁਰੂ ਹੋਇਆ ਸਵਿਟਜ਼ਰਲੈਂਡ ਵਾਲੇ ਕਹਿੰਦੇ ਨੇ ਸਾਨੂੰ ਭਰੋਸਾ ਸਾਨੂੰ ਮਾਣ ਹੈ ਘੜੀਆਂ ਤੁਹਾਡੀਆਂ ਬਣਦੀਆਂ ਨੇ ਤੁਹਾਡਾ ਦੇਸ਼ ਸੋਹਣਾ ਬਹੁਤ ਹੈ ਕਹਿੰਦੇ ਨਾ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਰੈੱਡ ਕਰਾਸ ਹੈ ਸਾਡੇ ਵਿੱਚ ਜਿੱਥੇ ਕਿਤੇ ਆਫਤ ਆਏਗੀ ਸਭ ਤੋਂ ਪਹਿਲਾਂ ਸਾਡੇ ਲੋਕ ਪਹੁੰਚ ਜਾਣਗੇ ਪਰ ਉਹਨਾਂ ਨੂੰ ਕੌਣ ਦੱਸੇ ਇਹ ਤੁਸੀਂ ਸ਼ੁਰੂ ਨਹੀਂ ਕੀਤਾ ਇਹ ਗੁਰੂ ਗੋਬਿੰਦ ਸਿੰਘ ਨੇ ਸ਼ੁਰੂ ਕੀਤਾ ਸੀ ਜਿੱਦਣ ਮਲਮ ਤੇ ਪੱਟੀ ਫੜਾਤੀ ਸੀ ਕਨਈਆ ਤੈਨੂੰ ਸਾਰਿਆਂ 'ਚੋਂ ਰੱਬ ਦਿਸਦਾ ਹੈ ਕਹਿੰਦਾ ਹਾਂਜੀ ਸਾਰਿਆਂ 'ਚੋਂ ਰੱਬ ਦਿਸਦਾ ਹੈ ਤੇ ਮਹਾਰਾਜ ਨੇ ਕਿਹਾ ਸੀ ਜਿੱਥੇ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ ਹੈ ਉੱਥੇ ਉਹਨਾਂ ਤੇ ਮਲਮ ਪੱਟੀ ਵੀ ਕਰ ਦਿਆ ਇਹ ਉਦਣ ਦਾ ਸ਼ੁਰੂ ਹੋਇਆ ਹੈ ਸਾਨੂੰ ਪ੍ਰਚਾਰ ਨਹੀਂ ਆਇਆ ਸਾਨੂੰ ਤੇ ਆਪ ਨੂੰ ਨਹੀਂ ਪਤਾ ਅਸੀਂ ਕਿਸੇ ਨੂੰ ਕੀ ਦੱਸਾਂਗੇ ਸਾਨੂੰ ਤੇ ਆਪ ਨਹੀਂ ਪਤਾ ਹੁਣ ਵੇਖੋ ਮਹਾਰਾਜ ਨੇ ਭਾਈ ਤਾਰੂ ਸਿੰਘ ਪੁੱਛਦਾ ਹੈ ਪ੍ਰਸ਼ਾਦਾ ਛਕਿਆ ਉਹ ਹੁਣ ਭੁੱਖੇ ਤੇ ਸਾਰੇ ਹੀ ਸੀ ਉਹ ਚੁੱਪ ਜੇ ਕਰ ਗਏ ਉਹ ਕਹਿੰਦੇ ਲੈ ਜਿਓ ਮੈਨੂੰ ਨਾਲ ਪਿੰਡ ਵਾਲਿਓ ਪਹਿਲਾਂ ਇਹਨਾਂ ਨੂੰ ਪ੍ਰਸ਼ਾਦਾ ਛਕਾਈਏ ਸੇਵਾ ਕਰੋ ਇਹਨਾਂ ਪ੍ਰਸ਼ਾਦਾ ਛਕਾਓ ਆ ਕੋਟਕਪੂਰੇ ਜਦੋਂ ਗੋਲੀ ਚੱਲੀ ਸੀ ਨਾ ਅਸੀਂ ਸਾਰੇ ਹੀ ਉੱਥੇ ਹੀ ਸੀ ਉਹ ਸਾਰੇ ਪੁਲਿਸ ਵਾਲੇ ਜਿਨ੍ਹਾਂ ਨੇ ਸਵੇਰੇ ਸਾਡੇ ਤੇ ਗੋਲੀਆਂ ਤੇ ਲਾਠੀਆਂ ਚਲਾਈਆਂ ਸਾਰਿਆਂ ਨੂੰ ਰੋਟੀ ਅਸੀਂ ਉੱਥੇ ਖਵਾਦੇ ਲੰਗਰ 'ਚ ਪ੍ਰਸ਼ਾਦਾ ਛਕਦੇ ਸੀ ਉਹ ਸਾਡੇ ਕੋਲ ਸਾਰੀਆਂ ਰਿਕਾਰਡਿੰਗਾਂ ਨੇ ਵੀਡੀਓ ਆ ਸਾਡੇ ਬੰਦੇ ਵੀਡੀਓ ਬਣਾਉਣ ਵਾਲਿਆਂ ਕੋਲ ਸਾਰੀਆਂ ਰਿਕਾਰਡਿੰਗਾਂ ਨੇ ਇੱਕ ਇੱਕ ਮਿੰਟ ਦੀ ਰਿਕਾਰਡਿੰਗ ਹੈ ਇੱਕ ਇੱਕ ਮਿੰਟ ਦੀ ਸਭ ਨੂੰ ਪ੍ਰਸ਼ਾਦਾ ਉੱਥੇ ਛਕਾਉਂਦੇ ਸੀ ਹੈਰਾਨ ਇਸ ਵੱਲੋਂ ਹੋ ਗਏ ਵੀ ਜਿਹੜੇ ਰਾਤ ਵੇਲੇ ਸਾਡੇ ਕੋਲ ਬਹਿ ਕੇ ਰੋਟੀ ਖਾਂਦੇ ਸੀ ਸਵੇਰੇ ਉਹਨਾਂ ਨੇ ਵੇਖਿਆ ਹੀ ਨਹੀਂ ਅੰਨੇ ਹੋ ਕੇ ਕੁੱਟਿਆ ਇੱਕ ਨੇਤਰਹੀਣ ਬੰਦਾ ਵਿੱਚ ਗਿਆ ਹੋਇਆ ਸੀ ਨੇਤਰਹੀਣ ਨੂੰ ਉਹਨਾਂ ਨੇ ਫੜ ਕੇ ਉਹ ਕੁੱਟਿਆ ਤਰਸ ਨਹੀਂ ਕੀਤਾ ਵੀ ਅੰਨਾ ਹੈ ਬੰਦਾ ਬਜ਼ੁਰਗਾਂ ਨੂੰ ਅੰਦਰੋਂ ਕੱਢ ਕੱਢ ਕੇ ਕੁੱਟਿਆ ਕਿਸੇ ਤੇ ਤਰਸ ਨਹੀਂ ਕੀਤਾ ਸਿੱਖ ਦਾ ਕਿਰਦਾਰ ਹੈ ਸਾਡਾ ਫਰਜ਼ ਹੈ ਗੁਰੂ ਦਾ ਲੰਗਰ ਚੱਲਦਾ ਜਿਹੜਾ ਮਰਜੀ ਆ ਕੇ ਬਹਿ ਕੇ ਛਕ ਲਵੇ ਹੁਣ ਵੇਖਿਓ ਸਾਰੇ ਪਿੰਡ ਨੂੰ ਪਿੰਡ ਨੇ ਪ੍ਰਸ਼ਾਦਾ ਉਹਨਾਂ ਦੀ ਸੇਵਾ ਕੀਤੀ ਸ਼ਿਕਾਇਆ ਭਾਈ ਤਾਰੂ ਸਿੰਘ ਨੂੰ ਕਹਿੰਦੇ ਮਿਲ ਲੈ ਜਿੰਨੂੰ ਮਿਲਣਾ ਹੈ ਭਾਈ ਤਾਰੂ ਸਿੰਘ ਮਿਲਣ ਲੱਗਾ ਮਾਂ ਆਪਣੀ ਨੂੰ ਉਹਦੇ ਨਾਲ ਦੇ ਕਹਿੰਦੇ ਉਹ ਫੌਜਦਾਰ ਨੂੰ ਕਹਿੰਦੇ ਨੇ ਉਹ ਕਹਿੰਦੇ ਇਹਦਾ ਧਿਆਨ ਰੱਖਿਓ ਇਹਨੇ ਭੱਜ ਜਾਣਾ ਹੈ ਇਹਨੇ ਬੰਦੇ ਸੱਦ ਲੈਣੇ ਨੇ ਫੌਜਦਾਰ ਕਹਿੰਦਾ ਸਰਕਾਰ ਦਾ ਹੁਕਮ ਮੰਨ ਕੇ ਆਉਣਾ ਪਿਆ ਪਰ ਸਾਨੂੰ ਪਤਾ ਹੈ ਬੰਦਾ ਭੱਜਣ ਵਾਲਾ ਨਹੀਂ ਸਾਨੂੰ ਪਤਾ ਹੈ ਭਾਈ ਤਾਰੂ ਸਿੰਘ ਆਪਣੀ ਭੈਣ ਨੂੰ ਮਿਲਦਾ ਉਹਦੀ ਭੈਣ ਕਹਿਣ ਲੱਗੀ ਵੀਰਾ ਇਹ ਸੁਨੇਹਾ ਮਿਲੇ ਕਿ ਤੇਰਾ ਵੀਰ ਹੱਸ ਹੱਸ ਕੇ ਸ਼ਹੀਦੀ ਪ੍ਰਾਪਤ ਕਰ ਗਿਆ ਮੈਂ ਇਹ ਨਾ ਸੁਣਾ ਕਿ ਡੋਲ ਗਿਆ ਜਦੋਂ ਮਾਂ ਨੂੰ ਮਿਲਿਆ ਕਹਿੰਦੀ ਪੁੱਤ ਤੇਰਾ ਨਾਂ ਤਾਰੂ ਸਿੰਘ ਰੱਖਿਆ ਹੈ ਜ਼ੁਲਮ ਦੇ ਦਰਿਆ ਨੂੰ ਤੈਰ ਕੇ ਲੰਘ ਜੀ ਤਾਰੂ ਬਣ ਜੀ ਤਾਰੂ ਡੁੱਬ ਨਾ ਜਾਈ ਕਿਤੇ ਡੋਲ ਨਾ ਜਾਈ ਉਹ ਮਨ ਕਾਇਮ ਰੱਖੀ ਆਪਣਾ ਕਹਿਣ ਲੱਗਾ ਮਾਂ ਫਿਕਰ ਨਾ ਕਰ ਧੰਨ ਹੈ ਮਾਂ ਆਪਣੇ ਪੁੱਤ ਨੂੰ ਭਾਈ ਤਾਰੂ ਸਿੰਘ ਨੂੰ ਤਿਆਰ ਕਰਕੇ ਭੇਜਦੀ ਹੈ ਤੇ ਤਾਂ ਹੀ ਆਪਾਂ ਪੜਦੇ ਆ ਨਾ ਇਹੋ ਜੀਆਂ ਮਾਵਾ ਸਿਰ ਝੁਕਦਾ ਮਾਵਾ ਨੂੰ ਜਿੰਨਾ ਲਾਲ ਧਰਮ ਲਈ ਵਾਰ ਸਿਰ ਝੁਕਦਾ ਮਾਵਾ ਨੂੰ ਜਿੰਨਾ ਲਾਲ ਧਰਮ ਧੁੱਪ ਸਹਿਵਾ ਮਾਰੂ ਜਿਨਾ ਲਾਗ ਪਰਮ ਨਹੀਂ ਵਾਰੇ ਨਿਰ ਧੁੱਪ ਸਹਿਵਾ ਮਾਰੂ ਜਿਨਾ ਲਾਭ ਪਰਮ ਨਹੀਂ ਵਾਰੇ ਨਿਰ ਧੁੱਪ ਸਹਿਵਾ ਮਾਰੂ ਵੜ ਜਿਨਾ ਲਾਭ ਪਰਮ ਨਹੀਂ ਸਿਰ ਝੁਕਦਾ ਮਾਵਾਂ ਨੂੰ ਜੀ ਸਿਰ ਝੁਕਦਾ ਮਾਵਾਂ ਨੂੰ ਜਿੱਦਾਂ ਲਾਲ ਕਰਮ ਲਈ ਆਉਂਦੇ ਸਿਰ ਝੁਕਦਾ ਮਾਵਾਂ ਨੂੰ ਜਿੱਦਾਂ ਲਾਲ ਕਰਮ ਲਈ ਆਉਂਦੇ ਸਿਰ ਝੁਕਦਾ ਮਾਵਾਂ ਜਿੱਦਾਂ ਲਾਲ ਕਰਮ ਲਈ ਆਉਂਦੇ ਸਿਰ ਝੁਕਦਾ ਸਿਰ ਨੂੰ ਸਿਰ ਝੁਕਦਾ ਨੂੰ ਲੱਗੇ ਭਾਈ ਤਾਰੂ ਸਿੰਘ ਮਾਂ ਨੂੰ ਮਿਲੇ ਮਾਂ ਕਹਿੰਦੀ ਪੁੱਤ ਤਾਰੂ ਬਣ ਕੇ ਵਿਖਾਈ ਤਾਰੂ ਡੁੱਬ ਨਾ ਜਾਈ ਕਿਤੇ ਮਾਂ ਫਿਕਰ ਨਾ ਕਰ ਭਾਈ ਤਾਰੂ ਸਿੰਘ ਜੀ ਤੁਰਦੇ ਨੇ ਗੱਡਿਆਂ ਤੇ ਬਿਠਾ ਕੇ ਲੈ ਗਏ ਕਚਹਿਰੀ ਲੱਗੀ ਐਦਾਂ ਸਾਹਮਣੇ ਜ਼ਕਰੀਆ ਖਾਨ ਦੇ ਜਦੋਂ ਜਾਂਦਾ ਹੈ ਭਾਈ ਤਾਰੂ ਸਿੰਘ ਨੂੰ ਸਾਹਮਣੇ ਖਿਲਾਰ ਕੇ ਕਹਿੰਦਾ ਹੈ ਓਏ ਤਾਰੂ ਸਿੰਘ ਤੇਰਾ ਸਾਰਾ ਹੀ ਪਤਾ ਲੱਗ ਗਿਆ ਸਾਰਾ ਹੀ ਫੌਜ ਤੂੰ ਪੱਟੀ ਵਿੱਚ ਜੋ ਕੀਤਾ ਉਹਦਾ ਵੀ ਪਤਾ ਲੱਗ ਗਿਆ ਤੂੰ ਲੁਕੋ ਨਹੀਂ ਸਕਦਾ ਤੇ ਭਾਈ ਤਾਰੂ ਸਿੰਘ ਜੀ ਆਖਣ ਲੱਗੇ ਉਹ ਕਹਿੰਦਾ ਮੇਰੇ ਕੋਲ ਸਾਰੇ ਗਵਾਹ ਨੇ ਭਾਈ ਤਾਰੂ ਸਿੰਘ ਕਹਿੰਦਾ ਗਵਾਹਾਂ ਦੀ ਲੋੜ ਝੂਠਿਆਂ ਨੂੰ ਪੈਂਦੀ ਹੈ ਸਾਨੂੰ ਕੋਈ ਲੋੜ ਨਹੀਂ ਤੂੰ ਮੈਨੂੰ ਜੋ ਜੋ ਪੁੱਛਣਾ ਹੈ ਪੁੱਛ ਮੈਂ ਦੱਸਾਂਗਾ ਕਹਿੰਦੇ ਪੱਟੀ ਵਾਲਾ ਕਾਰਨਾਮਾ ਤੂੰ ਕੀਤਾ ਹੈ ਕਹਿੰਦਾ ਮੈਂ ਕੀਤਾ ਹੈ ਤੇਰੀ ਬਾੜੀ ਦੇ ਖੇਤ ਨੂੰ ਖਾਣ ਲੱਗ ਜਾਵੇ ਤੇ ਬਾੜ ਦਾ ਰਾਖਾ ਕੌਣ ਹੈ ਉਹ ਅਸੀਂ ਕੀਤਾ ਹੈ ਤੈਨੂੰ ਡਰ ਨਹੀਂ ਲੱਗਦਾ ਕਹਿੰਦੇ ਇਹੋ ਜੇ ਕੰਮ ਕਰਨ ਨੂੰ ਕਰਨ ਨਾਲ ਖਾਲਸੇ ਨੂੰ ਫਕਰ ਮਹਿਸੂਸ ਹੁੰਦਾ ਹੈ ਤੂੰ ਅੱਜ ਛੱਡ ਦੇ ਤੇਰਾ ਕੋਈ ਬੰਦਾ ਮੁੜ ਕੇ ਇਦਾਂ ਦੇ ਕੰਮ ਕਰੇਗਾ ਫਿਰ ਵੀ ਇਦਾਂ ਹੀ ਕਰਾਂਗੇ ਹੈਰਾਨ ਹੋ ਗਿਆ ਭਾਈ ਤਾਰੂ ਸਿੰਘ ਨੂੰ ਕਹਿੰਦੇ ਤੈਨੂੰ ਡਰ ਨਹੀਂ ਲੱਗਦਾ ਕਹਿੰਦੇ ਡਰ ਤੇ ਜਿੱਦਣ ਤੂੰ ਅੰਮ੍ਰਿਤ ਦੀ ਦਾਤ ਲਈ ਹੈ ਪਤਾ ਨਹੀਂ ਕੀ ਬਾਟੇ 'ਚ ਘੋਲ ਕੇ ਪਲਾ ਗਿਆ ਪਤਾ ਨਹੀਂ ਕੀ ਬਾਟੇ 'ਚ ਪਲਾਇਆ ਘੋਲ ਕੇ ਦੱਸ ਵੀ ਨਾ ਸਕੇ ਅਸੀਂ ਮੂੰਹੋਂ ਬੋਲ ਕੇ ਕੋਈ ਵੀ ਨਾ ਉਸ ਦੇ ਸਮਾਨ ਤੁੱਲਿਆ ਅੱਖੀਆਂ 'ਚ ਦੇਖਿਆ ਜਹਾਂ ਪਤਾ ਨਹੀਂ ਕੀ ਬਾਟੇ 'ਚ ਭੋਲ ਕੇ ਭਲਾਵਿਆ ਪਤਾ ਨਹੀਂ ਕੀ ਮਰਦੇ ਭੋਲ ਕੇ ਪਲਾ ਗਿਆ ਪਤਾ ਨਹੀਂ ਕੀ ਮਰਦੇ ਭੋਲ ਕੇ ਪਲਾ ਗਿਆ ਪਤਾ ਨਹੀਂ ਕੀ ਮਰਦੇ ਭੋਲ ਕੇ ਸਾਰਾ ਜਾਤ ਪਾ ਗਿਆ ਹੋਈ ਹੋਈ ਹੈ ਦਿਲ ਦੁਬਾਰਾ ਜਾਤ ਦੁਬਾਰਾ ਜਾਨ ਪਾ ਗਿਆ ਨਹੀਂ ਵੀ ਬਾਟੇ ਭੁੱਲ ਕੇ ਭੁਲਾ ਗਿਆ ਪਤਾ ਨਹੀਂ ਕੀ ਬਾਟੇ ਭੁੱਲ ਕੇ ਭੁਲਾ ਗਿਆ ਪਤਾ ਨਹੀਂ ਕੀ ਬਾਟੇ ਭੁੱਲ ਕੇ ਭੁਲਾ ਗਿਆ ਪਤਾ ਨਹੀਂ ਕੀ ਬਾਟੇ ਭੁੱਲ ਕੇ ਭੁਲਾ ਗਿਆ ਪਤਾ ਨਹੀਂ ਕੀ ਬਾਤੇ ਨੂੰ ਕੋਣ ਕੇ ਮਿਲਾ ਗਿਆ ਪਤਾ ਨਹੀਂ ਕੀ ਬਾਟੇ ਨੂੰ ਕੋਣ ਕੇ ਮਿਲਾ ਗਿਆ ਪਤਾ ਨਹੀਂ ਕੀ ਬਾਟੇ ਚ ਫਲਾਇਆ ਕੋਲ ਕੇ ਦੱਸ ਵੀ ਨਾ ਸਕੇ ਸਕੇ ਅਸੀਂ ਮੂੰਹੋਂ ਬੋਲ ਕੇ ਕੋਈ ਵੀ ਨਾ ਉਸ ਦੇ ਸਮਾਨ ਤੁੱਲਿਆ ਅੱਖੀਆਂ 'ਚ ਦੇਖਿਆ ਜਹਾਨ ਤੋਂ ਇਹ ਅਮਰ ਦੀ ਦਾਤ ਪ੍ਰਾਪਤ ਕੀਤੀ ਹੋਈ ਹੈ ਕਿਹਦੇ ਨਾਲ ਪਿਆਰ ਤੇਰਾ ਦਸੀ ਦਸ਼ਮੇਸ਼ ਪਿਤਾ ਆਏ ਕਿ ਫਕੀਰ ਇੱਕ ਅਰਜ ਗੁਜ਼ਾਰਦਾ ਇੱਕ ਫਕੀਰ ਨੇ ਗੁਰੂ ਅਰਜ ਗੁਰੂ ਗੋਬਿੰਦ ਸਿੰਘ ਨੂੰ ਪੁੱਛਿਆ ਤੁਹਾਡਾ ਪਿਆਰ ਕਿਹਦੇ ਨਾਲ ਹੈ ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾ ਨਾ ਪੁੱਤਾਂ ਨਾਲ ਪਿਆਰ ਹੁੰਦਾ ਜੰਗ 'ਚ ਨਾ ਵਾਰਦਾ ਮਾਇਆ ਨਾਲ ਪਿਆਰ ਹੁੰਦਾ ਨਦੀਆਂ 'ਚ ਰੋੜਦਾ ਨਾ ਪੁਰੀ ਨਾਲ ਪਿਆਰ ਹੁੰਦਾ ਆਨੰਦ ਨਾ ਵਸਾਰਦਾ ਜੇ ਘਰ ਨਾਲ ਪਿਆਰ ਕਰਦੇ ਆਨੰਦਪੁਰ ਨਾ ਛੱਡਦੇ ਅੱਗੋਂ ਹੱਸ ਬੋਲੇ ਸ਼੍ਰੀ ਦਸ਼ਮੇਸ਼ ਪਿਤਾ ਅੰਮ੍ਰਿਤ ਪਿਆਰਾ ਮੈਨੂੰ ਖੰਡੇ ਵਾਲੇ ਮੈਨੂੰ ਅੰਮ੍ਰਿਤ ਪਿਆਰਾ ਲੱਗਦਾ ਹੈ ਜਿਹੜਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਪੂਰੀ ਰਹਿਤ ਵਿੱਚ ਰਹਿੰਦਾ ਹੈ ਉਹ ਅੰਮ੍ਰਿਤ ਧਾਰੀ ਸਿੱਖ ਪਿਆਰਾ ਲੱਗਦਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਜਿਹੜਾ ਰਹਿਤ ਰੱਖਦਾ ਹੈ ਜਿਹੜਾ ਮਰਿਆਦਾ ਵਿੱਚ ਚੱਲਦਾ ਤੇ ਉਸ ਵੇਲੇ ਹੁਣ ਭਾਈ ਤਾਰੂ ਸਿੰਘ ਇਦਾਂ ਸਾਹਮਣੇ ਖੜਾ ਹੈ ਗੱਲਬਾਤ ਚੱਲਦੀ ਏ ਬਹੁਤ ਸਮਝਾਇਆ ਬਹੁਤ ਡਰਾਇਆ ਬੜੇ ਲਾਲਚ ਦਿੱਤੇ ਭਾਈ ਤਾਰੂ ਸਿੰਘ ਜੀ ਨਹੀਂ ਮੰਨੇ ਆਖਰਕਾਰ ਇਥੋਂ ਤੱਕ ਵੀ ਜੋ ਮੰਗੇਗਾ ਤੈਨੂੰ ਦੇ ਦੇਾਂਗਾ ਸਿੱਖੀ ਛੱਡ ਦੇ ਭਾਈ ਤਾਰੂ ਸਿੰਘ ਇਸਲਾਮ ਕਬੂਲ ਲੈ ਭਾਈ ਤਾਰੂ ਸਿੰਘ ਕਹਿੰਦੇ ਧਰਮ ਇੱਕ ਸਿਧਾਂਤ ਹੈ ਜਿਹੜਾ ਬਦਲਿਆ ਜਾ ਸਕਦਾ ਧਰਮ ਇੱਕ ਸਿਧਾਂਤ ਹੈ ਜਿਹੜਾ ਬਦਲਿਆ ਜਾ ਸਕਦਾ ਹੈ ਉਹ ਜ਼ਕਰੀਆ ਸਿੱਖੀ ਸਾਡੀ ਜਾਨ ਹੈ ਜਾਨ ਨਹੀਂ ਬਦਲੀ ਜਾ ਸਕਦੀ ਕਾਲ ਸਿੱਖੀ ਸਾਡੀ ਜਾਨ ਹੈ ਜਾਨ ਨਹੀਂ ਬਦਲੀ ਜਾ ਸਕਦੀ ਤੇ ਫਿਰ ਵੇਖੋ ਜਦੋਂ ਨਾ ਹੀ ਮੰਨਿਆ ਤੇ ਤਾਰੂ ਸਿੰਘ ਨੂੰ ਚਰਖੜੀ ਤੇ ਚਾੜਨ ਦਾ ਆ ਇਤਿਹਾਸਕਾਰ ਬਹੁਤ ਘੱਟ ਲਿਖਿਆ ਪਰ ਚਰਖੜੀ ਤੇ ਪਹਿਲੇ ਦਿਨ ਚਾੜਿਆ ਗਿਆ ਸੀ ਵੱਡੇ ਵੱਡੇ ਸੂਏ ਉਹਦੇ ਵਿੱਚ ਧਸ ਗਏ ਸਰੀਰ ਦੇ ਬੇਹੋਸ਼ ਹੋ ਗਿਆ ਕਹਿੰਦੇ ਮਰ ਗਿਆ ਚੁੱਕ ਕੇ ਲੈ ਜਾਓ ਕਮਾਲ ਦੀ ਗੱਲ ਇਹ ਹੋਈ ਜਦੋਂ ਸਵੇਰੇ ਜਾ ਕੇ ਸਿਪਾਹੀਆਂ ਨੇ ਵੇਖਿਆ ਚੌਂਕੜਾ ਮਾਰ ਕੇ ਉੱਠ ਕੇ ਬੈਠਾ ਹੈ ਹੈਰਾਨ ਇਸ ਵੱਲੋਂ ਹੋ ਗਏ ਵੀ ਬਚ ਗਿਆ ਚਰਖੜੀ ਤੇ ਚਾੜਿਆ ਵੱਡੇ ਵੱਡੇ ਸੂਏ ਦੇ ਸਰੀਰ ਤੇ ਧਸ ਕੇ ਫੇਰ ਵੀ ਬਚ ਗਿਆ ਕਿਉਂਕਿ ਪਰਖ ਬੜੀ ਵੱਡੀ ਹੋਣੀ ਹੈ ਜੀ ਇੱਕ ਗੱਲ ਹੋਰ ਸੁਣੋ ਭਾਈ ਮੰਨੀ ਸਿੰਘ ਤੋਂ ਭਾਈ ਤਾਰੂ ਸਿੰਘ ਨੇ ਅੰਮ੍ਰਿਤ ਛਕਿਆ ਸੀ ਪੰਜ ਪਿਆਰਿਆਂ ਵਿੱਚ ਭਾਈ ਮੰਨੀ ਸਿੰਘ ਲੱਗੇ ਸੀ ਤੇ ਜਿੱਦਣ ਭਾਈ ਮੰਨੀ ਸਿੰਘ ਦਾ ਬੰਦ-ਬੰਦ ਕੱਟਿਆ ਗਿਆ ਭਾਈ ਤਾਰੂ ਸਿੰਘ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੈਨੂੰ ਪਤਾ ਲੱਗਿਆ ਵੀ ਭਾਈ ਮੰਨੀ ਸਿੰਘ ਦਾ ਬੰਦ-ਬੰਦ ਕੱਟਿਆ ਗਿਆ ਕਹਿੰਦੇ ਕਿੱਡੀ ਵੱਖਰੀ ਜੀ ਗੱਲ ਹੈ ਵੱਖਰੀ ਜੀ ਗੱਲ ਹੈ ਬੰਦ-ਬੰਦ ਕੱਟਣਾ ਹੇ ਮੇਰਿਆ ਮਾਲਕਾ ਜਿੱਦਣ ਮੇਰਾ ਵੇਲਾ ਆਵੇ ਮੇਰਾ ਸਮਾਂ ਆਵੇ ਉਦਣ ਵੀ ਗੱਲ ਕੁਝ ਵੱਖਰੀ ਜੀ ਹੋਵੇ ਆਖੋ ਸਤਨਾਮ ਇਹ ਅਰਦਾਸ ਭਾਈ ਤਾਰੂ ਸਿੰਘ ਕਰਦਾ ਵੀ ਵੱਖਰੀ ਜੀ ਗੱਲ ਹੋਵੇ ਜਿੱਦਣ ਮੇਰਾ ਸਮਾਂ ਆਵੇ ਭਾਈ ਤਾਰੂ ਸਿੰਘ ਜਿੱਦਣ ਸਵੇਰੇ ਉੱਠ ਕੇ ਬੈਠਾ ਚੌਂਕੜਾ ਮਾਰ ਕੇ ਸਿਪਾਹੀਆਂ ਨੇ ਆ ਕੇ ਦੱਸਿਆ ਕਹਿੰਦੇ ਜੀ ਉਹ ਤੇ ਚੰਗਾ ਭਲਾ ਹੈ ਫੇਰ ਫੜ ਕੇ ਲਿਆਂਦਾ ਫੜ ਕੇ ਲੈ ਆਏ ਉਹ ਕਹਿੰਦੇ ਛੱਡ ਦੇ ਸਿੱਖੀ ਸਵਾਦ ਆਇਆ ਚਰਖੜੀ ਤੇ ਚੰਨ ਦਾ ਜਕਰੀਆ ਪੁੱਛਦਾ ਭਾਈ ਤਾਰੂ ਸਿੰਘ ਕਹਿਣ ਲੱਗੇ ਮੱਖੀਆਂ ਨੂੰ ਕੀ ਪਤਾ ਹੈ ਸ਼ਮਾ ਤੇ ਸੜਨ ਦਾ ਕੀ ਆਨੰਦ ਹੈ ਤੇ ਪਤੰਗਿਆਂ ਨੂੰ ਹੀ ਪਤਾ ਹੁੰਦਾ ਹੈ ਤੇਰੇ ਵਰਗੀਆਂ ਮੱਖੀਆਂ ਨੂੰ ਕੀ ਪਤਾ ਹੈ ਇਹ ਤੇ ਸ਼ਹੀਦ ਨੂੰ ਪਤਾ ਹੈ ਜਦੋਂ ਆਪਾ ਕੁਰਬਾਨ ਕਰਦਾ ਹੈ ਕਿੰਨਾ ਕੁ ਸਵਾਦ ਆਉਂਦਾ ਹੈ ਸੱਚ ਪਿੱਛੇ ਮਰਨ ਦਾ ਗੁਰੂ ਲਈ ਮਰਨ ਦਾ ਭਾਈ ਤਾਰੂ ਸਿੰਘ ਨੂੰ ਆਖਿਆ ਸਿੱਖੀ ਛੱਡ ਦੇ ਕਹਿੰਦਾ ਮੈਂ ਸਿੱਖੀ ਕੇਸਾਂ ਤੇ ਸਵਾਸਾਂ ਸੰਗ ਨਿਭਾਵਾਂਗਾ ਉਹ ਕਹਿੰਦੇ ਤੇਰੇ ਕੇਸ ਮੈਂ ਜੁੱਤੀਆਂ ਮਾਰ-ਮਾਰ ਕੇ ਲਾ ਦੇਣੇ ਨੇ ਭਾਈ ਤਾਰੂ ਸਿੰਘ ਨੂੰ ਐਦਾਂ ਕਹਿਤਾ ਤੇਰੇ ਸਿਰ ਦੇ ਵਾਲ ਮੈਂ ਜੁੱਤੀਆਂ ਮਾਰ-ਮਾਰ ਕੇ ਲਾ ਦੇਣੇ ਨੇ ਇੱਕਦਮ ਰੋਬ ਵਿੱਚ ਆ ਗਏ ਭਾਈ ਤਾਰੂ ਸਿੰਘ ਕਹਿੰਦੇ ਓਏ ਚੁੱਪ ਕਰ ਜਾ ਸਿੱਖ ਕੇਸਾਂ ਸਵਾਸਾਂ ਸੰਗ ਨਿਭਾਵੇਗਾ ਹੋ ਸਕਦਾ ਉਹ ਜੁੱਤੀਆਂ ਤੈਨੂੰ ਹੀ ਖਾਣੀਆਂ ਪੈਣ ਤਬ ਤਾਰੂ ਸਿੰਘ ਇਮ ਕਹਿਓ ਵਹਿ ਜੂਤ ਤੁਮਾਰੇ ਪਾਹੇ ਸੋ ਜੋ ਸਿੰਘ ਪੂਰੇ ਸਤਿਗੁਰੂ ਸੋ ਸਿਰ ਕੇਸ ਨਿਭਾਏ ਨਿਭਾਏ ਕਹਿੰਦੇ ਜਿਹੜਾ ਪੱਕਾ ਸਿੰਘ ਹੈ ਕੇਸਾਂ ਸਣੇ ਸਿੱਖੀ ਨਿਭਾ ਜਾਏਗਾ ਹੋ ਸਕਦਾ ਸੂਬਿਆ ਜੁੱਤੀਆਂ ਤੈਨੂੰ ਖਾਣੀਆਂ ਪੈ ਜਾਣ ਹੁਣ ਥੋੜਾ ਜਿਹਾ ਇਤਿਹਾਸ ਅੱਗੇ ਹੋ ਰਿਹਾ ਭਾਈ ਤਾਰੂ ਸਿੰਘ ਨੂੰ ਫਿਰ ਜਦੋਂ ਇੰਨੀ ਗੱਲ ਕਹਿਤੀ ਕਹਿੰਦਾ ਇਦਾਂ ਕਰੋ ਇਹਦੇ ਕੇਸ ਲਾ ਦਿਓ ਕੇਸ ਲਾ ਦਿਓ ਜਿਹੜੇ ਜਲਾਦ ਕੇਸ ਲਾਉਣ ਵਾਸਤੇ ਆਏ ਪਹਿਲਾ ਬੰਦਾ ਨੇੜੇ ਆਇਆ ਭਾਈ ਤਾਰੂ ਸਿੰਘ ਦੇ ਚਿਹਰੇ ਵੱਲ ਵੇਖ ਕੇ ਉਹਦੀ ਹਿੰਮਤ ਨਹੀਂ ਪਈ ਚਿਹਰਾ ਵੇਖ ਕੇ ਪਿੱਛੇ ਮੁੜ ਗਿਆ ਰੋ ਵੇਨਾ ਤੇ ਦੂਜਾ ਬੰਦਾ ਨੇੜੇ ਆਇਆ ਕਿ ਸਾਨੂੰ ਕੰਗੀ ਵਾਹਿਗੁਰੂ ਕੈਂਚੀ ਲਾਈ ਜ਼ੋਰ ਨਾਲ ਕੱਟਦਾ ਇਹ ਅਰਦਾਸ ਕਰਦਾ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਿਓ ਲੋਹੇ ਵਰਗਾ ਮਨ ਮਜ਼ਬੂਤ ਹੋਵੇ ਤੇ ਕੇਸ ਵੀ ਲੋਹੇ ਦੀਆਂ ਤਾਰਾਂ ਹੋ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਖੇਡ ਵਰਤਦੀ ਏ ਮਨ ਮਜ਼ਬੂਤ ਹੋਵੇ ਏਡਾ ਸਾਡੇ ਵਾਸਤੇ ਨਹੀਂ ਪਰ ਮਨ ਮਜ਼ਬੂਤ ਹੋਵੇ ਮਨ ਸਾਡਾ ਕਾਇਮ ਹੋਵੇ ਐਸੀ ਖੇਡ ਵੀ ਵਰਤਦੀ ਐ ਵੀ ਕੇਸ ਉਹਦੇ ਕੱਟੇ ਨਹੀਂ ਗਏ ਕੱਟਦੇ ਰਹੇ ਕੱਟੇ ਨਹੀਂ ਗਏ ਉਹ ਇੰਨਾ ਮਨ ਕਾਇਮ ਕਰਕੇ ਇੰਨਾ ਮਨ ਮਜ਼ਬੂਤ ਕਰਕੇ ਬੈਠਾ ਹੈ ਉਹਨਾਂ ਨੇ ਆ ਕੇ ਦੱਸਿਆ ਕਹਿੰਦੇ ਕੇਸ ਨਹੀਂ ਕੱਟੇ ਜਾਂਦੇ ਉਹ ਤੇ ਕੁਝ ਬੰਦੇ ਤੇ ਡਰਦੇ ਨੇ ਨੇੜੇ ਹੀ ਨਹੀਂ ਜਾਂਦੇ ਫਿਰ ਉਦੋਂ ਜਲਾ ਉਹਨੂੰ ਜਗਰੀਏ ਨੇ ਕਹਿ ਦਿੱਤਾ ਕਹਿੰਦਾ ਇਦਾਂ ਕਰੋ ਸਣੇ ਕੇਸਾਂ ਦੇ ਖੋਪਰੀ ਨੂੰ ਲਾ ਦਿਓ ਭਾਈ ਤਾਰੂ ਸਿੰਘ ਨੂੰ ਅੱਜ ਸਵੇਰੇ ਸਵੇਰੇ ਸੁਨੇਹਾ ਮਿਲ ਗਿਆ ਕਹਿੰਦੇ ਮੰਨ ਜਾ ਨਹੀਂ ਤੇ ਤੇਰੀ ਖੋਪਰੀ ਲਾ ਦੇਣਗੇ ਭਾਈ ਤਾਰੂ ਸਿੰਘ ਜੀ ਆਖਣ ਲੱਗੇ ਮੈਂ ਕਹਿੰਦਾ ਸੀ ਸੱਚੇ ਪਾਤਸ਼ਾਹ ਵੱਖਰੀ ਜੀ ਜੀ ਗੱਲ ਹੋਵੇ ਜਦੋਂ ਜਾਈਏ ਵੇਖੋ ਮਿਲ ਗਈ ਅੱਜ ਆਪਾਂ ਅਰਦਾਸ ਕਰਨੇ ਆ ਨਾ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਉਹ ਕੌਣ ਹੈ ਭਾਈ ਮਨੀ ਸਿੰਘ ਉਹਨੇ ਵੀ ਅਰਦਾਸ ਕਰਦੇ ਵੱਖਰੀ ਜੀ ਗੱਲ ਹੋਵੇ ਬੰਦ ਬੰਦ ਕਟਾਏ ਦੂਜੇ ਨੰਬਰ ਤੇ ਖੋਪਰੀਆਂ ਲੋਹਾਈ ਤਾਰੂ ਸਿੰਘ ਨੂੰ ਵੀ ਯਾਦ ਕਰਦੇ ਆ ਆਪਾਂ ਰੋਜ਼ ਵੱਖਰੀ ਗੱਲ ਐ ਜਦੋਂ ਕਹਿੰਦੇ ਤੇਰੀ ਖੋਪਰੀ ਲਾ ਦੇਣਗੇ ਖੁਸ਼ ਹੋ ਗਿਆ ਕਹਿੰਦਾ ਲੈ ਆ ਵੱਖਰਾ ਜਾ ਮੈਂ ਕਹਿੰਦਾ ਸੀ ਵੀ ਜਾਣਾ ਤੇ ਹੈ ਹੀ ਐ ਵੀ ਕੁਝ ਵੱਖਰਾ ਜਾ ਵੱਖਰਾ ਹੋਵੇ ਕਿਆ ਜਾਣਨਾ ਕਿਵੇਂ ਮਰਹਾਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨ ਨਾ ਵਿਸਰੇ ਸਹਿਲਾ ਮਰਨਾ ਉਸ ਵੇਲੇ ਫਿਰ ਭਾਈ ਤਾਰੂ ਸਿੰਘ ਇਦਾਂ ਕਚਹਿਰੀ ਚ ਆਉਂਦੇ ਆ ਜ਼ਕਰੀਆ ਕਹਿਣ ਲੱਗਾ ਅਜੇ ਵੀ ਮੌਕਾ ਹੈ ਕਹਿੰਦਾ ਨਹੀਂ ਤੂੰ ਕਰ ਲੈ ਜੋ ਕਰਨਾ ਤਾਰੂ ਸਿੰਘ ਨੂੰ ਲੱਗੇ ਫੜਨ ਕੇਸ ਰੱਸਾ ਪਾ ਕੇ ਕੇਸਾਂ ਨੂੰ ਬੰਨਣ ਲੱਗੇ ਭਾਈ ਤਾਰੂ ਸਿੰਘ ਕਹਿੰਦਾ ਆ ਕੀ ਕਰਨ ਲੱਗੇ ਹੋ ਕਹਿੰਦੇ ਤੈਨੂੰ ਦਰਦ ਹੋਏਗਾ ਕਿ ਫੋਪੜੀ ਲਾਉਣੀ ਆ ਕਿਤੇ ਛੋਟੀ ਦੀ ਗੱਲ ਹੈ ਭਾਈ ਤਾਰੂ ਸਿੰਘ ਕਹਿੰਦਾ ਓਏ ਜਲਾਦਾ ਗੁਰੂ ਦਾ ਸਿੱਖਾਂ ਬਾਦੇ ਜਿੱਥੇ ਭਾਉਣਾ ਹੈ ਜਿਵੇਂ ਤੈਨੂੰ ਠੀਕ ਲੱਗਦਾ ਓਵੇਂ ਇੱਕ ਵਾਰੀ ਬਿਠਾ ਦੇ ਹਿੱਲ ਗਿਆ ਤਾਂ ਕਹਿਦੀ ਰੱਸਾ ਬੰਨਣ ਦੀ ਲੋੜ ਨਹੀਂ ਇੱਕ ਵਾਰੀ ਬਿਠਾਓ ਕਿਵੇਂ ਪਾਉਣਾ ਐਦਾਂ ਦੇ ਸਹੀ ਤੇ ਫਿਰ ਜਿਵੇਂ ਆ ਚਿੱਤਰਕਾਰ ਜਿਹੜੇ ਨੇ ਫੋਟੋ ਬਣਾਉਂਦੇ ਨੇ ਭਾਈ ਤਾਰੂ ਸਿੰਘ ਦੀ ਸ਼ਹੀਦ ਭਾਈ ਤਾਰੂ ਸਿੰਘ ਇਤਿਹਾਸ ਵਿੱਚ ਇਦਾਂ ਹੀ ਲਿਖਿਆ ਹੈ ਕਹਿੰਦੇ ਜਿਹੜਾ ਸੱਜਾ ਹੱਥ ਹੈ ਇਹਨੂੰ ਪਿੱਛੇ ਢਾਸਣਾ ਲਾ ਲਿਆ ਸੱਜੀ ਲੱਤ ਸਿੱਧੀ ਕਰ ਲਈ ਸੱਜੀ ਲੱਤ ਐਦਾਂ ਕਰ ਲਈ ਜਿਵੇਂ ਚੌਂਕੜਾ ਮਾਰਿਆ ਹੁੰਦਾ ਸੱਜੀ ਲੱਤ ਚੌਂਕੜਾ ਮਾਰਿਆ ਹੁੰਦਾ ਐਦਾਂ ਕਰ ਲਈ ਸੱਜਾ ਹੱਥ ਪਿੱਛੇ ਨੂੰ ਰੱਖ ਲਿਆ ਤਲੀ ਥੱਲੇ ਨੂੰ ਕਰਕੇ ਹੱਥ ਪਿੱਛੇ ਨੂੰ ਰੱਖ ਲਿਆ ਖੱਬੀ ਲੱਤ ਸਿੱਧੀ ਕਰਕੇ ਤੇ ਖੱਬੀ ਲੱਤ ਖੱਬਾ ਹੱਥ ਗੋਡੇ ਤੇ ਰੱਖ ਲਿਆ ਖੱਬੀ ਲੱਤ ਸਿੱਧੀ ਸੱਜੀ ਲੱਤ ਇਦਾਂ ਜਿਵੇਂ ਚੌਂਕੜਾ ਮਾਰਿਆ ਹੁੰਦਾ ਹੈ ਖੱਬਾ ਹੱਥ ਪਿਛਲੇ ਪਾਸੇ ਢਾ ਢਾਸਣਾ ਜਾ ਲਾ ਲਿਆ ਤੇ ਸੱਜਾ ਹੱਥ ਸੱਜੇ ਗੋਡੇ ਤੇ ਸੱਜੀ ਲੱਤ ਸਿੱਧੀ ਗੋਡੇ ਤੇ ਹੱਥ ਐਦਾਂ ਬੈ ਕਹਿੰਦੇ ਲੈ ਭਾਈ ਹੁਣ ਕਰ ਕੰਮ ਸ਼ੁਰੂ ਇਹਨੇ ਜਪਜੀ ਸਾਹਿਬ ਸ਼ੁਰੂ ਕਰ ਲਿਆ ਇਤਿਹਾਸ ਪੜ ਕੇ ਵੇਖ ਲੋ ਭਾਈ ਮਨੀ ਸਿੰਘ ਬੰਦ-ਬੰਦ ਕੱਟਣ ਲੱਗੇ ਤਾਂ ਜਪਜੀ ਸਾਹਿਬ ਪੜਦਾ ਤਾਰੂ ਸਿੰਘ ਖੋਪਰ ਲਾਉਣ ਲੱਗੇ ਤਾਂ ਜਪਜੀ ਸਾਹਿਬ ਪੜਦਾ ਕਹਿੰਦੇ ਕਰ ਕੰਮ ਸ਼ੁਰੂ ਆਪਣਾ ਭਾਵੇਂ ਚਾਲਮ ਬੰਦ ਬੰਦ-ਬੰਦ ਭਾਵੇਂ ਜਾਲ ਬੰਦ ਬੰਦ ਕੱਟ ਦੇ ਭਾਵੇਂ ਜਾਲ ਬੰਦ ਬੰਦ ਕੱਟ ਦੇ ਸਿੰਘਾ ਪਾਠ ਨਾ ਛੱਡਿਆ ਜਪਦੀ ਰਹੋ ਬਾਤ ਨਾ ਛੱਡਿਆ ਜਗ ਜੀਆ ਚਾਰ ਬੰਦ ਬੰਦ ਤੱਕ ਤੇ ਬਾਤ ਨਾ ਛੱਡਿਆ ਜਗ ਜੀਆ ਨਾ ਨਾ ਛੱਡਿਆ ਜਗ ਹਟੋ ਪੜੋ ਪੜੋ ਸਾਰੇ ਆਵ ਜਲ ਪਤ ਜਾਤ ਪਤ ਪਤ ਚੱਲਦੇ ਸਿੰਘਾ ਪਾਠ ਨਾ ਛੱਡਿਆ ਪਾਠ ਨਾ ਛੱਡਿਆ ਜਪਜੀ ਦਾ ਜਾਤ ਪਤ ਪਤ ਚੱਲਦੇ ਪਾਠ ਨਾ ਛੱਡਿਆ ਜਪਜੀ ਦਾ ਸਿੰਘਾ ਪਾਠ ਫੜੋ ਸਾਰੇ ਜੀ ਦਾ ਬੋਲੋ ਬੋਲੋ ਤਨ ਸਿੱਖੀ ਬਜਾ ਤਨ ਸਿੱਖੀ ਬਜਾ ਵਾਲੇ ਦੀ ਤਨ ਸਿੱਖੀ ਬਜਾ ਵਾਲੇ ਤਨ ਸਿੱਖੀ ਬਜਾ ਵਾਲੇ ਦੀ ਤਨ ਸਿੱਖੀ ਬਜਾ ਵਾਲੇ ਦੀ ਬਜਾ ਵਾਲੇ ਦੀ ਤਨ ਸਿੱਖੀ ਬਜਾ ਵਾਲੇ ਦੀ Yes. ਪੀਪਾ ਲਿਆਉਂਦੇ ਆ ਨਾ ਪੀਪਾ ਜਿਵੇਂ ਪੀਪੇ ਦਾ ਢੱਕਣ ਨਹੀਂ ਲਾਉਂਦੇ ਆਪਾਂ ਜਦੋਂ ਪੀਪੇ ਦਾ ਢੱਕਣ ਲਾਣਾ ਪਵੇ ਇਦਾਂ ਇੱਕ ਥਾਂ ਤੇ ਰੱਖ ਕੇ ਇਦਾਂ ਉੱਪਰੋਂ ਮਾਰਦੇ ਆ ਉਹ ਕੱਢ ਕੇ ਬਾਹਰ ਫਿਰ ਦੂਜੇ ਥਾਂ ਤੇ ਰੱਖਦੇ ਆ ਤੀਜੇ ਥਾਂ ਤੇ ਰੱਖਦੇ ਆ ਵੀ ਪੀਪੇ ਦਾ ਨਹੀਂ ਢੱਕਣ ਲਾਉਂਦੇ ਇਦਾਂ ਰੰਬੀ ਰੱਖ ਲਈ ਸਿਰ 'ਚ ਪਿੱਛੋਂ ਮਾਰਿਆ ਹਥੌੜਾ ਚਾਰ ਚਾਰ ਉਂਗਲਾਂ ਰੰਬੀ ਮੱਥੇ ਦੇ ਵਿੱਚ ਧਸ ਗਈ ਜ਼ੋਰ ਨਾਲ ਖਿੱਚੀ ਜਿਵੇਂ ਖੂਨ ਦਾ ਫੁਹਾਰਾ ਚੱਲ ਪੈਂਦਾ ਹੈ ਮੱਥੇ 'ਚੋਂ ਫਿਰ ਉਹੀ ਰੰਬੀ ਜਿੱਥੇ ਟੱਕ ਖਤਮ ਹੋਇਆ ਸੀ ਦੂਜੇ ਥਾਂ ਤੇ ਰੱਖੀ ਫਿਰ ਵਾਰ ਕੀਤਾ ਫਿਰ ਰੰਬੀ ਖਿੱਚੀ ਫਿਰ ਤੀਜੇ ਥਾਂ ਤੇ ਰੱਖੀ ਫਿਰ ਕੰਨ ਕੋਲ ਰੱਖੀ ਫਿਰ ਇਦਾਂ ਘੁੰਮਦਿਆਂ ਘੁੰਮਦਿਆਂ ਜਿਵੇਂ ਪੀਪੇ ਦਾ ਢੱਕਣ ਮੈਂ ਤਾਂ ਹੀ ਗਿਆ ਉਹ ਪੂਰਾ ਜਿਵੇਂ ਪਿਛਲੇ ਪਾਸਿਓਂ ਧੌਣ ਵਾਲੇ ਪਾਸਿਓਂ ਹੋ ਕੇ ਦੂਜੇ ਕੰਨ ਤੱਕ ਫਿਰ ਮੱਥੇ ਚ ਆ ਕੇ ਇਹ ਕਹਿਣਾ ਸੁਣਨਾ ਸੁਣਾਉਣਾ ਹੀ ਸੌਖਾ ਹੈ ਉਥੇ ਖੜਿਆਂ ਨੂੰ ਤਰੇਲੀਆਂ ਆਉਂਦੀਆਂ ਸੀ ਵੇਖ ਵੇਖ ਕੇ ਐਦਾਂ ਦਾ ਸਿੰਘ ਐਵੇਂ ਨਹੀਂ ਅਰਦਾਸ ਵਿੱਚ ਰੋਜ਼ ਉਹਦਾ ਨਾਮ ਲੈਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਰੋੜਾਂ ਕਰੋੜਾਂ ਜਗ੍ਹਾ ਲੱਖਾਂ ਗੁਰਦੁਆਰਿਆਂ ਦੇ ਵਿੱਚ ਹਜ਼ਾਰਾਂ ਗੁਰਦੁਆਰਿਆਂ ਵਿੱਚ ਲੱਖਾਂ ਵਾਰੀ ਅਰਦਾਸਾਂ ਹੁੰਦੀਆਂ ਨੇ ਤੇ ਲੱਖਾਂ ਵਾਰੀ ਭਾਈ ਤਾਰੂ ਸਿੰਘ ਸਿੱਖਾਂ ਦੀ ਸੁਰਤ ਵਿੱਚ ਆਉਂਦਾ ਹੈ ਐਵੇਂ ਹੀ ਨਹੀਂ ਉਹ ਇੱਡੀ ਛੋਟੀ ਗੱਲ ਨਹੀਂ ਸੀ ਖੜੇ ਬੰਦਿਆਂ ਨੂੰ ਤਰੇਲੀਆਂ ਆਉਣ ਲੱਗੀਆਂ ਭਾਈ ਤਾਰੂ ਸਿੰਘ ਵੱਲ ਵੇਖ ਕੇ ਪਰ ਐਦਾਂ ਅਡੋਲ ਬੈਠਾ ਬਿਲਕੁਲ ਨਹੀਂ ਹਿੱਲਿਆ ਲਾਸਟ ਜਦੋਂ ਸਾਰੇ ਪਾਸਿਓਂ ਵਾਰ ਕਰਕੇ ਵਿਚਾਲੇ ਜਦੋਂ ਕੇਸ ਐ ਫੜੇ ਉੱਪਰ ਨੂੰ ਖੋਪੜੀ ਕਰਕੇ ਫਿਰ ਜਿਹੜਾ ਵਿਚਾਲੇ ਮਾਸ ਰਹਿ ਗਿਆ ਉਹਨੂੰ ਇਦਾਂ ਲਾਤਾ ਹੱਥ 'ਚ ਫੜ ਲਈ ਖੋਪੜੀ ਭਾਈ ਤਾਰੂ ਸਿੰਘ ਦੀ ਖੋਪੜੀ ਜਦੋਂ ਲੈ ਗਈ ਉਸੇ ਵੇਲੇ ਭਾਈ ਤਾਰੂ ਸਿੰਘ ਨੇ ਅੱਖਾਂ ਖੋਲ ਲਈਆਂ ਕਮਾਲ ਦੀ ਗੱਲ ਅੱਖਾਂ ਖੋਲ ਲਈਆਂ ਅੱਖਾਂ ਖੋਲ ਕੇ ਤੇ ਜ਼ਕਰੀਏ ਵੱਲ ਵੇਖ ਕੇ ਹੱਸ ਪਿਆ ਕਹਿੰਦਾ ਉਹ ਜ਼ਕਰੀਆ ਤੇਰੀ ਪਟਾਰੀ ਵਿੱਚ ਜੇ ਏਦੂ ਵੀ ਕੋਈ ਭਿਆਨਕ ਸੱਪ ਹੈਗਾ ਅੱਜ ਉਹ ਵੀ ਕੱਢ ਕੇ ਵੇਖ ਲੈ ਮੈਂ ਨਹੀਂ ਡਰਦਾ ਤੇਰੇ ਜ਼ਬਰ ਨੂੰ ਸਬਰ ਨਾਲ ਚੱਲਾਂਗੇ ਹੋਰ ਕਰ ਲੈ ਤੇਰੇ ਜ਼ਬਰ ਨੂੰ ਸਬਰ ਨਾਲ ਚੱਲਾਂਗੇ ਹੋਰ ਵੇਖ ਲੈ ਹੋਰ ਵੇਖ ਲੈ ਤੇਰੇ ਕੋਲ ਜ਼ਬਰ ਹੈ ਜ਼ਾਲਮ ਕੋਲ ਜ਼ਬਰ ਹੁੰਦਾ ਹੈ ਸਿੱਖ ਕੋਲ ਗੁਰੂ ਦਾ ਦਿੱਤਾ ਹੋਇਆ ਸਬਰ ਹੁੰਦਾ ਉਹ ਸਿੱਖੋ ਗੁਰਮਖੋ ਡੇਢ ਗਿੱਠ ਦੀ ਬੋਤਲ ਚੱਕਰੀਆਂ ਕਮਾਈ ਫਿਰਦੀ ਏ ਸਾਡੀਆਂ ਮੈਨੂੰ ਮਾਫ ਕਰਨਾ ਲਫ਼ਜ਼ ਕਹਿ ਰਿਹਾ ਰਾਲਾ ਸਿੱਟਦੇ ਨੇ ਵੇਖ ਕੇ ਸ਼ਰਾਬ ਨੂੰ ਰਾਲਾ ਡਿੱਗ ਪੈਂਦੀਆਂ ਨੇ ਇੱਥੇ ਵੇਖੋ ਗੁਰੂ ਦੇ ਸਿੱਖ ਕਿਦਾਂ ਦੇ ਸੀ ਆ ਬਾਣੀ ਪੜਨ ਵਾਲੇ ਜਿਹੜੇ ਗੁਰਮਤ ਨੂੰ ਕਮਾਉਣ ਵਾਲੇ ਇਦਾਂ ਦੇ ਸਿੱਖ ਹੁੰਦੇ ਆ ਆ ਚੱਕਰੀ ਘੁਮਾ ਦਿੰਦੀ ਚਰਖੜੀਆਂ ਨਹੀਂ ਡੁਲਾ ਸਕੀਆਂ ਚਰਖੜੀਆਂ ਸਿੱਖਾਂ ਨੂੰ ਡੁਲਾ ਨਹੀਂ ਸਕੀਆਂ ਸਾਡਾ ਵੇਖੋ ਹਾਲ ਕੀ ਅੱਜ ਟਕੇ ਟਕੇ ਪਿੱਛੇ ਵਿਕਦੇ ਫਿਰਦੇ ਆ ਟਕੇ ਟਕੇ ਪਿੱਛੇ ਕਹਿੰਦੇ ਕਹਾਉਂਦੇ ਡੋਲਦੇ ਵੇਖੇ ਆ ਹਾਲ ਵੇਖੋ ਸਾਡਾ ਕੀ ਹੈ ਤੇ ਧੰਨ ਭਾਈ ਤਾਰੂ ਸਿੰਘ ਵੇਖੋ ਜਦੋਂ ਅੱਖਾਂ ਖੋਲ ਲੀਆਂ ਕਹਿੰਦੇ ਆ ਜਾ ਹੋਰ ਕੋਈ ਹੈ ਸਜਾ ਉਹ ਕਹਿੰਦਾ ਫੇਰ ਬੋਲ ਪਿਆ ਫੇਰ ਬੋਲੀ ਜਾਂਦਾ ਕੋ ਹੱਸਦਾ ਹੱਸਦਾ ਜਾਂਦਾ ਹੈ ਪਰ ਪਤਾ ਲੱਗ ਗਿਆ ਵੀ ਹਾਰ ਕੇ ਚੱਲਿਆ ਹੈ ਸਿੱਖ ਜਿੱਤਿਆ ਹੈ ਸ਼ਹੀਦ ਜਿੱਤਦਾ ਹੁੰਦਾ ਹੈ ਸ਼ਹੀਦ ਕਰਨ ਵਾਲਾ ਹਾਰ ਜਾਂਦਾ ਪਤਾ ਕਿਵੇਂ ਉਹ ਕਹਿੰਦਾ ਤੇਰੀ ਨਹੀਂ ਮੰਨੀ ਤੇਰੀ ਤੇ ਨਹੀਂ ਮੰਨੀ ਮਰ ਭਾਵੇਂ ਗਿਆ ਪਰ ਤੇਰੀ ਨਹੀਂ ਮੰਨੀ ਮੇਰੇ ਮਨ ਤੇ ਗੁਰੂ ਦਾ ਕਬਜ਼ਾ ਗੁਰੂ ਦਾ ਹੀ ਰਹੂ ਤੇਰਾ ਤੇ ਨਹੀਂ ਹੋਇਆ ਤੈਨੂੰ ਕਬਜ਼ਾ ਨਹੀਂ ਕਰਨ ਦਿੱਤਾ ਆਪਣੇ ਆਪ ਉੱਤੇ ਮਰ ਭਾਵੇਂ ਗਿਆ ਸ਼ਹੀਦ ਜਿਹੜਾ ਹੁੰਦਾ ਹੈ ਉਹ ਜਿੱਤਦਾ ਹੈ ਤੇ ਸ਼ਹੀਦ ਕਰਨ ਵਾਲੇ ਨੂੰ ਹਰਾ ਦਿੰਦਾ ਹੈ ਵੀ ਤੂੰ ਜ਼ੋਰ ਲਾ ਲਿਆ ਤੇਰੀ ਨਹੀਂ ਤੇਰੀ ਨਹੀਂ ਤੇ ਵੇਖੋ ਭਾਈ ਤਾਰੂ ਸਿੰਘ ਜਦੋਂ ਉਹ ਜਕਰੀਆ ਇਦਾਂ ਤੁਰਿਆ ਜਾਂਦਾ ਵੀ ਜਿਵੇਂ ਜਿੱਤ ਕੇ ਪਰ ਹਾਰ ਗਿਆ ਸਿੱਖ ਦੇ ਹੱਥੋਂ ਹਾਰ ਕੇ ਘਰ ਨੂੰ ਤੁਰਿਆ ਜਾਵੇ ਮਹਿਲ ਨੂੰ ਤੁਰਿਆ ਜਾਵੇ ਫੇਰ ਕਹਿੰਦੇ ਭਾਈ ਤਾਰੂ ਸਿੰਘ ਬੇਹੋਸ਼ ਹੋ ਗਿਆ ਚੁੱਕਿਆ ਉੱਥੇ ਨੇੜੇ ਸੁੱਕਾ ਜਿਹਾ ਖੂਹ ਹੈ ਉਹਦੇ 'ਚ ਸਿੱਟਤਾ ਉੱਥੇ ਕੁਝ ਰਾਮਗੜੀਏ ਸਿੱਖ ਕਹਿ ਦਿੰਨੇ ਆਪਾਂ ਰਾਮਗੜੀਏ ਸਿੱਖ ਕੁਝ ਰਹਿੰਦੇ ਨੇ ਉਹਨਾਂ ਨੇ ਜਕਰੀਏ ਨੂੰ ਆਖਿਆ ਜੀ ਜੇ ਹੁਕਮ ਕਰੋ ਇਹਨੂੰ ਅਸੀਂ ਲੈ ਜਾਈਏ ਭਾਈ ਤਾਰੂ ਸਿੰਘ ਨੂੰ ਕਹਿੰਦੇ ਲੈ ਜਾਓ ਅਸੀਂ ਕੀ ਕਰਾਉਣਾ ਉਹਨਾਂ ਨੇ ਤਾਰੂ ਸਿੰਘ ਨੂੰ ਚੁੱਕਿਆ ਇਹ ਤੇ ਮਰਿਆ ਹੀ ਪਿਆ ਹੈ ਭਾਈ ਤਾਰੂ ਸਿੰਘ ਨੂੰ ਲੈ ਆਏ ਉਹਨਾਂ ਨੇ ਨਾ ਨਵਾਤਾ ਗਰਮ ਪਾਣੀ ਵਿੱਚ ਨਿੰਮ ਪਾ ਕੇ ਤੇ ਭਾਈ ਤਾਰੂ ਸਿੰਘ ਨੂੰ ਇਸ਼ਨਾਨ ਕਰਾਤਾ ਕੜਾ ਪ੍ਰਸ਼ਾ ਪ੍ਰਸ਼ਾਦ ਕੜਾ ਬਣਾ ਕੇ ਕੜਾ ਬਣਾ ਕੇ ਗਰਮ ਗਰਮ ਉਹਦੇ ਸਿਰ ਤੇ ਬੰਨਤਾ ਜ਼ਖਮ ਸੀ ਬੜਾ ਵੱਡਾ ਜ਼ਖਮ ਦੇ ਉੱਤੇ ਨਾ ਪ੍ਰਸ਼ਾਦ ਬਣਾ ਕੇ ਗਰਮ ਗਰਮ ਬੰਨਤਾ ਸਾਰੇ ਸਰੀਰ ਨੂੰ ਨਿੰਮ ਨਾਲ ਧੋਤਾ ਜ਼ਖਮ ਪਾਣੀ ਨਿੰਮ ਵਾਲ ਤੇ ਜ਼ਕਰੀਆ ਵਾਹਿਗੁਰੂ ਤਾਰੂ ਸਿੰਘ ਜੀ ਨੇ ਤੇ ਅੱਖਾਂ ਖੋਲ ਲਈਆਂ ਫੇਰ ਹੋਸ਼ ਚ ਆ ਗਏ ਤੇ ਸਿੱਖ ਇਦਾਂ ਇਕੱਠੇ ਹੱਥ ਜੋੜ ਕੇ ਖੜ ਗਏ ਬਾਬਾ ਜੀ ਭਾਈ ਸਾਹਿਬ ਸਰੀਰ ਛੱਡ ਦਿਓ ਤੁਸੀਂ ਤੁਹਾਡਾ ਹਾਲ ਸਾਥੋਂ ਵੇਖਿਆ ਨਹੀਂ ਜਾਂਦਾ ਬਹੁਤ ਬੁਰਾ ਹਾਲ ਹੈ ਸਿਰ ਦਾ ਸਰੀਰ ਛੱਡ ਦਿਓ ਭਾਈ ਤਾਰੂ ਸਿੰਘ ਕਹਿੰਦਾ ਛੱਡਾਂਗੇ ਜਾਵਾਂਗੇ ਪਰ ਇਦਾਂ ਨਹੀਂ ਜਾਣਾ ਕਹਿੰਦੇ ਕਿਵੇਂ ਜਾਣਾ ਹੈ ਕਹਿੰਦੇ ਜ਼ਕਰੀਏ ਨੂੰ ਅੱਗੇ ਲਾ ਕੇ ਲੈ ਕੇ ਜਾਣਾ ਸ੍ਰੀ ਅਕਾਲ ਗੁਰਮਖੋ ਇਹ ਆਤਮਦਰਸ਼ੀ ਗੁਰੂ ਦੇ ਸਿੱਖ ਨੇ ਇਹ ਅੰਦਰ ਦੀ ਤਾਕਤ ਹੈ ਇਹ ਅੰਦਰ ਦੀ ਚੜ੍ਹਦੀ ਕਲਾ ਹੈ ਇਹਨੂੰ ਕਹਿੰਦੇ ਨੇ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਏ ਤੇ ਹੈ ਸੂਰਾ ਆਤਮ ਜਿਹੜਾ ਹੈ ਆਪਣਾ ਆਪ ਜਿੱਤੇ ਆਤਮ ਜਿਹੜਾ ਹੈ ਸਗਲ ਵਸ ਤਾਂ ਕੈ ਜਾਕਾ ਸਤਿਗੁਰ ਪੂਰਾ ਇਹ ਉਹ ਨੇ ਸਿੱਖ ਆਪਣੇ ਆਪ ਤੇ ਫਤਿਹ ਪਾਈ ਹੋਈ ਹੈ ਜਿਨ੍ਹਾਂ ਨੇ ਉਹ ਕਹਿੰਦਾ ਅੱਗੇ ਲਾ ਕੇ ਲੈ ਕੇ ਜਾਵਾਂਗੇ ਇਦਾਂ ਨਹੀਂ ਜਾਣਾ ਤੇ ਹੁਣ ਅਗਲੀ ਗੱਲ ਬਸ ਮੈਂ 2 ਮਿੰਟ ਵਿੱਚ ਸਮਾਪਤੀ ਕਰਦਾ ਆ ਸੁਣ ਲਿਓ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ ਕਿਵੇਂ ਮਾਰਦਾ ਪਾਪ ਇਹ ਲਫ਼ਜ਼ ਕਹਿਣਾ ਪਏਗਾ ਮੈਂ ਮਾਫੀ ਮੰਗ ਕੇ ਕਹਿੰਦਾ ਇਤਿਹਾਸਕ ਬਚਨ ਹੈ ਮਾਫੀ ਮੰਗਦਾ ਪਹਿਲਾਂ ਮੈਂ ਬਚਨ ਇੱਕ ਸ਼ਬਦ ਕਹਿਣਾ ਪੈਣਾ ਹੈ ਜ਼ਕਰੀਏ ਨੂੰ ਉਸੇ ਦਿਨ ਪਿਸ਼ਾਬ ਦਾ ਬੰਨ ਪੈ ਗਿਆ ਤੇ ਜ਼ੋਰ ਲਾ ਲਿਆ ਵੈਦਾਂ ਨੇ ਇਲਾਜ ਕਰਾਣ ਉਹ ਠੀਕ ਨਾ ਹੋਵੇ ਕਹਿੰਦੇ ਕੁਰਾਨ ਸ਼ਰੀਫ ਲਿਆਓ ਉਹਦੀ ਪੱਖੇ ਪੱਖਾ ਬਣਾ ਕੇ ਹਵਾ ਚੱਲਣੋਂ ਤਾਂ ਨਾ ਠੀਕ ਹੋਵੇ ਜ਼ੋਰ ਲਾ ਲਿਆ ਵੈਦਾਂ ਨੇ ਉਹ ਚੀਕਾਂ ਮਾਰੇ ਇੱਕ ਦਿਨ ਦੋ ਦਿਨ ਪੰਜ ਦਿਨ 10 ਦਿਨ ਲੰਘ ਗਏ ਦਰਦ ਹੋਵੇ ਚੀਕਾਂ ਮਾਰੇ ਮੈਨੂੰ ਬਚਾ ਲਓ ਮੈਨੂੰ ਬਚਾ ਲਓ ਫਿਰ ਕੁਝ ਬੰਦੇ ਆਏ ਕਹਿੰਦੇ ਤੂੰ ਇੱਕ ਸਿੱਖ ਦਾ ਖੋਪਰ ਲਾਇਆ ਤਾਂ ਸਜ਼ਾ ਮਿਲੀ ਕਹਿੰਦਾ ਕਰਾ ਕੀ ਕਹਿੰਦੇ ਮਾਫੀ ਮੰਗ ਸ਼ਵੇਗ ਸਿੰਘ ਉਹਨਾਂ ਦਿਨਾਂ ਵਿੱਚ ਜੇਲ੍ਹ 'ਚ ਬੰਦ ਸੀ ਸ਼ਵੇਗ ਸਿੰਘ ਨੂੰ ਲਿਆਇਆ ਕਹਿੰਦੇ ਲਿਆਓ ਸ਼ਵੇਗ ਸਿਆ ਤੇਰਾ ਭਾਈਚਾਰਾ ਸਿੱਖਾਂ ਨੂੰ ਜਾ ਕੇ ਤਰਲੇ ਕਰ ਤਾਰੂ ਸਿੰਘ ਨੂੰ ਕਹਦੇ ਮੈਨੂੰ ਮਾਫ ਕਰ ਦੇ ਸ਼ਵੇਗ ਸਿੰਘ ਗਿਆ ਭਾਈ ਤਾਰੂ ਸਿੰਘ ਦਾ ਹਾਲ ਵੇਖ ਕੇ ਇਹਨੇ ਕਹਿੰਦਾ ਮੈਂ ਨਹੀਂ ਕਹਿਣਾ ਤੇਰੇ ਭਾਈ ਤਾਰੂ ਸਿੰਘ ਕਹਿੰਦਾ ਦੱਸ ਕਿਉਂ ਆਇਆ ਸੀ ਕਹਿੰਦਾ ਜੀ ਮੈਂ ਨਹੀਂ ਬੇਨਤੀ ਕਰਨੀ ਉਹਨੂੰ ਸਜ਼ਾ ਭੋਗਣ ਦਿਓ ਉਹ ਕਹਿੰਦੇ ਦੱਸ ਕਿਉਂ ਆਇਆ ਹੈ ਕਹਿੰਦੇ ਜੀ ਮੈਂ ਤੇ ਤਾਂ ਆਇਆ ਮੈਨੂੰ ਭੇਜਿਆ ਭਾਈ ਤਾਰੂ ਸਿੰਘ ਕਹਿੰਦਾ ਮੈਂ ਮਾਫ ਨਹੀਂ ਕਰਨਾ ਖਾਲਸੇ ਨੂੰ ਪੁੱਛ ਲੈ ਜੰਗਲ ਵਿੱਚ ਸਿੰਘ ਲੁਕਦੇ ਫਿਰਦੇ ਨੇ ਸਿੰਘਾਂ ਨੂੰ ਜਾ ਕੇ ਬੇਨਤੀ ਕੀਤੀ ਕਹਿੰਦੇ ਕੀ ਕੀਤਾ ਜਾਵੇ ਕਹਿੰਦੇ ਉਹਨੂੰ ਕਹੋ ਜਿੰਨੇ ਸਿੰਘ ਗ੍ਰਿਫਤਾਰ ਕੀਤੇ ਨੇ ਰਿਹਾ ਕਰੇ ਚਰਖੜੀਆਂ ਪੁੱਟ ਦਵੇ ਸਾਡੀਆਂ ਜ਼ਮੀਨਾਂ ਦੱਬੀਆਂ ਨੇ ਸਾਡੀਆਂ ਜ਼ਮੀਨਾਂ ਵਾਪਸ ਕਰੇ ਸਭ ਕਰਤੀਆਂ ਉਹਨੇ ਅਗਲੇ ਦਿਨ ਹੀ ਕਰਤੀਆਂ ਸਭ ਸਿੰਘ ਛੱਡਦੇ ਉਹ ਠੀਕ ਕਿਵੇਂ ਹੋਊ ਹੁਣ ਦੱਸੋ ਸਿੰਘਾਂ ਨੇ ਕਿਹਾ ਕਹਿੰਦੇ ਤਾਰੂ ਸਿੰਘ ਦੀ ਜੁੱਤੀ ਲੈ ਕੇ ਜਾਓ ਤੇ ਤਾਰੂ ਸਿੰਘ ਦੀ ਜੁੱਤੀ ਜਕਰੀਏ ਦੇ ਸਿਰ 'ਚ ਮਾਰੋ ਤਾਂ ਠੀਕ ਹੋਏ ਉਹਨੇ ਕਿਹਾ ਸੀ ਨਾ ਜੁੱਤੀਆਂ ਮਾਰ-ਮਾਰ ਕੇ ਸਿਰ ਤੇ ਕੇਸ ਲਾ ਦੇਣੇ ਨੇ ਤੇ ਤਾਰੂ ਸਿੰਘ ਨੇ ਕਿਹਾ ਸੀ ਓਏ ਜਕਰੀਆ ਹੋ ਸਕਦਾ ਹੈ ਉਹ ਜੁੱਤੀਆਂ ਤੈਨੂੰ ਖਾਣੀਆਂ ਪੈ ਜਾਣ ਕਿਹਾ ਸੀ ਉਦੋਂ ਤਬ ਤਾਰੂ ਸਿੰਘ ਇਮ ਕਹਿਓ ਵਹਿ ਜੂਤ ਤੁਮਾਰੇ ਪਾਹੇ ਹੋ ਸਕਦਾ ਹੈ ਉਹ ਜੁੱਤੀਆਂ ਤੈਨੂੰ ਖਾਣੀਆਂ ਪੈ ਜਾਣ ਤੇ ਵੇਖੋ ਗਰੀਬ ਸਿੱਖ ਨੂੰ ਐਦਾਂ ਗੁਰੂ ਉੱਚਿਆਂ ਕਰਦਾ ਹੈ ਗੁਰੂ ਨਾਲ ਜੁੜ ਕੇ ਐਦਾਂ ਵੱਡਿਆਂ ਬਣ ਜਾਈਦਾ ਹੈ ਇਹ ਨਿਮਾਣਿਆਂ ਨੂੰ ਐਦਾਂ ਮਾਣ ਦਿੰਦਾ ਹੈ ਸਤਿਗੁਰਾਂ ਨਾਲ ਜੁੜ ਕੇ ਐਦਾਂ ਸੋਹਣੇ ਲੱਗੀਦਾ ਹੈ ਇੱਥੇ ਗੱਲ ਬਣਦੀ ਆ ਕੇ ਕਦਰ ਇੱਥੇ ਪੈਂਦੀ ਹੈ ਗਰੀਬ ਸਿੱਖ ਦੀ ਜੁੱਤੀ ਲੈਣ ਵਾਸਤੇ ਆਏ ਭਾਈ ਤਾਰੂ ਸਿੰਘ ਨੇ ਜੁੱਤਾ ਲਾਤਾ ਇੱਕ ਜੁੱਤ ਇੱਕ ਪੈਰ ਉਹ ਇਦਾਂ ਲੈ ਕੇ ਮਖਮਲ ਵਿੱਚ ਲਪੇਟ ਕੇ ਲੈ ਕੇ ਜਾ ਰਹੇ ਨੇ ਜਦੋਂ ਜੁੱਤੀ ਜਾਵੇ ਤੇ ਮਹਿਲ ਸਾਰਾ ਖੁਸ਼ ਕਹਿੰਦੇ ਹੁਣ ਠੀਕ ਹੋ ਜਾਏਗਾ ਜੁੱਤੀ ਆ ਗਈ ਜੁੱਤੀ ਆ ਗਈ ਛਾ ਚੜ ਗਿਆ ਸਾਰੇ ਤੇ ਸੋਗ ਵਿੱਚ ਡੁੱਬੇ ਹੋਏ ਸੀ ਵੀ ਮਰ ਰਿਹਾ ਤੇ ਜਦੋਂ ਲਿਆਏ ਬੇਗਮਾ ਵੇਖਣ ਵੀ ਜੁੱਤੀ ਆ ਗਈ ਤਾਰੂ ਸਿੰਘ ਦੀ ਜੁੱਤੀ ਨੂੰ ਮੱਥੇ ਟੇਕਦੇ ਕਹਿੰਦਾ ਲਿਆਓ ਉਹ ਜੁੱਤੀ ਕੱਪੜੇ 'ਚ ਲਪੇਟੀ ਹੋਈ ਐ ਬੋਲੀ ਜੀ ਸਿਰ 'ਚ ਲਾਈ ਉਹਦੀ ਉਹਦੇ ਸਿਰ ਨੰਗਾ ਕਰਕੇ ਇਦਾਂ ਲਾਉਣ ਪਰ ਉਹ ਕਿੱਥੇ ਠੀਕ ਹੋਵੇ ਇਹ ਕਾਲਾ ਪਿਆ ਹੋਇਆ ਉਹ ਕਹਿੰਦਾ ਪਰੇ ਲਾ ਦਿਓ ਕੱਪੜਾ ਮਖਮਲੀ ਕੱਪੜਾ ਸੀ ਨਾ ਪਰੇ ਕਰ ਦਿਓ ਕੱਪੜਾ ਕਹਿੰਦਾ ਹੁਣ ਸਾਰੀ ਦੁਨੀਆ ਨੂੰ ਵੇਖਣ ਦਿਓ ਜਕਰੀਆ ਜੁੱਤੀਆਂ ਖਾ ਰਿਹਾ ਜ਼ੋਰ ਨਾਲ ਮਾਰੋ ਮੇਰੇ ਸਿਰ ਤੇ ਫਿਰ ਇਹਦੇ ਜ਼ੋਰ ਨਾਲ ਸਿਰ 'ਚ ਜੁੱਤੀ ਮਾਰੀ ਬਸ ਜਿਵੇਂ ਜਿਵੇਂ ਜ਼ੋਰ ਨਾਲ ਮਾਰਦੇ ਸੀ ਉਵੇਂ ਹੀ ਇਤਿਹਾਸ ਕਹਿੰਦਾ ਠੀਕ ਹੁੰਦਾ ਸੀ ਜੁੱਤੀਆਂ ਵੱਜਣ ਠੀਕ ਹੁੰਦਾ ਸੀ ਕਮਾਲ ਦੀ ਗੱਲ ਇਹ ਹੈ ਜੇ ਤੇ ਜੁੱਤੀਆਂ ਪੈਂਦੀਆਂ ਸੀ ਫਿਰ ਤੇ ਉਹਦਾ ਬੰਨ ਟੁੱਟਦਾ ਸੀ ਤੇ ਜੇ ਜੁੱਤੀਆਂ ਨਹੀਂ ਸੀ ਪੈਂਦੀਆਂ ਫਿਰ ਪੈ ਜਾਂਦਾ ਸੀ ਫਿਰ ਤੁਹਾਨੂੰ ਪਤਾ ਹੀ ਹੈ ਵੀ ਸਿਰ ਦੇ ਵਿੱਚ ਜੁੱਤੀਆਂ ਕਿੰਨਾ ਕੁ ਚਿਰ ਬੰਦਾ ਖਾ ਸਕਦਾ ਹੈ ਜੁੱਤੀਆਂ ਮਾਰ-ਮਾਰ ਕੇ ਸਿਰ ਦੇ ਵਿੱਚ ਜ਼ਖਮ ਹੋ ਗਿਆ ਤਾਰੂ ਸਿੰਘ ਦੇ ਸਿਰ 'ਚ ਜ਼ਖਮ ਕੀਤਾ ਸੀ ਜ਼ਕਰੀਏ ਦੇ ਸਿਰ 'ਚ ਹੋਇਆ ਜ਼ਖਮ ਉਵੇਂ ਵੱਡਾ ਜ਼ਖਮ ਹੋ ਗਿਆ ਤੇ ਰਾਤ ਨੂੰ ਸੁੱਤਾ ਪਿਆ ਉੱਠ ਕੇ ਨਾ ਸਾਰੇ ਜਦੋਂ ਸੌਂ ਜਾਂਦੇ ਸਰਾਣੇ ਰੱਖਦਾ ਸੀ ਜੁੱਤੀ ਜਦੋਂ ਸਾਰੇ ਸੌਂ ਜਾਂਦੇ ਤੇ ਤਕਲੀਫ ਹੁੰਦੀ ਸੀ ਜੁੱਤੀ ਚੁੱਕ ਕੇ ਆਪ ਹੀ ਆਪਣੇ ਸਿਰ 'ਚ ਮਾਰਦਾ ਸੀ ਜ਼ੋਰ-ਜ਼ੋਰ ਨਾਲ ਜੁੱਤੀਆਂ ਆਪਣੇ ਸਿਰ 'ਚ ਆਪ ਮਾਰਦਾ ਸੀ ਜ਼ਕਰੀਆ ਚੀਕਾ ਮਾਰਿਆ ਕਰੇ ਹਾਏ ਹਾਏ ਕਰਦਾ 22 ਦਿਨਾਂ ਬਾਅਦ ਮਰਿਆ 22 ਦਿਨਾਂ ਬਾਅਦ ਕਹਿੰਦੇ ਜ਼ਕਰੀਆ ਮਰ ਗਿਆ ਤਾਰੂ ਸਿੰਘ ਜੀ ਜਕਰੀਆ ਮਰ ਗਿਆ ਭਾਈ ਤਾਰੂ ਸਿੰਘ ਕਹਿੰਦੇ ਖਾਲਸਾ ਜੀ ਮਰ ਗਿਆ ਕਹਿੰਦੇ ਮਰ ਗਿਆ ਚੰਗਾ ਬਈ ਜੇ ਉਹ ਮਰ ਗਿਆ ਕਰੋ ਆਖਰੀ ਫਤਿਹ ਪਰਮਾਨ ਇੱਕੋ ਲਾਈਨ ਹੀ ਗਾਵਾਂਗੇ ਬਸ ਕਰੋ ਆਖਰੀ ਫਤਿਹ ਪਰਵਾਨ ਅਸੀਂ ਚੱਲੇ ਸੱਚ ਖੰਡ ਕਰੋ ਆਖਰੀ ਫਤਿਹ ਪਰਵਾਨ ਅਸੀਂ ਚੱਲੇ ਅਸੀਂ ਚੱਲੇ ਸੱਚ ਖੰਡ ਜਿੱਤ ਗਏ ਜੀਵਨ ਵਾਲੀ ਬਾਣੀ ਮਨ ਮੁਖ ਹਾਰ ਗਏ ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਣੀ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਬੰਨਿਆ ਇਹ ਹੈ ਗੁਰੂ ਦੇ ਸਿੱਖ ਦਾ ਜੀਵਨ ਗੁਰਮਖੋ ਨਾਮਾ ਕਹੇ ਤਲੋਚਨਾ ਮੁਖ ਤੇ RAM ਸੰਭਾਲ ਹੱਥ ਪਾਉ ਕਰ ਕਾਮ ਸਭ ਚੀਤ ਦੁਨੀਆ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਮਨ ਪਰਮਾਤਮਾ ਨਾਲ ਜੋੜ ਕੇ ਰੱਖਿਓ ਜਿੱਦਣ ਮਨ ਦੀ ਸਮਾਧੀ ਲੱਗ ਗਈ ਉਦੋਂ ਖੋਪਰੀ ਲਾਉਣ ਵਾਲੇ ਵੀ ਆ ਜਾਣ ਤਾਂ ਵੀ ਸਮਾਧੀ ਨਹੀਂ ਤੋੜ ਸਕਦੇ ਚਰਖੜੀ ਨਹੀਂ ਤੋੜ ਸਕਦੀ ਅੰਦਰ ਨੂੰ ਕੋਈ ਹਲਾ ਨਹੀਂ ਸਕਦਾ ਜੇ ਮਨ ਸੁਖੀ ਹੈ ਸਾਰੀ ਦੁਨੀਆ ਦੁਖੀ ਕਰਨ ਦੀ ਕੋਸ਼ਿਸ਼ ਕਰੇ ਸਾਰੀ ਦੁਨੀਆ ਰਲ ਜਾਵੇ ਦੁਖੀ ਨਹੀਂ ਕਰ ਸਕਦੀ ਤੇ ਜੇ ਅਸੀਂ ਅੰਦਰੋਂ ਦੁਖੀ ਆ ਸਾਰੀ ਦੁਨੀਆ ਦੇ ਸੁੱਖ ਦੇ ਦਿਓ ਸਾਨੂੰ ਕੋਈ ਸੁਖੀ ਨਹੀਂ ਕਰ ਸਕਦਾ ਸਾਰੀ ਦੁਨੀਆ ਦੇ ਸੁੱਖ ਸੁਖੀ ਨਹੀਂ ਕਰਦੇ ਜਿਹੜਾ ਬੰਦਾ ਅੰਦਰੋਂ ਦੁਖੀ ਹੋਵੇ ਇਸ ਕਰਕੇ ਭਾਈ ਗੁਰਬਾਣੀ ਨਾਲ ਜੁੜ ਕੇ ਇਦਾਂ ਦਾ ਜੀਵਨ ਬਣਦਾ ਹੈ ਸੋ ਜ਼ਿੰਮੇਵਾਰੀਆਂ ਵੀ ਨਿਭਾਓ ਪਰ ਸਾਸ ਸਾਸ ਸੰਭਾਲਦਾ ਮੇਰਾ ਪ੍ਰਭ ਸੋ ਅਗਲੀਆਂ ਪੰਕਤੀਆਂ ਬਸ 1 ਮਿੰਟ ਵਿੱਚ ਸੁਣੋ ਫਿਰ ਆਪਾਂ ਆਨੰਦ ਸਾਹਿਬ ਪੜਨਾ ਹੈ ਬੇਨਤੀ ਕਰਾਂਗਾ ਇੰਨਾ ਚਿਰ ਟਿਕ ਕੇ ਬਹਿ ਗਏ 1-2 ਮਿੰਟ ਬਸ ਆਨੰਦ ਸਾਹਿਬ ਸੁਣ ਕੇ ਜਾਇਓ ਕਾਲ ਨਾ ਕਰਿਓ ਗੁਰੂ ਸਾਹਿਬ ਅੱਗੇ ਅੱਗੇ ਜਾਣਗੇ ਫਿਰ ਚੱਲਦੇ ਟਿਕਾ 1-2 ਮਿੰਟ ਬਣਾਈ ਰੱਖੋ ਹਾਂਜੀ ਮੁਖ ਕੀ ਬਾਤ ਸਗਲ ਸੋ ਕਰਤਾ ਜੀ ਸੰਗ ਪ੍ਰਭੂ ਆਪਣਾ ਧਰਤਾ ਗੁਰੂ ਜੀ ਕਹਿੰਦੇ ਨੇ ਮੇਰਾ ਮਨ ਪ੍ਰਭੂ ਨਾਲ ਹੀ ਲੱਗਿਆ ਹੋਇਆ ਉਤੋਂ ਉਤੋਂ ਗੱਲਾਂ ਬਾਤਾਂ ਸਭ ਨਾਲ ਹੀ ਕਰੀ ਜਾਂਦੇ ਆ ਉਤੋਂ ਉਤੋਂ ਗੱਲਾਂ ਬਾਤਾਂ ਸਭ ਨਾਲ ਕਰਦੇ ਆ ਪਰ ਮਨ ਮੇਰਾ ਪਰਮਾਤਮਾ ਨਾਲ ਹੀ ਲੱਗਿਆ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮਨ ਪਰਮਾਤਮਾ ਨਾਲ ਜੋੜ ਕੇ ਰੱਖੋ ਗੱਲਾਂ ਬਾਤਾਂ ਸਭ ਨਾਲ ਕਰੀ ਚੱਲੋ ਹਾਂਜੀ ਦੀਸ ਆਵਤ ਹੈ ਬਹੁਤ ਪਿਹਾਲਾ ਸਗਲ ਚਰਨ ਕੀ ਇਹੋ ਮਨ ਰਾਲਾ ਉਤੋਂ ਤੋਂ ਮੈਂ ਬੜਾ ਅੜਬ ਜਿਆ ਦਿਸਦਾ ਅੜਬ ਜਿਆ ਵੀ ਬੜਾ ਅੜਬ ਹੈ ਪਰ ਕਹਿੰਦੇ ਮੈਂ ਆਪਣੇ ਆਪ ਨੂੰ ਸਾਰਿਆਂ ਦੀ ਧੂੜ ਮਤਲਬ ਗੁਣ ਲੱਭਦਾ ਫਿਰਦਾ ਸਭ ਦੀ ਧੂੜ ਸਮਝਦਾ ਉਤੋਂ ਉਤੋਂ ਹੀ ਗਰਮ ਲੱਗਦਾ ਵੀ ਅੜਬ ਬਹੁਤ ਹੈ ਪਰ ਮੇਰਾ ਉਤੋਂ ਉਤੋਂ ਹੀ ਹੈ ਅੰਦਰੋਂ ਮਨ ਬਹੁਤ ਸ਼ਾਂਤ ਉਤੋਂ ਉਤੋਂ ਹੀ ਇਦਾਂ ਲੱਗਦਾ ਹੈ ਸਤਿਗੁਰੂ ਕਹਿੰਦੇ ਨੇ ਅੱਗੇ ਸੁਣ ਲਓ ਲਾਸਟ ਪੰਕਤੀ ਨਾਨਕ ਜਨ ਗੁਰ ਪੂਰਾ ਪਾਇਆ ਅੰਦਰ ਬਾਹਰ ਇੱਕ ਦਿਖਾਇਆ ਗੁਰੂ ਜਦੋਂ ਪੂਰਾ ਮਿਲ ਪਵੇ ਫਿਰ ਅੰਦਰ ਬਾਹਰ ਉਹ ਪਰਮਾਤਮਾ ਹੀ ਨਜ਼ਰ ਆਉਣ ਲੱਗ ਜਾਂਦਾ ਹੈ ਜਦੋਂ ਗੁਰੂ ਨਾਲ ਜੁੜ ਜਾਈਏ ਫਿਰ ਸਮਝ ਪੈਂਦੀ ਹੈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਉਹ ਕਿ ਮਰਦਾ ਨਹੀਂ ਸਰੀਰ ਨੇ ਮਰਨਾ ਹੈ ਇਹ ਗੱਲ ਦੀ ਸੋਝੀ ਗੁਰੂ ਨੇ ਦੇਣੀ ਹੈ ਪਰਮਾਤਮਾ ਨਾਲ ਮਨ ਜੁੜ ਜਾਂਦਾ ਹੈ ਫਿਰ ਭਾਵੇਂ ਖੋਪਰ ਵੀ ਲਾ ਦਿਓ ਫਿਰ ਅੰਦਰ ਵਾਲਾ ਨਹੀਂ ਹਿੱਲਦਾ ਸੋ ਧੰਨਵਾਦ ਹੈ ਸਾਰੀ ਸੰਗਤ ਦਾ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀਆਂ ਭਰੀਆਂ ਨੇ ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ ਭਾਈ ਗੁਰਦੁਆਰਾ ਸਾਹਿਬ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਪਿੰਡ ਦੇ ਅੰਦਰ ਹੈ ਗੁਰਦੁਆਰਾ ਸਾਹਿਬ ਕੱਲ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਹੈ ਪ੍ਰਬੰਧਕਾਂ ਨੇ ਇਹ ਵੀ ਕਿਹਾ ਵੀ ਜਿਹੜੇ ਕਕਾਰ ਨਹੀਂ ਲੈ ਸਕਦੇ ਉਹਨਾਂ ਨੂੰ ਕਕਾਰ ਵੀ ਦੇ ਦਿੱਤੇ ਜਾਣਗੇ ਉਹ ਕਕਾਰ ਪ੍ਰਬੰਧਕਾਂ ਤੋਂ ਲੈ ਲੈਣ ਪਰ ਅੰਮ੍ਰਿਤ ਛਕਣ ਵਾਸਤੇ ਮਨ ਜ਼ਰੂਰ ਬਣਾਣ ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ ਵੱਧ ਤੋਂ ਵੱਧ ਪਿੰਡ ਵਾਲਿਆਂ ਨੂੰ ਜ਼ਿਆਦਾ ਜ਼ਰੂਰੀ ਬੇਨਤੀ ਹੈ ਵੀ ਪਿੰਡ ਵਿੱਚ ਵੱਧ ਤੋਂ ਵੱਧ ਤਿਆਰੀ ਕਰੋ ਬਾਕੀ ਇਲਾਕੇ ਵਾਲੇ ਵੀ ਨੇੜੇ ਤੇੜੇ ਦੇ ਜਿੰਨੇ ਵੀ ਵੀਰ ਭਰਾ ਆਇਓ ਬਜ਼ੁਰਗਾਂ ਨੂੰ ਬੇਨਤੀ ਆਓ ਮਨ ਬਣਾਓ ਗੁਰੂ ਘਰ ਵਿੱਚ ਆਪਾਂ ਦਾਖਲਾ ਲਈਏ ਅਮਰ ਦੀ ਦਾਤ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰੀਏ ਕੱਲ ਨੂੰ ਲਾਸਟ ਦੀਵਾਨ ਹੈ ਸਾਰਿਆਂ ਨੇ ਵੱਧ ਚੜ ਕੇ ਪਹੁੰਚ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰਨੀ ਹੈ ਵੇਲੇ ਨਾਲ ਆਉਣ ਦੀ ਖੇਚਲ ਕਰਨੀ ਇੱਕੋ ਦੀਵਾਨ ਬਾਕੀ ਰਹਿੰਦਾ ਹੈ ਵੇਲੇ ਨਾਲ ਆਇਓ ਭਾਈ ਵੱਧ ਚੜ ਕੇ ਹਾਜ਼ਰੀ ਭਰਿਓ ਗੁਰੂ ਸਾਹਿਬ ਜਾਂਦੇ ਨੇ ਅੱਗੇ ਅੱਗੇ ਮਗਰ ਮਗਰ ਆਪਾਂ ਚੱਲਦੇ ਆਂ ਅਰਦਾਸ ਜੁੜ ਕੇ ਹੁਕਮਨਾਮੇ ਸੁਣ ਕੇ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਆਪੋ ਆਪਣੇ ਘਰਾਂ ਨੂੰ ਚਾਲਾ ਪਾਇਓ ਜਿਹੜੀ ਰਸਨਾ ਹੁਣ ਤੱਕ ਨਹੀਂ ਬੋਲੀ ਆਓ ਸਾਰੇ ਆਨੰਦ ਸਾਹਿਬ ਵਿੱਚ ਬੋਲੋ ਜਿਹੜੇ ਰਹਿ ਗਏ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਆਓ ਅੱਗੇ ਆ ਕੇ ਮੱਥਾ ਟੇਕ ਲਓ ਭਾਈ ਜਿਹੜੇ ਰਹਿ ਗਏ ਮਨ ਬਣਾਓ ਅੰਮ੍ਰਿਤ ਛਕਣ ਵਾਸਤੇ ਤਿਆਰੀ ਜ਼ਰੂਰ ਕਰ ਲਓ ਕੱਲ ਦਾ ਦੀਵਾਨ ਰਹਿੰਦਾ ਅੰਮ੍ਰਿਤ ਛਕ ਲਓ ਭਾਈ ਦਾਖਲਾ ਲਈਏ ਗੁਰੂ ਘਰ ਵਿੱਚ ਢਿੱਲ ਨਾ ਕਰੋ ਵੱਧ ਤੋਂ ਵੱਧ ਅੰਮ੍ਰਿਤ ਛਕੋ ਰੋਜ਼-ਰੋਜ਼ ਸਮਾਂ ਨਹੀਂ ਮਿਲਦਾ ਸਬੱਬ ਨਾਲ ਮਿਲਦੀਆਂ ਨੇ ਘੜੀਆਂ ਆਓ ਲਾਹਾ ਲਈਏ ਕਲੀ ਮਹੱਲਾ ਤੀਜਾ ਨਾਮ ਦੇ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਾਇਆ ਮੇਰੀ ਬਾਜ ਸਤਿਗੁਰੂ ਮੈਂ ਪਾਇਆ ਹਸੁਰਾ ਪਾਇਆ ਸਹਿਜ ਸੇਤੀ ਮਨ ਵਜਾ ਰਾਗ ਤਨ ਪਰਵਾਰ ਕਰੀਐ ਸ਼ਬਦ ਦਾ ਬਣਿਆ ਹੋ ਮਨੀ ਨਾਮ ਹੋ ਸਤਿਗੁਰੂ ਮੈਂ ਪਾਇਆ ਸਤ ਸਾਡਾ ਕੀ ਤਾਰੋ ਕਰੇ ਤੇਰਾ ਤਾਰ ਸਭ ਦਵਾਰਨਾ ਸਭ ਨਗਲਾ ਸਮਰਤ ਸੁਆਮੀ ਸੋ ਕਿਆ ਮਨ ਹੋਂ ਸਾਰੇ ਇਹ ਨਾਮ ਸਾਚੇ ਸਾਹਿਬ ਕਿਆ ਨਹੀਂ ਕਰਦੇ ਕਾਤਾ ਤੇਰੇ ਸਭ ਵਿੱਚ ਹੈ ਤੇ ਕੋ ਪਾਵੇ ਸਦਾ ਸਿਮਰ ਸਲਾਹ ਤੇਰੀ ਨਾਮ ਮਨ ਸਾਧਨ ਨਾਮ ਦੀ ਜੈ ਮਾਤਾ ਨਾਨਕ ਸੱਚੇ ਸਾਹਿਬ ਕਿਆ ਨਾਹੀ ਦੇ ਰਹਿ ਸਾਚਾ ਨਾਮ ਰਾਇਆ ਨਾਮ ਆਤਮਾ ਨੇ ਆਏ ਵਸਿਆ ਜਿਹਦੀ ਨਿਸ਼ਾ ਸਭ ਬੁਝਾਈਆਂ ਆਤਮਾ ਕੀਤਾ ਗੁਰ ਮਿੱਠੋ ਤੁਸੀਂ ਆਏ ਵਸਿਆ ਹੈ ਨਾਮ ਸੁਣੋ ਸੰਤੋਸ਼ ਸ਼ਬਦ ਪਰ ਹੋ ਪਿਆ ਸਜਣ ਆਇਆ ਦਾ ਹਰਸ ਭਾਗੈ ਸ਼ਬਦ ਭਗਵਾਨ ਗਵਾਨ ਕਰ ਧਾਰਿਆ ਪੰਜ ਰੂਪ ਪੰਜ ਵਾਸੂ ਕੀਨੇ ਕਾਲ ਕਰਤ ਕੁਮਾਰਿਆ ਔਰ ਕਰਮ ਪਾਇਆ ਬੁੱਧ ਨੇ ਕਉ ਸੇ ਨਾਮ ਹਰ ਕਹਿ ਲਾਗੇ ਹੈ ਨਾਮ ਤੈ ਤੋ ਆਨੰਦ ਕਰ ਆਨੰਦ ਵਾਜੇ ਅਰਥ ਸੁਣੋ ਬਟ ਭਾਗੀ ਹੋ ਸਗਲ ਮਨੋ ਪੂਜੇ ਆਗਰਮ ਪਾਇਆ ਸਗਲ ਰਸੂਲੇ ਰੋਗ ਸੱਤਾ ਬੋਲੇ ਸੁਣੀ ਸੱਚੀ ਪਾਈ ਸਤ ਸਾਧਨ ਭਏ ਸਤ ਲਗੇ ਸੁਰਤੇ ਪਾਈ ਹੁਣ ਦੇ ਕੁਦੀ ਕਹਤੇ ਭਵੇਂ ਸਤਗੁਰ ਰਹਿਆ ਪਰ ਪੂਰੇ ਗੁਰ ਚਰਨ ਲਾਗੇ ਅੱਜ ਅਲਵੰਤੂਰੇ ਸੋ ਅਮਨ ਗੁਰੂ ਪਾਣੀ ਅਮਨ ਗੁਰੂ ਪਾਣੀ ਮਾਤਾ ਧਰਮ ਮਹਾਤੋ ਦਿਲ ਰਾਮ ਹੋਏ ਰਾਜੀ ਦਾਇਆ ਹੋਏ ਲੈ ਸਭ ਜਗਤ ਆਈਆਂ ਆਈਆਂ ਤੰਗੇ ਆਈਆਂ ਆਈਆਂ ਵਟ ਧਰਮ ਹਜ਼ੂਰ ਕਰਮੀਆਂ ਕੋ ਆਪਣੀ ਦੇ ਦੇ ਜਿਨੀ ਰਾਮ ਤੇ ਆਇਆ ਤੇ ਮਸਕਤ ਕਾਲ ਨਾਨਕ ਦੇ ਉਹਨਾਂ ਚਿਰ ਮੇਰੇ ਨਾਲ ਜਪੋ ਜੋੜੋ ਮਨ ਆਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਤਨਾਮ ਗੱਜ ਕੇ ਗੱਜ ਕੇ ਵਾਹਿਗੁਰੂ ਸਾਹਿਬ ਜੀ ਆਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਤਨਾਮ ਸ੍ਰੀ ਵਾਹਿਗੁਰੂ ਸਾਰੀ ਸੰਗਤ ਆਤਨਾਮ હા હા ਪ੍ਰਭ ਪੂਰੀ ਲੋਚ ਹਮਾਰੀ ਕਰ ਇਸ਼ਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ ਸੰਤੋ RAM ਨਾਮ ਨਿਸਤਰੀਏ ਉਠਤ ਬੈਠਤ ਹਰ ਹਰ ਧਿਆਈਐ ਅਨ ਸੋ ਕ੍ਰਿਤ ਕਰੀਐ ਰਹਾਓ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਣੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਪੈ ਪਵਿੱਤਰਾ ਸਤਗੁਰ ਕੀ ਸੱਚ ਸਾਖੀ ਬਿਗਨ ਬਿਨਾਸਨ ਸਭ ਦੁਖ ਨਾਸਨ ਸਤਗੁਰ ਨਾਮ ਦਰੜਾਇਆ ਕੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬੇਗਨ ਬਿਨਾਸਨ ਸਭ ਦੁਖ ਨਾਸਨ ਸਤਗੁਰ ਨਾਮ ਦਰੜਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ